Thank you. ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਆਓ ਮਨੋਂ ਰਲ ਕੇ ਅਰਦਾਸ ਕਰੀਏ ਸਭ ਕੁਝ ਬੋਲੋ ਮੰਤਰ ਮੁਗਧ ਹੋ ਜਾਣਾ ਗੁਰੂ ਸਾਹਿਬ ਦੇ ਬਚਨਾਂ ਵਿੱਚ ਖੋ ਜਾਣਾ ਤਾਂ ਹੀ ਫਿਰ ਆਨੰਦ ਆਉਂਦਾ ਆਓ ਪੜੀਏ ਸਾਰੇ ਸੱਚੇ ਪਾਤਸ਼ਾਹ ਹਮ ਮੈਲੇ ਹਮ ਮੈਲੇ ਹਮ ਮੈਲੇ ਤੂੰ ਦਾਤਾ ਤੁਮ ਹਮ ਤੂੰ ਦਾਤਾ ਮੂਰਖ ਤੁਮ ਸਿਆਣੇ ਹਮ ਮੂਰਖ ਤੁਮ ਜਦਰ ਸਿਆਣੇ ਅਮੂਰਖ ਤੁਮ ਚਤਰ ਸਿਆਣੇ ਅਮੂਰਖ ਤੁਮ ਚਤਰ ਸਿਆਣੇ ਅਮੂਰਖ ਤੁਮ ਚਤਰ ਸਿਆਣੇ ਅਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਤੂੰ ਸਰਬ ਕਲਾ ਕਾ ਗਿਆਤਾ ਸਰਬ ਕਲਾ ਕਾ ਗਿਆਤਾ ਸਰਬ ਸੰਗੋ ਨਾ ਬਾਣੀ ਪੜਦੇ ਆ ਕਾਦੀ ਸੰਗ ਹੁੰਦੀ ਦੱਜ ਕੇ ਬੋਲੋ ਅਮਲੇ ਅਮਲੇ ਅਮਲੇ ਹਮ ਪੜੋ ਵੇ ਕੌਣ ਨਹੀਂ ਕੋਈ ਭਲੋ ਨਾ ਜਾਣੈ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪ੍ਰਭ ਜਾਚੈ ਕਹ ਨਾਨਕ ਹਮ ਇਹ ਆਵਾਦਾ ਰਾਖ ਸੰਤਨ ਸ੍ਰੀ ਨਵ ਸਾਰੀ ਜੀ ਨਾਮ ਭੁੱਲੇ ਨਾ ਭੁਲਾਵੇ ਨਾ ਬਿਸਰੀ ਨਵ ਸਾਰੀ ਜੀ ਨਾਮ ਭੁੱਲੇ ਨਾ ਭੁਲਾਵੇ ਨਾ ਬਿਸਰੀ ਨਵ ਸਾਰੀ ਸ੍ਰੀ ਨਾਮ ਸਾਰੀ ਜੀ ਨਾਮ ਸ੍ਰੀ ਨਾਮ ਸਾਰੀ ਜੀ ਨਾਮ ਸ੍ਰੀ ਨਾਮ ਸਾਰੀ ਜੀ ਨਾਮ ਸ੍ਰੀ ਨਾਮ ਸਾਰੀ ਨਾਮ ਸ੍ਰੀ ਨਾਮ ਸਾਰੀ ਜੀ ਨਾਮ ਸ੍ਰੀ ਨਾਮ ਸਾਰੀ ਜੀ ਨਾਮ ਸ੍ਰੀ ਨਾਮ ਸਾਰੀ ਜੀ ਨਾਮ ਸ੍ਰੀ ਨਾਮ ਸਾਰੀ ਨਾਮ ਭੁੱਲੇ ਨਾ ਭੁਲਾਵੇ ਨਾਮ ਭੁੱਲੇ ਨਾ ਵਸਾਰੀ ਨੇ ਆਪ ਭੁੱਲੇ ਨਾ ਭਾਵੇਂ ਨਾਮ ਸ੍ਰੀ ਨਾ ਵਸਾਰੀ ਨੇ ਆਪ ਭੁੱਲੇ ਨਾ ਭਾਵੇਂ ਨਾਮ ਸ੍ਰੀ ਨਾ ਵਸਾਰੀ ਨੇ ਨਾਮ ਭੁੱਲੇ ਨਾ ਭਾਵੇਂ ਨਾਮ ਸ੍ਰੀ ਨਾ ਵਸਾਰੀ ਨਾਮ ਭੁੱਲੇ ਨਾ ਭਾਵੇਂ ਨਾਮ ਸ੍ਰੀ ਨਾ ਵਸਾਰੀ ਨਾਮ ਭੁੱਲੇ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪੰਡਾਲ ਦਾ ਤੀਸਰਾ ਔਰ ਲਾਸਟ ਦੀਵਾਨ ਹੈ ਨੌਰਾ ਅਮਰਗੜ ਇਲਾਕੇ ਦੀ ਸਾਰੀ ਸੰਗਤ ਰਲ ਮਿਲ ਕੇ ਆਪ ਜੀ ਨੇ ਇਹ ਸਾਰਾ ਉਦਮ ਉਪਰਾਲਾ ਕੀਤਾ ਦੂਰੋਂ ਨੇੜਿਓਂ ਪਹੁੰਚ ਕੇ ਪਿਆਰ ਵਾਲੇ ਜਿਹੜੇ ਹਨ ਸਾਰੇ ਹਾਜ਼ਰੀਆਂ ਭਰ ਰਹੇ ਹਾਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਅੱਜ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ ਬੜੇ ਗੁਰਮੁਖ ਗੁਰਸਿੱਖ ਜਿਹੜੇ ਅੱਜ ਗੁਰੂ ਘਰ ਵਿੱਚ ਦਾਖਲਾ ਲੈ ਰਹੇ ਹਨ ਜਿਨ੍ਹਾਂ ਨੇ ਆਪਣਾ ਮਨ ਬਣਾਇਆ ਹੈ ਖੰਡੇ ਦੀ ਪੌਲ ਲੈਣੀ ਅੰਮ੍ਰਿਤ ਦੀ ਦਾਤ ਲੈਣੀ ਗੁਰੂ ਘਰ ਵਿੱਚ ਦਾਖਲਾ ਲੈਣਾ ਹੁੰਦਾ ਹੈ ਐਡਮਿਸ਼ਨ ਲੈਣੀ ਹੁੰਦੀ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਫੌਜ ਦਾ ਮਤਲਬ ਧਿਆਨ 'ਚ ਰੱਖਿਓ ਭਾਈ ਗੁਰਖੋ ਫੌਜ ਦਾ ਮਤਲਬ ਕੱਲਾ ਗੋਲੀ ਚਲਾਉਣਾ ਹੀ ਨਹੀਂ ਹੁੰਦਾ ਫੌਜ ਦਾ ਮਤਲਬ ਹਥਿਆਰ ਚਲਾਉਣਾ ਹੀ ਨਹੀਂ ਹੁੰਦਾ ਫੌਜ ਦਾ ਮਤਲਬ ਅਸਲ ਵਿੱਚ ਕੀ ਹੈ ਬੜੇ ਸਾਡੇ ਵੀਰ ਫੌਜੀ ਇਦਾਂ ਦੇ ਹੈ ਨੇ ਜਿਹੜੇ ਫੌਜ ਵਿੱਚ 18 ਸਾਲ ਲਾ ਕੇ ਆਏ ਨੇ ਪਰ ਕਦੇ ਜੰਗ ਵਿੱਚ ਨਹੀਂ ਗਏ ਬਹੁਤ ਫੌਜੀਆਂ ਨੂੰ ਪੁੱਛੋ ਵੀ ਭਾਈ ਤੂੰ ਫੌਜ 'ਚ ਰਹਿ ਕੇ ਆਇਆ ਜੰਗ 'ਚ ਵੀ ਗਿਆ ਸੀ ਕਹਿੰਦਾ ਨਾ ਜੰਗ ਵਿੱਚ ਗਿਆ ਨਹੀਂ ਪਰ ਫਿਰ ਵੀ ਉਹ ਫੌਜੀ ਹੈ ਜੋ ਜੰਗ ਵਿੱਚ ਨਹੀਂ ਗਿਆ ਫਿਰ ਵੀ ਉਹ ਫੌਜੀ ਹੈ ਭਾਈ ਫੌ ਫਿਰ ਇਹਦਾ ਫੌਜ ਦਾ ਅਰਥ ਕੀ ਹੋਇਆ ਫੌਜੀ ਦਾ ਮਤਲਬ ਹੀ ਫੌਜ ਦਾ ਮਤਲਬ ਹੀ ਡਿਸਪਲਨ ਵਾਲਾ ਜੀਵਨ ਹੁੰਦਾ ਹੈ ਜਿਹੜਾ ਵੀ ਕੋਈ ਫੌਜ ਵਿੱਚ ਭਰਤੀ ਹੁੰਦਾ ਹੈ ਉਹਦਾ ਮਤਲਬ ਹੀ ਇਹ ਹੈ ਇਹੀ ਸਿਖਾਇਆ ਜਾਂਦਾ ਹੈ ਵੀ ਤੁਸੀਂ ਕਿਵੇਂ ਕਦਮ ਨਾਲ ਕਦਮ ਮਿਲਾ ਕੇ ਤੁਰਨਾ ਹੈ ਚਾਲ ਸਿਖਾਈ ਜਾਂਦੀ ਹੈ ਉੱਠਣਾ ਬਹਿਣਾ ਚੱਲਣਾ ਬੋਲਣਾ ਹਰ ਚੀਜ਼ ਜਿਹੜੀ ਹੈ ਸਿਖਾਈ ਜਾਂਦੀ ਹੈ ਕੱਲੀ ਬੰਦੂਕ ਨਹੀਂ ਜਾਂਦੇ ਨੂੰ ਥੋੜਾ ਰਾਈਫਲ ਫੜਾ ਦਿੰਦੇ ਨੇ ਪਹਿਲਾਂ ਕਹਿੰਦੇ ਨੇ ਤੂੰ ਤੁਰਨਾ ਸਿੱਖ ਚਾਲ ਤੇਰੀ ਸਹੀ ਨਿਕਲੇ ਪਹਿਲਾਂ ਤੁਰਨਾ ਦੱਸਦੇ ਆ ਗੁਰਮਖੋ ਕਹਿੰਦੇ ਭਾਈ ਕਦਮ ਨਾਲ ਕਦਮ ਮਿਲਾ ਕੇ ਚੱਲੋ ਜਿਹੜਾ ਬਹੁਤਾ ਸਲੋ ਚੱਲੇ ਕਹਿੰਦੇ ਤੂੰ ਵੀ ਚੱਲ ਕਰ ਤੇ ਜਿਹੜਾ ਦੂਜਿਆਂ ਨਾਲੋਂ ਤੇਜ਼ ਹੋ ਕੇ ਤੁਰੇ ਕਦਮ ਨਾਲ ਕਦਮ ਨਾਲ ਮਿਲਾ ਕੇ ਸਗੋਂ ਗਾਂ ਨੂੰ ਵੱਧ ਜੇ ਕਹਿੰਦੇ ਤੂੰ ਵੀ ਚੱਲ ਕਰ ਨਾ ਇੱਥੇ ਤੇਜ਼ ਫਿੱਟ ਆਉਣਾ ਨਾ ਬਹੁਤਾ ਸਲੋ ਸੈਟ ਆਉਣਾ ਨਿਕਲ ਚੱਲੋ ਅਸਲ ਵਿੱਚ ਫੌਜ ਦਾ ਮਤਲਬ ਹੈ ਕਦਮ ਨਾਲ ਕਦਮ ਮਿਲਾ ਕੇ ਤੁਰਨਾ ਖਾਲਸਾ ਅਕਾਲ ਪੁਰਖ ਕੀ ਫੌਜ ਜੇ ਫੌਜੀ ਦੀ ਜ਼ਿੰਦਗੀ 'ਚ ਡਿਸਪਲਿਨ ਹੈ ਨਹੀਂ ਲੈ ਕੱਲੀ ਰਾਈਫਲ ਚਲਾਉਣ ਲੱਗ ਗਿਆ ਰਾਈਫਲ ਤੇ ਇੱਥੇ ਵੀ ਤਿੱਤਰ ਮਾਰੀ ਜਾਂਦੇ ਨੇ ਬਥੇਰੇ ਜਿਹੜੇ ਕਦੇ ਗਏ ਵੀ ਨਹੀਂ ਫੌਜ ਵਿੱਚ ਨਿਸ਼ਾਨਾ ਤੇ ਉਹ ਵੀ ਲਾ ਲੈਂਦੇ ਆ ਹੋ ਸਕਦਾ ਫੌਜੀਆਂ ਤੋਂ ਵਧੀਆ ਹੀ ਲਾ ਲੈਣ ਜਿਹੜਾ ਹੁਣ ਤਿੱਤਰ ਮਾਰਦਾ ਰਿਹਾ ਮਾਰਦਾ ਰਿਹਾ ਹੋ ਸਕਦਾ ਉਦੋਂ ਵੀ ਨਿਸ਼ਾਨਾ ਉਹਦਾ ਵਧੀਆ ਹੋ ਜੇ ਕਬੂਤਰ ਹੀ ਮਾਰੀ ਜਾਂਦਾ ਘੁੱਗੀਆਂ ਹੀ ਮਾਰੀ ਜਾਂਦਾ ਹੋ ਸਕਦਾ ਭਾਈ ਫੌਜੀ ਦਾ ਤੇ ਮਤਲਬ ਹੀ ਡਿਸਪਲਨ ਹੈ ਫੌਜ ਦਾ ਤੇ ਮਤਲਬ ਹੀ ਡਿਸਪਲਨ ਵਾਲਾ ਜੀਵਨ ਡਿਸਪਲਨ ਨੂੰ ਆਪਾਂ ਜੇ ਆਪਾਂ ਆਪਣੀ ਭਾਸ਼ਾ 'ਚ ਕਹੀਏ ਗੁਰਮਤ ਵਾਲੀ 'ਚ ਇਹਦਾ ਅਰਥ ਹੈ ਮਰਿਆਦਾ ਮਰਿਆਦਾ 'ਚ ਰਹਿਣਾ ਜਿਹੜਾ ਮਰਿਆਦਾ 'ਚ ਨਹੀਂ ਰਾਈਫਲ ਚਲਾਉਣੀ ਆ ਗਈ ਰਾਈਫਲ ਚੁੱਕੀ ਫਿਰਦਾ ਰਾਈਫਲ ਚਲਾਉਣੀ ਵੀ ਆ ਗਈ ਵਰਦੀ ਵੀ ਪਾ ਲਈ ਉਹਨੇ ਪਰ ਯੂਨੀਫਾਰਮ ਪਾਉਣ ਦੇ ਨਾਲ ਉਹ ਫੌਜੀ ਨਹੀਂ ਫੌਜੀ ਤੇ ਤਾਂ ਮੰਨਾਂਗੇ ਜੇ ਉਹਦੀ ਜ਼ਿੰਦਗੀ ਵਿੱਚ ਮਰਿਆਦਾ ਆ ਜਾਵੇ ਡਿਸਪਲਨ ਆ ਜਾਵੇ ਜੇ ਫੌਜੀ ਵਾਲਾ ਡਿਸਪਲਨ ਨਾ ਆਇਆ ਫਿਰ ਕੋਈ ਫੌਜੀ ਰਾਈਫਲ ਚਲਾਉਣ ਨੂੰ ਥੋੜਾ ਹੁਣ ਮੈਂ ਜੇ ਇੱਥੇ ਸ੍ਰੀ ਸਾਹਿਬ ਚੁੱਕੀ ਫਿਰਾਂ ਵੀ ਮੈਂ ਅਸੀਂ ਹੁਣ ਖਾਲਸਾ ਅਕਾਲ ਪੁਰਖ ਦੀ ਫੌਜ ਬਣ ਗਿਆ ਜੀ ਮੈਂ ਜਾਂ ਮੈਂ ਸਿਰਸਾ ਪਾ ਲਈ ਗਾਤਰਾ ਪਾ ਲਿਆ ਮੈਂ ਚੋਲਾ ਪਾ ਲਿਆ ਮੈਂ ਦਸਤਾਰ ਬੰਨ ਲਈ ਤੇ ਮੈਂ ਆਖਾਂ ਵੀ ਮੈਂ ਫੌਜੀ ਹੋ ਗਿਆ ਗੁਰੂ ਗੋਬਿੰਦ ਸਿੰਘ ਦਾ ਨਾ ਇਹ ਗੱਲ ਇਹ ਗੱਲ ਦਿਮਾਗ 'ਚ ਰੱਖੋ ਖਾਲਸਾ ਅਕਾਲ ਪੁਰਖ ਦੀ ਫੌਜ ਦਾ ਮਤਲਬ ਹੀ ਇਹ ਹੈ ਵੀ ਜਿਹੜੇ ਮਰਿਆਦਾ ਵਿੱਚ ਰਹਿੰਦੇ ਹਨ ਪਹਿਲਾ ਮਰਿਆਦਾ ਸਿੱਖ ਚਾਲ ਸਿੱਖ ਤੇ ਚਾਲ ਕਿਹੜੀ ਸਿੱਖਣੀ ਹੈ ਗੁਰ ਸਿੱਖ ਮੀਤ ਚੱਲੋ ਹੋ ਗੁਰ ਚਾਲੀ ਤੂੰ ਗੁਰੂ ਦੀ ਚਾਲੇ ਤੁਰ ਕਦਮ ਨਾਲ ਕਦਮ ਮਲਾ ਇੱਕ ਰਸ ਜੀਵਨ ਹੋਵੇ ਸਹਿਜ ਵਾਲਾ ਜੀਵਨ ਹੋਵੇ ਟਿਕਾ ਵਾਲਾ ਜੀਵਨ ਹੋਵੇ ਅੰਦਰ ਸ਼ਾਂਤੀ ਰਵੇ ਮਰਿਆਦਾ ਵਿੱਚ ਆ ਜਾ ਤੇ ਜਿਹੜਾ ਬੰਦਾ ਮਰਿਆਦਾ ਤੋਂ ਬਾਹਰ ਤੁਰਿਆ ਫਿਰਦਾ ਹੈ ਮਾਫ ਕਰਨਾ ਉਹ ਭਾਵੇਂ ਰਾਈਫਲ ਭਾਵ ਚੁੱਕੀ ਵੀ ਫਿਰੇ ਉਹ ਫੌਜੀ ਕੋਈ ਨਹੀਂ ਕਿਰਪਾਨ ਚੁੱਕੀ ਵੀ ਫਿਰੇ ਪਾਈ ਵੀ ਫਿਰੇ ਪਰ ਜੇ ਸਾਡੇ ਜੀਵਨ ਵਿੱਚ ਕੋਈ ਮਰਿਆਦਾ ਹੀ ਨਹੀਂ ਫਿਰ ਅਸੀਂ ਕੋਈ ਖਾਲਸਾ ਕਾਲਪੁਰ ਕੀ ਫੌਜ ਨਹੀਂ ਭਾਵੇਂ ਲੱਖਾਂ ਹੀ ਤੁਰੇ ਫਿਰਦੇ ਆ ਅਸੀਂ ਅੱਜ ਲੱਖਾਂ ਹੀ ਆ ਪਰ ਜੇ ਸਾਡੇ ਕਦਮ ਨਾਲ ਕਦਮ ਮਿਲਦੇ ਨੇ ਚਲੋ ਮੈਨੂੰ ਦੱਸੋ ਕੀ ਮਸ਼ੀਨਰੀਆਂ ਦੇ ਤੇ ਅਖੰਡ ਕੀਰਤਨੀਆਂ ਦੇ ਤੇ ਟਕਸਾਲੀਆਂ ਦੇ ਤੇ ਨਾਨਕਸਰੀਆਂ ਦੇ ਤੇ ਰਾੜੇ ਵਾਲਿਆਂ ਦੇ ਕਦਮ ਨਾਲ ਕਦਮ ਮਿਲਦੇ ਨੇ ਅਕਾਲ ਖਾਲਸਾ ਕਾਲਪੁਰ ਕੀ ਫੌਜ ਕਿੱਥੋਂ ਬਣ ਗਿਆ ਫਿਰ ਬਣਾਂਗੇ ਕਿਵੇਂ ਨਾ ਕਾਲ ਖਾਲਸਾ ਕਾਲਪੁਰ ਕੀ ਫੌਜ ਹੈ ਉਦਨ ਗੁਰੂ ਵਿੱਚ ਵਸਦਾ ਹੈ ਮਾਰਾ ਕਹਿੰਦੇ ਮੈਂ ਦੂਰ ਨਹੀਂ ਤੁਹਾਡੇ ਤੋਂ ਤੁਹਾਡੇ ਵਿੱਚ ਹੋਊਗਾ ਪਰ ਇਕੱਠੇ ਤੇ ਹੋ ਜਾਓ ਜਦੋਂ ਅਸੀਂ ਕਦਮ ਨਾਲ ਕਦਮ ਮਿਲਾ ਕੇ ਤੁਰਾਂਗੇ ਫਿਰ ਦੁਨੀਆ ਪੁੱਛੇਗੀ ਕੌਣ ਹੋ ਤੁਸੀਂ ਆ ਸਿਖਾਇਆ ਤੁਹਾਨੂੰ ਕਿੰਨੇ ਐ ਸਿੱਖੇ ਕਿੱਥੋਂ ਹੋ ਤੁਹਾਨੂੰ ਸਿਖਾਇਆ ਕਿੰਨੇ ਤੁਹਾਨੂੰ ਪੜਾਇਆ ਕਿੰਨੇ ਤੁਹਾਨੂੰ ਇਹ ਦੱਸਿਆ ਕਿੰਨੇ ਇਹ ਮਰਿਆਦਾ ਤੁਹਾਨੂੰ ਕਿੰਨੇ ਸਿਖਾਤੀ ਇਹੋ ਜਿਹਾ ਜਿਉਣ ਦਾ ਢੰਗ ਤੁਹਾਨੂੰ ਕਿੰਨੇ ਸਿਖਾਤਾ ਭਾਈ ਬਾਗ ਚੰਗਾ ਹੋਵੇ ਅਗਲਾ ਮਾਲੀ ਦੀ ਸ਼ੋਭਾ ਕਰਦਾ ਹੈ ਫਲਵਾੜੀ ਚੰਗੀ ਹੈ ਬਹੁਤ ਸੋਹਣੇ ਫੁੱਲ ਖਿੜੇ ਨੇ ਕਿਹੜਾ ਮਾਲੀ ਹੈ ਵੀ ਬਾਗ ਚੰਗਾ ਬਾਗਬਾਨ ਕੌਣ ਹੈ ਇਸ ਬਾਗ ਨੂੰ ਸੰਭਾਲਣ ਵਾਲਾ ਕੌਣ ਹੈ ਇਸੇ ਤਰ੍ਹਾਂ ਗੁਰਮਖੋ ਜਦੋਂ ਆ ਇਕੱਠੇ ਹੋ ਜਾਈਏ ਕਿਤੇ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਸਿੱਖ ਲਈਏ ਮਸਲਿਆਂ ਤੇ ਕਿਸੇ ਕੰਮ ਵਿੱਚ ਇਕੱਠੇ ਹੋਣ ਦੀ ਆਦਤ ਆ ਜਾਵੇ ਤਾਂ ਖਾਲਸਾ ਕਾਲਪੁਰਖ ਪੁਰਖੀ ਫੌਜ ਹੈ ਤਾਂ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਵੀ ਸੋਭਾ ਹੈ ਤਾਂ ਲੋਕਾਂ ਨੇ ਆਖਣਾ ਹੈ ਕੌਣ ਸੀ ਇਹਨਾਂ ਨੂੰ ਸਿਖਾ ਕੌਣ ਗਿਆ ਪਤਾ ਨਹੀਂ ਕੀ ਬਾਟੇ 'ਚ ਪਿਆਇਆ ਘੋਲ ਕੇ ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ ਉਹ ਪਤਾ ਨਹੀਂ ਕੀ ਐਸਾ ਪਲਾ ਗਿਆ ਐਸਾ ਪੀਰ ਰਸ ਐਸਾ ਸਪਿਰਟ ਜਜ਼ਬਾ ਭਰ ਗਿਆ ਜਾਤਾਂ ਪਾਤਾਂ ਸਭ ਖਤਮ ਕਰਕੇ ਐਸੀ ਚੜ੍ਹਦੀ ਕਲਾ ਬਖਸ਼ ਗਿਆ ਪਤਾ ਨਹੀਂ ਕੀ ਬਾਟੇ 'ਚ ਪਲਾ ਪਿਆਇਆ ਘੋਲ ਕੇ ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ ਕੋਈ ਵੀ ਨਾ ਉਸ ਦੇ ਸਮਾਨ ਤੁੱਲਿਆ ਅੱਖੀਆਂ 'ਚ ਦੇਖਿਆ ਜਹਾਨ ਤੋਰ ਕੇ ਉਹਦੇ ਬਰਾਬਰ ਕੋਈ ਵੇਖਿਆ ਹੀ ਨਹੀਂ ਉਹੋ ਜਿਹਾ ਲੱਭਿਆ ਹੀ ਕੋਈ ਜੋ ਮਹਾਨ ਕਿਰਪਾ ਕਲਗੀ ਵਾਲੇ ਸੱਚੇ ਪਾਤਸ਼ਾਹ ਸਰਬੰਸ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਰਕੇ ਸਾਡੇ ਤੇ ਤਾਂ ਕਰਕੇ ਭਾਈ ਮਰਿਆਦਾ ਵਿੱਚ ਆਓ ਤਾਂ ਤਾਂ ਰਹਿਤਵਾਨ ਸਿੱਖ ਬਣੀਏ ਤੇ ਜਿਹੜਾ ਰਹਿਤ ਵਿੱਚ ਰਹਿਣ ਵਾਲਾ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਲਾ ਰਹਿਤ ਬਿਨਾ ਨਹਿ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਜਿਹੜਾ ਰਹਿਤ ਛੱਡਦਾ ਹੈਗਾ ਉਹ ਤੇ ਚੋਟਾਂ ਹੀ ਖਾਂਦਾ ਫਿਰੇਗਾ ਉਹ ਤੇ ਠੋਕਰਾਂ ਹੀ ਖਾਏਗਾ ਜਿਵੇਂ ਰੋੜਾ ਪਿਆ ਹੁੰਦਾ ਕਦੇ ਕੋਈ ਠੋਕਰ ਮਾਰ ਕੇ ਉਧਰ ਲੈ ਜਾਂਦਾ ਹੈ ਕਦੇ ਕੋਈ ਠੋਕਰ ਮਾਰ ਕੇ ਉਧਰ ਲੈ ਜਾਂਦਾ ਹੈ ਆਪਾਂ ਨੂੰ ਵੀ ਇਦਾਂ ਹੀ ਲੈ ਜਾਣਗੇ ਲੋਕੀ ਠੋਕਰਾਂ ਮਾਰ-ਮਾਰ ਕੇ ਅਗਲਾ ਮਾੜੀ ਜੀ ਗੱਲ ਕਹਿ ਦੂ ਸਾਡਾ ਮਨ ਫਿਰ ਉਧਰ ਨੂੰ ਤੁਰ ਜੂ ਦੂਜੇ ਨੇ ਕੁਝ ਕਹਿਤਾ ਫਿਰ ਉਧਰ ਨੂੰ ਤੁਰ ਜੂ ਤੀਜੇ ਨੇ ਕਹਿਤਾ ਫਿਰ ਉਹਦੀਆਂ ਗੱਲਾਂ 'ਚ ਆ ਜਾਾਂਗੇ ਠੋਕਰਾਂ ਖਾਣ ਦਾ ਮਤਲਬ ਹੀ ਗੱਲਾਂ ਚ ਆਉਣਾ ਹੈ ਜਿਹੜਾ ਕਦੇ ਕਿਸੇ ਦੇ ਪੈਰ ਨਾਲ ਇੱਧਰ ਨੂੰ ਕਿਸੇ ਦੇ ਪੈਰ ਨਾਲ ਇੱਧਰ ਨੂੰ ਜਿਹੜਾ ਅੰਦਰੋਂ ਠੋਕਰਾਂ ਹੀ ਖਾ ਰਿਹਾ ਫਿਰ ਹਰੇਕ ਦੀ ਚੋਟ ਉਹਦੇ ਲੱਗਦੀ ਆ ਉਹਨੂੰ ਹਰੇਕ ਦੇ ਪਿੱਛੇ ਤੁਰ ਪੈਂਦਾ ਹੈ ਤਾਂ ਕਰਕੇ ਭਾਈ ਮਰਿਆਦਾ ਵਾਲਾ ਜੀਵਨ ਕਹੋ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੈ ਅਬਰਨ ਕਹਿੰਦੇ ਪੂਰਨ ਮਨੁੱਖ ਕੌਣ ਹੈ ਜੀ ਅਸਲੀ ਖਾਲਸਾ ਖਾਲਸਾ ਕਹਿ ਲੋ ਭਾਵੇਂ ਤੁਸੀਂ ਗੁਰਸਿੱਖ ਕਹਿ ਲੋ ਭਗਤ ਕਹਿ ਲੋ ਗੁਰਮੁਖ ਕਹਿ ਲੋ ਕੌਣ ਹੈ ਜਿਹਦੇ ਹਿਰਦੇ ਵਿੱਚ ਇੱਕ ਪ੍ਰਮਾਤਮਾ ਤੋਂ ਬਿਨਾ ਕੋਈ ਦੂਜਾ ਨਾ ਹੋਵੇ ਆਖੋ ਸਤਨਾਮ ਸ੍ਰੀ ਵਾਹਿ ਪ੍ਰਮਾਤਮਾ ਹੀ ਪ੍ਰਮਾਤਮਾ ਹੋਵੇ ਰੱਬ ਤੋਂ ਬਿਨਾ ਕਿਸੇ ਦੂਜੇ ਨੂੰ ਨਾ ਮੰਨੇ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਵੀ ਤੇ ਪ੍ਰਮਾਤਮਾ ਨੂੰ ਮੰਨਣਾ ਹੀ ਹੋ ਜਾਂਦਾ ਹੈ ਗੁਰ ਪਰਮੇਸ਼ਰ ਏਕੋ ਜਾਨ ਜਾਂ ਆਪਾਂ ਪੜਦੇ ਆ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ ਉਹਦੇ ਜੀਵੜ ਉਹਦੇ ਬਰਾਬਰ ਹੈ ਹੀ ਕੋਈ ਫਿਰ ਬੇਨਤੀ ਨੂੰ ਸੁਣੋ ਇਹ ਇਹ ਸ਼ਬਦ ਆਪਾਂ ਸ਼ੁਰੂ ਤੋਂ ਪੜੋ ਰੇ ਜੀ ਨਲਜ ਲਾਜ ਤੋਹਿ ਨਹੀਂ ਹਰ ਤਜ ਕਤ ਕਾਹੂ ਕੇ ਜਾਹੀ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਸ ਰੇ ਜੀ ਨਲਜ ਲਾਜ ਤੋਹਿ ਨਹੀਂ ਹਰ ਤਜ ਕਤ ਕਾਹੂ ਕੇ ਜਾਹੀ ਸੁਣਿਓ ਧਿਆਨ ਨਾਲ ਭਗਤ ਕਬੀਰ ਸਾਹਿਬ ਕੀ ਗੀਤ ਬਚਨ ਚਾਹੇ ਭਗਤ ਕਬੀਰ ਸਾਹਿਬ ਦਾ ਹੈ ਚਾਹੇ ਬਾਬਾ ਫਰੀਦ ਸਾਹਿਬ ਜੀ ਦਾ ਹੈ ਚਾਹੇ ਗੁਰੂ ਨਾਨਕ ਸਾਹਿਬ ਦਾ ਹੈ ਚਾਹੇ ਗੁਰੂ ਅਰਜਨ ਦੇਵ ਜੀ ਦਾ ਹੈ ਪੂਰਨ ਰੂਪ ਵਿੱਚ ਸਾਡੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਸਾਡੇ ਗੁਰੂ ਜੀ ਦਾ ਹੁਕਮ ਹੈ ਸਾਡੇ ਗੁਰੂ ਜੀ ਦਾ ਫਰਮਾਨ ਹੈ ਸਾਡੇ ਗੁਰੂ ਜੀ ਦਾ ਬਚਨ ਹੈ ਪੂਰਨ ਸ਼ਰਧਾ ਭਾਵਨਾ ਸਤਿਗੁਰ ਦੇ ਬਚਨਾਂ ਤੇ ਰੱਖੀਏ ਪੂਰਨ ਭਰੋਸਾ ਗੁਰੂ ਜੀ ਦੇ ਬਚਨਾਂ ਤੇ ਰੱਖੀਏ ਪੂਰਨ ਪ੍ਰਤੀਤ ਆਪਣੇ ਸਤਿਗੁਰ ਦੇ ਬਚਨਾਂ ਤੇ ਰੱਖੀਏ ਹੁਣ ਬੇਨਤੀ ਨੂੰ ਸੁਣੋ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਓਏ ਬਸ਼ਰਮ ਮਨਾ ਬੇਸ਼ਰਮ ਮਨਾ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਆਪ ਨੂੰ ਕਹਿਣਾ ਰੇ ਜੀ ਨਲੱਜ ਨਲੱਜ ਹੁੰਦਾ ਲੱਜ ਹੁੰਦਾ ਸ਼ਰਮ ਨਲੱਜ ਬਸ਼ਰਮ ਉਹ ਬਸ਼ਰਮ ਮਨਾ ਤੈਨੂੰ ਸ਼ਰਮ ਨਹੀਂ ਆਉਂਦੀ ਰੇ ਜੀ ਨਲੱਜ ਲਾਜ ਤੋਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਏ ਹਰੀ ਨੂੰ ਪਰਮਾਤਮਾ ਨੂੰ ਛੱਡ ਕੇ ਕਿਉਂ ਕਿਤੇ ਤੱਕੇ ਖਾਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਜਾਂਦਾ ਹੈ ਕਿਤੇ ਪਰਮਾਤਮਾ ਨੂੰ ਛੱਡ ਕੇ ਕਿਉਂ ਦਰ-ਦਰ ਤੇ ਫਿਰਨਾ ਹੈ ਕਿਉਂ ਫਿਰਦਾ ਥਾਂ ਥਾਂ ਇਹ ਆਪਾਂ ਸਾਰਿਆਂ ਨੇ ਮਨ 'ਚ ਕਹਿਣਾ ਜੋ ਗੁਰੂ ਜੀ ਕਹਿਣ ਉਹੀ ਆਪਾਂ ਕੋ ਜੋ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਉਹੀ ਸਾਡੇ ਵਿਚਾਰ ਬਣ ਗਏ ਗੁਰਮਖੋ ਮੌਜ ਤਾਂ ਲੱਗਣੀ ਐ ਦਿਲ ਨਾਲ ਦਿਲ ਮਿਲੇ ਮਨ ਨਾਲ ਮਨ ਮਿਲੇ ਦੇਹ ਨਾਲ ਦੇਹ ਤੇ ਬੈਠੀ ਹੋਈ ਐ ਦੇਹ ਕੋਲ ਦੇਹ ਤੇ ਆ ਦੇਹ ਆਪਣੀ ਆ ਦੇਹ ਤੇ ਗੁਰੂ ਜੀ ਦੀ ਦੇਹ ਆਪਣੇ ਕੋਲ ਹੀ ਐ ਗ੍ਰੰਥ ਦੇਹ ਐ ਗਿਆਨ ਗੁਰੂ ਐ ਸਿੱਖ ਦੇਹ ਨਹੀਂ ਮਨ ਐ ਸੁਰਤ ਐ ਸਰੀਰ ਨਹੀਂ ਦੇਹ ਕੋਲ ਤੇ ਦੇਹ ਬੈਠੀ ਐ ਆ ਵੇਖੋ ਬਰਾਬਰ ਬੈਠੇ ਨੇੜੇ ਨੇੜੇ ਪਰ ਸਰੀਰ ਕੋਲ ਸਰੀਰ ਵਹਿਣ ਨੂੰ ਸਰੀਰ ਦਾ ਇਹ ਇਹ ਸਰੀਰ ਦਾ ਸਰੀਰ ਕੋਲ ਬਹਿ ਜਾਣਾ ਇਹ ਮੇਲ ਨਹੀਂ ਮਨ ਮਿਲੇ ਤਾਂ ਮੇਲ ਬਣਾਂਗੇ ਸਾਡਾ ਮਨ ਗੁਰੂ ਸਾਹਿਬ ਦੇ ਬਚਨਾਂ ਤੱਕ ਜਾਵੇ ਸਾਡਾ ਚਿੱਤ ਗੁਰੂ ਦੇ ਚਿੱਤ ਵਿੱਚ ਸਮਾ ਜਾਵੇ ਚਿੱਤ ਹੈ ਚਿੱਤ ਸਮਾਏ ਹੋਵੇ ਰੰਗ ਕਾ ਨਾ ਗੁਰੂ ਦੇ ਚਿੱਤ ਵਿੱਚ ਸਾਡਾ ਚਿੱਤ ਸਮਾਜੇ ਗੁਰੂ ਨਾਨਕ ਦਾ ਮਨ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਮਨ ਹੈ ਗੁਰੂ ਗ੍ਰੰਥ ਸਾਹਿਬ ਭਗਤ ਕਬੀਰ ਸਾਹਿਬ ਦਾ ਮਨ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਮਨ ਤੇ ਗੁਰੂ ਦਾ ਮਨ ਇੱਕ ਹੋ ਜੇ ਮਤਲਬ ਸਾਡੇ ਵਿਚਾਰ ਤੇ ਗੁਰੂ ਦੇ ਵਿਚਾਰ ਇੱਕ ਹੋ ਜਾਣ ਵਿਚਾਰਾਂ ਨੂੰ ਹੀ ਮਨ ਕਹਿੰਦੇ ਨੇ ਵਿਚਾਰਾਂ ਦੇ ਸੰਗ੍ਰਹਿ ਨੂੰ ਮਨ ਕਹਿੰਦੇ ਨੇ ਸੰਕਲਪ ਵਿਕਲਪ ਪੈਦਾ ਹੁੰਦੇ ਨੇ ਸਾਡੇ ਅੰਦਰ ਹੀ ਮਨ ਹੈ ਗੁਰੂ ਦੇ ਸਤਿਗੁਰਾਂ ਦਾ ਮਨ ਇਹ ਆਪਾਂ ਪਤਾ ਕੀ ਕਹਿੰਦੇ ਆ ਦਸਾਂ ਪਾਤਸ਼ਾਹੀਆਂ ਦਾ ਆਤਮਿਕ ਸਰੂਪ ਆਤਮਾ ਮਨ ਵੇਖਣਾ ਕਿਸੇ ਦਾ ਤੇ ਉਹਦੇ ਵਿਚਾਰ ਵੇਖਣੇ ਪੈਂਦੇ ਕਿਸੇ ਦਾ ਮਨ ਕਿੱਦਾਂ ਦਾ ਹੈ ਉਹਦੇ ਵਿਚਾਰਾਂ ਤੋਂ ਹੀ ਪਤਾ ਲੱਗੂ ਸਰੀਰ ਵੇਖ ਕੇ ਕਿਵੇਂ ਪਤਾ ਲੱਗੂ ਇਹਦੇ ਵਿਚਾਰ ਕਿੱਦਾਂ ਦੇ ਸਰੀਰ ਨੂੰ ਵੇਖ ਕੇ ਨਹੀਂ ਪਤਾ ਲੱਗਣਾ ਵਿਚਾਰਾਂ ਤੋਂ ਪਤਾ ਲੱਗਦਾ ਇਹਦਾ ਮਨ ਕਿੱਦਾਂ ਦਾ ਹੈ ਤੇ ਸਤਿਗੁਰਾਂ ਦਾ ਮਨ ਸਾਡਾ ਮਨ ਬਣ ਜਾਵੇ ਸਤਿਗੁਰਾਂ ਦੇ ਵਿਚਾਰ ਸਾਡੇ ਵਿਚਾਰ ਬਣ ਜਾਣ ਉਹ ਜੋਤ ਨਾਲ ਫਿਰ ਜੋਤ ਮਿਲਣੀ ਕਹਿੰਦੇ ਨੇ ਦੇਹ ਨਾਲ ਦੇਹ ਮਿਲ ਗਈ ਇਹਨੂੰ ਇਹਨੂੰ ਇਹ ਤੇ ਸਰੀਰ ਕੋਲ ਸਰੀਰ ਆਇਆ ਜਿਵੇਂ ਆਪਾਂ ਪੜਦੇ ਆ ਆਨੰਦ ਕਾਰਜ ਹੁੰਦੇ ਨੇ ਆਪਾਂ ਕਹਿੰਦੇ ਆ ਭਾਈ ਧਨ ਪੇਰੇ ਨਾ ਕੀਏ ਬਹਿਨੇ ਇਕੱਠੇ ਹੋਏ ਪਤੀ ਪਤਨੀ ਇਹ ਨਹੀਂ ਵੀ ਜਿਹੜੇ ਆ ਬਹਿ ਕੇ ਇਕੱਠੇ ਗੋਡੇ ਨਾਲ ਗੋਡਾ ਜੋੜ ਕੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਈ ਇਹ ਪਤੀ ਪਤਨੀ ਨਹੀਂ ਪਤੀ ਪਤਨੀ ਕੌਣ ਨੇ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪਤੀ ਪਤਨੀ ਕੌਣ ਨੇ ਜਿਨ੍ਹਾਂ ਦੀ ਜੋਤ ਜੋਤ ਦਾ ਅਰਥ ਉਹ ਲਾਟ ਨਹੀਂ ਕੋਈ ਜੋਤ ਦਾ ਮਤਲਬ ਹੁੰਦਾ ਗਿਆਨ ਜਿਵੇਂ ਆਪਾਂ ਪੜ੍ਹਦੇ ਹਾਂ ਗੁਰ ਸਾਖੀ ਗੁਰੂ ਦੀ ਜਦੋਂ ਸਿੱਖਿਆ ਸੁਣੀ ਫਿਰ ਸਾਡੇ ਅੰਦਰ ਚਾਨਣ ਹੋ ਗਿਆ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਕਹਿੰਦੇ ਨੇ ਗਿਆਨ ਨੂੰ ਜੋਤ ਜਗਾਉਣੀ ਹੈ ਆਪਣੇ ਅੰਦਰ ਆਖੋ ਸਤਨਾਮ ਵਾਹਿਗੁਰੂ ਜੋਤ ਤੇ ਜਗਾਉਣੀ ਹੈ ਆਪਣੇ ਅੰਦਰ ਜਗਾਉਣੀ ਹੈ ਚਾਨਣ ਆਪਣੇ ਅੰਦਰ ਕਰਨਾ ਹੈ ਭਟਕਦੇ ਫਿਰਦੇ ਸੀ ਚਾਨਣ ਹੋ ਗਿਆ ਗੁਰਬਾਣੀ ਦੀ ਅਕਲ ਆ ਗਈ ਤੇ ਚਾਨਣ ਹੋ ਗਿਆ ਜਿਵੇਂ ਹੁਣ ਗੁਰੂ ਦੀ ਸਿੱਖਿਆ ਸੁਣੀ ਸਾਡੇ ਅੰਦਰ ਭਾਈ ਚਾਨਣ ਹੋ ਗਿਆ ਹਨੇਰੇ 'ਚ ਟੱਕਰਾਂ ਮਾਰਦੇ ਫਿਰਦੇ ਸੀ ਚਾਨਣ ਹੋ ਗਿਆ ਇਹ ਜੋਤ ਜਗਾਉਣੀ ਨਹੀਂ ਭੁੱਲਣੀ ਇਹ ਜੋਤ ਜਗਾਉਣੀ ਛੱਡ ਦਿੱਤੀ ਹੈ ਬਸ ਇੱਕੋ ਹੀ ਜੋਤ ਦੇ ਮਗਰ ਪਏ ਆ ਕਿਉ ਫੂਕੀ ਚੱਲੋ ਫੂਕੀ ਚੱਲੋ ਫੂਕੀ ਚੱਲੋ ਫੂਕੀ ਚੱਲੋ ਤੇ ਜੇ ਕਿਸੇ ਨੂੰ ਕਹਿ ਦਿਓ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਤੇ ਜੇ ਕੋਈ ਬੰਦਾ ਕਹੇ ਦੇ ਵੀ ਐ ਕਰ ਰੋਜ਼ ਦਾ ਆ ਤਿੰਨ ਚਾਰ ਚਮਚੇ ਜਿੰਨਾ ਕੱਪ ਸਬਜ਼ੀ ਚ ਪਾਉਨੇ ਆ ਇੰਨਾ ਕਿਤੇ ਪਾਉਣਾ ਹੀ ਐ ਤੇ ਤੂੰ ਇਦਾਂ ਕਰ ਇਹ ਮਹੀਨੇ ਦਾ ਕਿਲੋ ਕਿਤੇ ਲੱਗ ਹੀ ਜਾਂਦਾ ਕਿਲੋ ਕਿਤੇ ਪਾ ਹੀ ਦਈ ਤੇ ਤਿੰਨ ਮਹੀਨਿਆਂ ਦਾ 3 ਕਿਲੋ ਘਿਓ ਕਿਸੇ ਬੀਬੀ ਨੇ ਇਕੱਠਾ ਕੀਤਾ ਦੇਸੀ ਤੇ ਉਹ ਤੁਰੀ ਜਾਂਦੀ ਹੈ ਡੱਬਾ ਲੈ ਕੇ ਡੱਬਾ ਲੈ ਕੇ 3 ਕਿਲੋ ਦਾ ਤੁਰੀ ਜਾਂਦੀ ਹੈ ਕੀ ਕਹਿੰਦੀ ਹੈ ਓ ਗਵਾਂਡ ਦੇ ਵਿੱਚ ਬੀਬੀ ਐ ਹੈ ਬਹੁਤ ਗਰੀਬ ਨੇ ਪਤਾ ਲੱਗਾ ਬੱਚਾ ਹੋਣ ਵਾਲਾ ਹੈ ਭੈਣ ਸਾਡੀ ਐ ਕੋਈ ਪਰ ਉਹਦੇ ਬੱਚਾ ਹੋਣ ਵਾਲਾ ਹੈ ਗਰੀਬ ਬਹੁਤ ਨੇ ਤੇ ਬੀਬੀ ਡੱਬਾ ਚੱਕ ਕੇ ਤੁਰੀ ਜਾਂਦੀ ਐ ਕੋਈ ਪੁੱਛਦਾ ਬੀਬੀ ਕਿੱਥੇ ਚੱਲੀ ਐ ਕਹਿੰਦੀ ਘਿਓ ਜੋਤ ਵਿੱਚ ਪਾਉਣ ਚੱਲੀ ਐ ਕਿਉਂ ਕਿਉਂਕਿ ਸਾਰਿਆਂ ਵਿੱਚ ਰੱਬ ਦੀ ਜੋਤ ਹੈ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਉਹਦੀ ਜੋਤ ਹੈ ਸਾਰਿਆਂ 'ਚ ਜਦੋਂ ਕਿਸੇ ਗਰੀਬ ਨੂੰ ਤੁਸੀਂ ਉਹ ਘਿਓ ਦੇ ਦਿੱਤਾ ਉਹ ਘਿਓ ਜੋਤ ਵਿੱਚ ਪੈ ਗਿਆ ਤੇ ਬੀਬੀਆਂ ਪਤਾ ਕੀ ਕਹਿਣਗੀਆਂ ਨਾ ਫੂਕ ਦਾਂਗੇ ਪਰ ਕਿਸੇ ਗਰੀਬ ਨੂੰ ਨਹੀਂ ਦੇਾਂਗੇ ਸਾੜ ਦਾਂਗੇ ਪਰ ਕਿਸੇ ਗਰੀਬ ਨੂੰ ਨਹੀਂ ਆ ਤੇ ਜਗਾਓ ਨਾ ਕਿਸੇ ਦਾ ਫਾਇਦਾ ਵੀ ਹੋ ਜਾਏ ਲਾਭ ਹੋਵੇ ਜਿੱਦਣਾ ਲਾਈਟਾਂ ਬੱਤੀਆਂ ਨਾ ਹੋਈਆਂ ਫਿਰ ਘਿਓ ਦੇ ਦੀਵੇ ਜਗਾ ਲਿਓ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਹੈ ਸਾਰਾ ਕੁਝ ਫਿਰ ਕੀ ਲੋੜ ਹੈ ਸਭ ਕੁਝ ਹੈ ਬਿਨਾਂ ਗੱਲ ਤੋਂ ਕਾਦੇ ਲਈ ਫੂਕਾਂਗੇ ਕਿਉਂ ਸਾੜਦੇ ਫਿਰਾਂ ਸਿਆਣੇ ਬਣੀਏ ਸਾਰੇ ਦਾ ਸਾਰਾ ਧਿਆਨ ਇੱਕ ਜੋਤ ਤੇ ਹੀ ਹੈ ਨਾ ਹੁਣ ਜਿਹੜਾ ਅਖੰਡ ਪਾਠ ਚੱਲਦਾ ਉਹਨੂੰ ਕੋਈ ਸੁਣਦਾ ਨਹੀਂ ਐਂ ਕਹੀ ਜਾਣਗੇ ਓਏ ਭਾਈ ਜੋਤ ਦਾ ਖਿਆਲ ਰੱਖਿਓ ਓਏ ਕਿਤੇ ਬੁੱਝ ਨਾ ਜਾਵੇ ਇੱਕ ਬੰਦਾ ਸਪੈਸ਼ਲ ਜੋਤ ਤੇ ਬਾਇਆ ਹੈ ਭਲਾ ਐ ਕਿਉਂ ਨਹੀਂ ਕਹਿੰਦੇ ਤੁਸੀਂ ਗੁਰਮਖੋ ਐ ਕਿਆ ਕਰੋ ਓਏ ਵੇਖਿਓ ਕਿਤੇ ਕੋਈ ਗੁਰੂ ਅਰਜਨ ਦੇਵ ਜੀ ਦੀ ਬਾਣੀ ਚੱਲ ਰਹੀ ਹੈ ਕੋਈ ਬਚਨ ਲੰਘ ਨਾ ਜਾਵੇ ਧਿਆਨ ਦੇਣਗੇ ਜੋਤ 'ਚ ਆ ਜੋਤ ਵੱਲ ਕੋਈ ਵਿੰਦਾ ਹੀ ਨਹੀਂ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨਾ ਅਨ ਇਹ ਜੋਤ ਵੱਲ ਕਿਸੇ ਨੇ ਵੇਖਿਆ ਹੀ ਨਹੀਂ ਉਹ ਇੱਕੋ ਜੋਤ ਹੀ ਵੇਖੀ ਜਾਂਦੇ ਨੇ ਤਾਂ ਹੀ ਤੇ ਮਾਫ ਕਰਨਾ ਮਾਫ ਕਰਨਾ ਇਹ ਲਫ਼ਜ਼ ਕਹਿ ਰਿਹਾ ਤਾਂ ਹੀ ਤੇ ਕਮਲੇ ਹੋਏ ਫਿਰਦੇ ਆ ਜੇ ਕਿਤੇ ਆ ਜੋਤ ਵੱਲ ਧਿਆਨ ਦਿੰਦੇ ਅਕਲ ਨਾ ਆ ਜਾਂਦੀ ਉਸੇ ਵੱਲ ਹੀ ਧਿਆਨ ਦੇਈ ਜਾਂਦੇ ਮੈਂ ਬੇਨਤੀ ਕਰਦਾ ਜੋਤ ਦਾ ਘਿਓ ਕੱਢਿਆ ਕਰੋ ਤੇਰੇ ਘਰ ਦੇਸੀ ਘਿਓ ਜ਼ਿਆਦਾ ਹੈ ਤੇ ਜ਼ਰੂਰ ਪਾਇਆ ਕਰ ਕਿਸੇ ਲੋੜਵੰਦ ਨੂੰ ਖਵਾ ਕੇ ਕਿਸੇ ਨੂੰ ਕਹਿ ਲੈ ਰਲਾ ਲੈ ਭਾਈ ਪੰਜੀਰੀ ਖਾ ਲੈ ਫਾਇਦਾ ਹੋਵੇ ਹੁਣ ਇਹ ਕਈ ਤੇ ਮਨ ਵਿੱਚ ਇੱਕਦਮ ਗੁੱਸਾ ਕਰਨਗੇ ਲੈ ਹੱਦ ਹੋ ਗਈ ਯਾਰ ਇਹ ਨਵੇਂ ਆ ਗਏ ਲੱਗਾ ਸੀ ਇੰਨੇ ਸਾਲਾਂ ਤੋਂ ਜਗਾਉਂਦੇ ਆਂ ਤੇ ਹੋਰ ਬੰਦ ਕਰ ਦਈਏ ਹੁਣ ਚਗਾਈ ਚੱਲੋ ਹਟਣ ਵਾਲਿਆਂ ਨੇ ਤੁਹਾਨੂੰ ਪਤਾ ਹੀ ਹੈ ਉਹ ਆਪਣੀਆਂ ਦਲੀਲਾਂ ਦੇਈ ਜਾਂਦੇ ਹੁੰਦੇ ਨੇ ਪਰ ਅਸਲ ਗੱਲ ਇਹ ਹੋਈ ਹੈ ਸਮਝਣ ਵਾਲੀ ਗੱਲ ਹੈ ਸਾਡੇ ਦਾਦੇ ਪੜਦਾਦੇ ਬਾਲਦੇ ਸੀ ਉਦੋਂ ਹੈ ਹੀ ਨਹੀਂ ਸੀ ਲਾਈਟਾਂ ਲੋਟਾਂ ਹੁੰਦੀਆਂ ਨਹੀਂ ਸੀ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਪੱਕਾ ਹੀ ਕਰਤਾ ਬੰਦ ਹੀ ਨਹੀਂ ਕਰਨੀ ਇੱਥੇ ਉੱਚੇ ਥਾਂ ਤੇ ਜਗਾ ਕੇ ਰੱਖਿਓ ਬੰਦ ਹੀ ਨਹੀਂ ਕਰਨੀ ਸਖਤੀ ਕਰਤੀ ਕਿਉਂਕਿ ਜੇ ਟਾਈਮ ਤੇ ਤੂੰ ਉਧਰੋਂ ਲਾਈਟ ਚਲੀ ਗਈ ਹਨੇਰਾ ਹੋ ਗਿਆ ਟਾਈਮ ਉੱਤੇ ਪਾਠੀ ਥੋੜਾ ਜਗਾਏਗਾ ਉੱਠ ਕੇ ਟਾਈਮ ਤੇ ਜੇ ਨਾ ਜਗਾ ਸਕਿਆ ਫਟਾਫਟ ਵੀ ਜਗਦੀ ਹੋਈ ਰਹਿਣ ਦਿਓ ਵੀ ਪੱਕਾ ਹੀ ਜਿਵੇਂ ਕਈ ਵਾਰੀ ਆਪਾਂ ਕਹਿੰਦੇ ਆ ਨਾ ਅਦਵਾਨ ਚੱਲਦੇ ਨੇ ਵੀ ਜਨਰੇਟਰ ਚੱਲਦਾ ਹੀ ਰਹਿਣ ਦਿਓ ਕਹਿਣਗੇ ਲਾਈਟ ਤੇ ਹੈ ਕਹਿਣਗੇ ਫੇਰ ਵੀ ਚੱਲਦਾ ਹੀ ਰਹਿਣ ਦਿਓ ਵਿੱਚ ਵਿਚਾਲੇ ਸਾਊਂਡ ਥੋੜਾ ਬੰਦ ਕਰਨਾ ਹੈ ਚਾਹੇ ਲਾਈਟ ਹੈ ਲਾਈਟ ਹੈ ਵੀ ਹੈ ਤਾਂ ਵੀ ਜਨਰੇਟਰ ਚੱਲਣ ਦਿਓ ਬੰਦ ਹੀ ਨਹੀਂ ਕਰਨਾ ਤਾਂ ਕਈ ਚੀਜ਼ਾਂ ਇਦਾਂ ਪ੍ਰਚਲਿਤ ਹੋ ਜਾਂਦੀਆਂ ਸੋ ਤਾਂ ਕਰਕੇ ਭਾਈ ਹੁਣ ਸਮਾਂ ਬਦਲ ਗਿਆ ਸਾਡੇ ਦਾਦੇ ਜਗਾਉਂਦੇ ਸੀ ਪੜਦਾਦੇ ਚ ਪੜਦਾਦੇ ਦਾਦੇ ਤੇਰੇ ਖੂਹਾਂ ਤੇ ਨਹਾਉਂਦੇ ਸੀ ਤੂੰ ਬਾਥਰੂਮ ਚ ਕਿਉਂ ਨਹਾਉਣਾ ਖੂਹ ਤੇ ਨਾ ਕਿਆ ਕਰ ਚੱਲ ਖੂਹ ਤੇ ਚੱਲ ਤੂੰ ਕਿਉਂ ਨਹਾਉਣਾ ਅੰਦਰ ਤੇਰਾ ਬਾਪੂ ਕਿਹੜਾ ਕੂਲਰ ਥੱਲੇ ਸੌਂਦਾ ਸੀ ਉਹ ਤੇ ਬਾਹਰ ਸੌਂਦਾ ਤੂੰ ਕੂਲਰ ਕਿਉਂ ਲਾਉਣਾ ਤੇਰੇ ਘਰ ਏਸੀ ਕਿਉਂ ਚੱਲਦਾ ਹਰ ਚੀਜ਼ ਬਦਲ ਗਈ ਹੁਣ ਐਡੀਆਂ ਐਡੀਆਂ ਲਾਈਟਾਂ ਲੱਗੀਆਂ ਨੇ ਇੰਨੇ ਬਲਬ ਚੱਲਦੇ ਨੇ ਸਭ ਕੁਝ ਚੇਂਜ ਹੋ ਗਿਆ ਨਵੀਂ ਟੈਕਨੋਲੋਜੀ ਹੈ ਸਿਸਟਮ ਚੇਂਜ ਹੋ ਗਿਆ ਸਾਰਾ ਤਾਂ ਕਰਕੇ ਭਾਈ ਖਾਣ ਵਾਲੀ ਚੀਜ਼ ਨੂੰ ਰੋੜੋ ਨਾ ਖਾਣ ਵਾਲੀ ਚੀਜ਼ ਨੂੰ ਸਾੜੋ ਨਾ ਮਾਂ ਦੀਆਂ ਦਾਲਾਂ ਨਾ ਤੁਸੀਂ ਜੇ ਤਜਰਬਾ ਕਰਕੇ ਵੇਖਿਓ ਕਦੇ ਜਾਓ ਮੈਂ ਫਲੌਰ ਲੁਧਿਆਣਾ ਪੈ ਜਾਂਦਾ ਫਲੌਰ ਦੇ ਨਾਲ ਤੇ ਉੱਥੇ ਦਰਿਆ ਜਦੋਂ ਆਪਾਂ ਪਾਰ ਕਰਦੇ ਆ ਦੁਆਬਾ ਸ਼ੁਰੂ ਹੋ ਜਾਂਦਾ ਅੱਗੇ ਮਾਲਵਾ ਤੇ ਲੁਧਿਆਣੇ ਦੇ ਲੋਕ ਗੱਡੀਆਂ ਲੈ ਕੇ ਸ਼ਨੀਵਾਰ ਨੂੰ ਮਾਂ ਦੀ ਦਾਲ ਉਹਦੇ ਵਿੱਚ ਤੇਰਨ ਆਉਂਦੇ ਨੇ ਲੋਹਾ ਪਾਣੀ 'ਚ ਸਿੱਟਣ ਆਉਂਦੇ ਨੇ ਮਾਂ ਦੀ ਦਾਲ ਸਿੱਟਣ ਆਉਂਦੇ ਨੇ ਨਾਰੀਅਲ ਸਿੱਟਣ ਆਉਂਦੇ ਨੇ ਉੱਥੇ ਗਰੀਬਾਂ ਦੇ ਬੱਚੇ ਇੱਕ ਤਾਂ ਹੱਥ ਜੋੜ ਜੋੜ ਕੇ ਵੀ ਕਹਿਣਗੇ ਆ ਆ ਲਫਾਫਾ ਮੈਨੂੰ ਫੜਾ ਦੇ ਦਾਲ ਵਾਲਾ ਫੜਾਉਂਦੇ ਨਹੀਂ ਉਹ ਖੋਲ ਕੇ ਗੰਢ ਵਿੱਚ ਸਿੱਟ ਦੇਣਗੇ ਉਹ ਕਿਸੇ ਦੇ ਕੰਮ ਵੀ ਨਹੀਂ ਆਉਂਦੀ ਨਾਰੀਅਲ ਜਿਹੜਾ ਸਿੱਟਦੇ ਨੇ ਉਹ ਕੱਢ ਲਿਆਉਂਦੇ ਨੇ ਬੱਚੇ ਭੱਜ ਕੇ ਛਾਲ ਮਾਰ ਕੇ ਨਾਰੀਅਲ ਕੱਲਾ ਬਚਦਾ ਬਾਕੀ ਨਹੀਂ ਕੁਝ ਬਚਦਾ ਵਿੱਚ ਹੀ ਸਿੱਟਦੇ ਨੇ ਕਹਿਣਗੇ ਤੈਨੂੰ ਕਿਉਂ ਦਵਾਂ ਦਾਲ ਮੈਨੂੰ ਤੇ ਕਿਹਾ ਵੀ ਚੱਲਦੇ ਪਾਣੀ ਤੇ ਰੋੜ ਕੇ ਆਈ ਮੈਨੂੰ ਤੇ ਪੰਡਤ ਨੇ ਕਿਹਾ ਇਹਨਾਂ ਨੇ ਪੱਟਤੀ ਦੁਨੀਆ ਇਹ ਤੇ ਜੇ ਨਾ ਕੋਈ ਲੱਭ ਜੇ ਆ ਜਿਹੜੇ ਪਾਂਡੇ ਫਿਰਦੇ ਨੇ ਜਿਹੜੇ ਪਖੰਡੀ ਨੇ ਭਾਵੇਂ ਸਾਡੇ ਸਿੱਖਾਂ 'ਚ ਨੇ ਭਾਵੇਂ ਹਿੰਦੂਆਂ 'ਚ ਨੇ ਆ ਜਿਹੜੇ ਸਿਆਣੇ ਘਰ ਘਰ ਤੁਰੇ ਫਿਰਦੇ ਵੀ ਐ ਕਰਦੀ ਤੂੰ ਆ ਰੋੜਦੀ ਦੀ ਐ ਰੋੜਦੀ ਦੀ ਇਹਨਾਂ ਨੂੰ ਕਹਿੰਦਾ ਧਰਤੀ ਦੇ ਵਿੱਚ ਕਿਤੇ ਡੂੰਗਾ ਦੱਬੇ ਜਿੱਥੇ ਪਤਾ ਹੀ ਨਾ ਲੱਗੇ ਵੀ ਕਿੱਥੇ ਕਿ ਦੱਬੇ ਡੂੰਗਾ ਟੋਇਆ ਫੁੱਟੇ ਮਾੜਾ ਮੋਟਾ ਵੀ ਪਤਾ ਨਾ ਲੱਗੇ ਵੀ ਕਿਤੇ ਜੇ ਬਾਹਰ ਵੀ ਕਿਤੇ ਸਾੜਾ ਸੁਣਾਂਗੇ ਉਹਦੇ ਨਾਲ ਵੀ ਹਵਾ ਹਵਾ ਨਾਲ ਪਤਾ ਲੱਗੇ ਇਹ ਤੇ ਪਤਾ ਹੀ ਨਾ ਲੱਗੇ ਬਹੁਤਾ ਹੀ ਡੂੰਗਾ ਦੱਬੇ ਇਹਨਾਂ ਨੂੰ ਜਿਹੜੇ ਇਹੋ ਜਿਹੇ ਕੰਮ ਕਰਾਉਂਦੇ ਸੱਚ ਹੈ ਪਿੱਛੇ ਜੇ ਅਖਬਾਰ ਵਿੱਚ ਆਇਆ ਸੀ ਇਹ 8 ਕਰੋੜ 8 ਕਰੋੜ ਦੀਆਂ ਨਿੰਬੂ ਤੇ ਮਰਚਾਂ ਕੱਲੇ ਪੰਜਾਬ ਦੇ ਲੋਕ ਟਰੱਕਾਂ ਨਾਲ ਦੁਕਾਨਾਂ ਨਾਲ ਬੰਨ ਕੇ ਇੱਕ ਸਾਲ ਦਾ 8 ਕਰੋੜ ਦੀਆਂ ਨਿੰਬੂ ਤੇ ਮਰਚਾਂ ਖਰਾਬ ਕਰ ਦਿੰਦੇ ਨੇ ਇਹ ਅਖਬਾਰ ਦੀ ਖਬਰ 8 ਕਰੋੜ ਦੇ ਕਹਿੰਦੇ ਜੀ ਪੰਜਾਬ ਗਰੀਬ ਹੈ ਕਿੱਥੇ ਗਰੀਬ ਹੈ ਇਹੋ ਜਿਹੇ ਕੰਮਾਂ ਲਈ ਪਤਾ ਨਹੀਂ ਕਿੱਥੋਂ ਪੈਸਾ ਕੱਢਦੇ ਨੇ ਮਰਚਾ ਲਮਕੀ ਜਾਂਦੀਆਂ ਨੇ ਵੀ ਨਿੰਬੂ ਦੀ ਤੂੰ ਕੱਢ ਕੇ ਸਕੰਜਵੀ ਪੀ ਵਿਚਾਰੇ ਨੂੰ ਸਾੜਦਾ ਏ ਟਰੱਕ ਨਾਲ ਨਿੰਬੂ ਬੰਨੀ ਫਿਰਦੇ ਦੁਕਾਨਾਂ ਨਾਲ ਨਿੰਬੂ ਲਮਕਦਾ ਤੇ ਨੇ ਤੂੰ ਇਹਨੂੰ ਐ ਇਹ ਨਿੰਬੂ ਲਾ ਤੂੰ ਇਹਨੂੰ ਤੂੰ ਇਹਦੀ ਸਕੰਜਵੀ ਬਣਾ ਤੈਨੂੰ ਠੰਡ ਪਵੇ ਮਾੜੀ ਮੋਟੀ ਤੇਰੀ ਗਰਮੈਸ਼ ਚੜੀ ਵੀ ਜਿਹੜੇ ਤੇਰੇ ਸਿਰ ਨੂੰ ਇਹ ਲਵੇ ਤੋਂ ਮੈਂ ਮਾੜਾ ਮੋਟਾ ਇਹਦਾ ਫਾਇਦਾ ਤੇ ਲੋ ਕੋਈ ਉਹ ਬਸ ਟਰੱਕਾਂ ਨਾਲ ਬੰਨਿਆ ਪਿਆ ਤੇ ਤੁਸੀਂ ਵੇਖਿਓ ਬਹੁਤ ਐਕਸੀਡੈਂਟ ਸੜਕਾਂ ਤੇ ਅਸੀਂ ਤੇ ਰਹਿੰਦੇ ਹੀ ਦਿਨ ਰਾਤ ਰੋਡ ਤੇ ਆ ਮੈਨੂੰ 17 ਸਾਲ ਹੋ ਗਏ ਰੋਡਾਂ ਤੇ ਫਿਰਦੇ ਆ ਹਜ਼ਾਰਾਂ ਟਰੱਕ ਐਕਸੀਡੈਂਟ ਹੋਏ ਵੇਖੇ ਆ ਉਹ ਨਾ ਕੰਡਕਟਰ ਬਚਿਆ ਨਾ ਡਰਾਈਵਰ ਬਚਿਆ ਗੱਡੀ ਦਾ ਕੱਖ ਨਹੀਂ ਬਚਿਆ ਉਹ ਪਿੱਛੇ ਵੇਖੀ ਦਾ ਉਹਦੇ ਪਿੱਛੇ ਵੀ ਨਿੰਬੂ ਮਰਚਾ ਲੰਮਕਦੇ ਹੁੰਦੇ ਨੇ ਟਰੱਕ ਠੁਕਿਆ ਪਿਆ ਮਰਚਾ ਨਿੰਬੂ ਉਹਦੇ ਪਿੱਛੇ ਵੀ ਲੰਮਕਦੇ ਫਿਰਦੇ ਨੇ ਇਹਨਾਂ ਗੱਲਾਂ ਤੋਂ ਸਿਆਣੇ ਬਣ ਜਾਓ ਸੁਣੋ ਇਧਰ ਇਹਨਾਂ ਨੂੰ ਛੱਡੀਏ ਖਾਣ ਵਾਲੀਆਂ ਚੀਜ਼ਾਂ ਰੋੜੋ ਨਾ ਭਾਈ ਰੋੜਨ ਵਾਲੀਆਂ ਸਾੜੋ ਨਾ ਰੋੜੋ ਖਾਓ ਖਾਣ ਵਾਲੀਆਂ ਨਹੀਂ ਸੁੱਟੀ ਦੀਆਂ ਕਿੰਨੇ ਭਰਮ ਪਾਤ ਤੇ ਸਾਨੂੰ ਭਲੇਖੇ ਵਿੱਚ ਤੁਰੇ ਫਿਰਦੇ ਆ ਤਕੜਾ ਜੂਲਾ ਪੈ ਗਿਆ ਛੱਡੋ ਸੁੱਟਣ ਵਾਲੀਆਂ ਚੀਜ਼ਾਂ ਨੇ ਜੇਬ 'ਚ ਜਰਦਾ ਹੈ ਸਿੱਟ ਇਹ ਸਿੱਟਣ ਵਾਲੀ ਚੀਜ਼ ਹੈ ਇਹਨੂੰ ਸਿੱਟ ਸ਼ਰਾਬਾਂ ਦੀਆਂ ਬੋਤਲਾਂ ਜਿਹੜੀਆਂ ਅੰਦਰ ਧਰੀਆਂ ਪਈਆਂ ਨੇ ਸਿੱਟ ਇਹਨਾਂ ਨੂੰ ਸਿੱਟਣ ਵਾਲੀ ਚੀਜ਼ ਹੈ ਸਾਰੇ ਟੱਬਰ ਦੀਆਂ ਖੁਸ਼ੀਆਂ ਘੋਲ ਕੇ ਪੀ ਗਿਆ ਗਲਾਸੀ ਦੇ ਵਿੱਚ ਇਹ ਸਿੱਟਣ ਵਾਲੀ ਚੀਜ਼ ਹੈ ਇਹ ਸ਼ਰਾਬ ਨਹੀਂ ਕੱਲੀ ਪੀਂਦੇ ਗੁਰਮਖੋ ਸਾਰੇ ਟੱਬਰ ਦੀਆਂ ਖੁਸ਼ੀਆਂ ਘਰ ਵਾਲੀ ਦੀਆਂ ਖੁਸ਼ੀਆਂ ਜ਼ਿੰਦਗੀ ਦੀਆਂ ਖਵਾਰ ਹੋ ਗਈਆਂ ਬੱਚੇ ਅੱਡ ਰੋਂਦੇ ਨੇ ਮੈਂ ਖੁਦ ਵੇਖਿਆ ਮੈਂ ਨਿੱਕੇ ਨਿੱਕੇ ਹੁੰਦੇ ਨਾ ਸਾਡੇ ਮੇਰੇ ਪਿਤਾ ਨੇ ਸ਼ਰਾਬ ਪੀਣੀ ਗਈ ਵਾਰੀ ਚਲੋ ਹੁਣ ਤੇ ਜਿੱਦਨ ਮੈਂ ਅੰਮ੍ਰਿਤ ਛਕਿਆ ਉਦੋਂ ਛਕ ਲਿਆ 20 ਸਾਲ ਹੋ ਗਏ ਮੈਨੂੰ ਖੁਦ ਯਾਦ ਹੈ ਵੀ ਮੈਂ 8 ਸਾਲਾਂ ਦਾ ਹੋਵਾਂਗਾ 8 ਸਾਲਾਂ ਦਾ ਤੇ ਮਾਂ ਨਾਲ ਆਪਣੀ ਨਾਲ ਸੁੱਤਿਆਂ ਮਾਂ ਨਾਲ ਸੁੱਤਿਆਂ ਤੇ ਵੇਖਣਾ ਵੀ ਉਹਦਾ ਢਿੱਡ ਹਿੱਲਦਾ ਹੈ ਮੈਂ ਕਹਿੰਦਾ ਕੀ ਹੋ ਰਿਹਾ ਫਿਰ ਪਤਾ ਲੱਗਦਾ ਵੀ ਰੋਂਦੀ ਹੈ ਵੀ ਰੋ ਰਹੀ ਹੈ ਮੇਰੀ ਮਾਂ ਐਦਾਂ ਐਦਾਂ ਕਰਕੇ ਢਿੱਡ ਹਿੱਲਦਾ ਹੈ ਫਿਰ ਮੈਂ ਉਹਦੇ ਇਦਾਂ ਹੱਥ ਲਾ ਕੇ ਵੇਖਣਾ ਅੱਖਾਂ 'ਚੋਂ ਪਾਣੀ ਉਹ ਉੱਚੀ ਵੀ ਨਹੀਂ ਰੋਂਦੀ ਵੀ ਪਤਾ ਨਾ ਲੱਗੇ ਕਿਸੇ ਨੂੰ ਕਿਉਂ ਕਿਉਂਕਿ ਸ਼ਰਾਬ ਪੀ ਕੇ ਆਉਂਦਾ ਤੇ ਫਿਰ ਮੇਰੇ ਵਰਗਾ ਬੱਚਾ ਜਿਹੜਾ ਨਾਲ ਪਿਆ ਹੁੰਦਾ ਪੀਣ ਵਾਲਿਓ ਕੰਨ ਖੋਲ ਕੇ ਸੁਣਿਓ ਨਾਲ ਪਿਆ ਆਪਣੀ ਮਾਂ ਦੇ ਫਿਰ ਦਿਲੋਂ ਬਦ ਅਸੀਸ ਦਿੰਦਾ ਤੂੰ ਮਰ ਜਾਏ ਇਹੋ ਜਿਹਾ ਜਿਹੜਾ ਮੇਰੀ ਮਾਂ ਨੂੰ ਤੰਗ ਕਰਦਾ ਹੈ ਸੱਚ ਹੈ ਅੰਦਰੋਂ ਜਦੋਂ ਮਾਂ ਰੋਂਦੀ ਹੈ ਸੱਚ ਅੰਦਰੋਂ ਬੱਚਾ ਉਸ ਵੇਲੇ ਇਹ ਗੱਲ ਕਹਿੰਦਾ ਹੈ ਤੂੰ ਮਰ ਜਾ ਇਹੋ ਜਿਹਾ ਜਿਹੜਾ ਤੂੰ ਸ਼ਰਾਬ ਪੀ ਕੇ ਆਉਂਦਾ ਹੈ ਸਭ ਵੇਲੇ ਉਹ ਸਭ ਨਾਲੋਂ ਭੈੜਾ ਲੱਗਦਾ ਉਸ ਵੇਲੇ ਜਦੋਂ ਮਾਰ ਹੁੰਦੀ ਇਸ ਕਰਕੇ ਪੀਣ ਵਾਲਾ ਕੱਲਾ ਸ਼ਰਾਬ ਨਹੀਂ ਪੀ ਰਿਹਾ ਹੁੰਦਾ ਤੁਹਾਨੂੰ ਲੱਗਦਾ ਵੀ ਕੱਲਾ ਮੈਂ ਸ਼ਰਾਬ ਪੀ ਰਿਹਾ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਵੀ ਪੀ ਜਾਂਦਾ ਘਰ ਵਾਲੀ ਦੀ ਸਾਰੀ ਜ਼ਿੰਦਗੀ ਦੀ ਖੁਸ਼ੀ ਪੀ ਜਾਂਦਾ ਮਾਂ ਰੋ ਰੋ ਕੇ ਕੰਬੜੀ ਹੋ ਜਾਂਦੀ ਹੈ ਮਾਂ ਦੀਆਂ ਖੁਸ਼ੀਆਂ ਵੀ ਮਾਂ ਦੀਆਂ ਖੁਸ਼ੀਆਂ ਵੀ ਪੀ ਜਾਂਦਾ ਤਾਂ ਕਰਕੇ ਇਹ ਕੱਲੀ ਸ਼ਰਾਬ ਨਹੀਂ ਸ਼ਰਾਬ ਨਹੀਂ ਪੀਂਦਾ ਭਾਈ ਤੂੰ ਬਹੁਤ ਕੁਝ ਪੀਂਦਾ ਤੂੰ ਮੜਾ ਜਾ ਸੋਚ ਤੇ ਸਹੀ ਸੋਚ ਤੇ ਸਹੀ ਤੂੰ ਕੱਲੀ ਸ਼ਰਾਬ ਥੋੜਾ ਪੀ ਕੱਲੀ ਸ਼ਰਾਬ ਹੋਵੇ ਫਿਰ ਤੇ ਗੱਲ ਬਣ ਤੇਰੇ ਘਰ ਵਾਲੀ ਨੇ ਕਦੇ ਹੱਸ ਕੇ ਨਹੀਂ ਵੇਖਿਆ ਦੁਖੀ ਹੋਈ ਰਹੀ ਮਾਂ ਅੱਡ ਦੁਖੀ ਰਹਿੰਦੀ ਏ ਸਾਰਾ ਟੱਬਰ ਦੁਖੀ ਕੀਤਾ ਪਿਆ ਮੈਂ ਪੀਣ ਵਾਲਿਆਂ ਵੀਰਾਂ ਨੂੰ ਬੇਨਤੀ ਕਰਦਾ ਛੱਡ ਦਿਓ ਜਦੋਂ ਛੱਡੋਗੇ ਨਾ ਬਾਣੀ ਨਾਲ ਜੁੜ ਕੇ ਗੁਰਬਾਣੀ ਦਾ ਗਿਆਨ ਹੋ ਗਿਆ ਜਦੋਂ ਮੇਰੇ ਪਿਓ ਨੇ ਅੰਮ੍ਰਿਤ ਛਕਿਆ ਨਾ ਤੇ ਆਮ ਜਦੋਂ ਜਦੋਂ ਮੈਂ ਛਕਿਆ ਉਦੋਂ ਹੀ ਛਕ ਛਕਣਾ ਪੈ ਗਿਆ ਨਾਲ ਹੀ ਥੋੜੇ ਚਿਰ ਬਾਅਦ ਉਦੋਂ ਹੀ ਤੇ ਸਾਲ ਲੰਘਿਆ ਫਿਰ ਰਿਸ਼ਤੇਦਾਰਾਂ ਨੇ ਕਹਿਣਾ ਕਿਵੇਂ ਆ ਹੁਣ ਕਹਿੰਦਾ ਸਾਨੂੰ ਤੇ ਰੱਬ ਨੇ ਵਾਲਾਂ ਤੋਂ ਫੜ ਕੇ ਨਰਕ 'ਚ ਡਿੱਗਿਆਂ ਨੂੰ ਕੱਢਿਆ ਸ਼ੁਕਰ ਹੈ ਓਏ ਆ ਜ਼ਿੰਦਗੀ ਵਰਗੀ ਜ਼ਿੰਦਗੀ ਨਹੀਂ ਆ ਆਨੰਦ ਨਹੀਂ ਕਦੀ ਵੇਖਿਆ ਵਿਆਹ ਢੰਗ ਤੇ ਗਿਆ ਪੀ ਕੇ ਦੋ ਬੋਤਲਾਂ ਡਿੱਗਿਆ ਰਿਆ ਉਹਨੂੰ ਤੇ ਪਤਾ ਉਦੋਂ ਹੀ ਲੱਗਦਾ ਜਦੋਂ ਸਾਰਾ ਵਿਆਹ ਲੰਘ ਵੀ ਗਿਆ ਉਹ ਡੰਗਰਾ ਵਾਂਗੂ ਪਿਆ ਹੀ ਰਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਚਾਰ ਚਾਰ ਦਿਨ ਇਸ ਕਰਕੇ ਬੌਲੇ ਨਾ ਬਣੀਏ ਕਮਲੇ ਨਾ ਬਣੀਏ ਥੋੜਾ ਜਿਹਾ ਕੰਮ ਲਈਏ ਦਿਮਾਗ ਤੋਂ ਸਿਆਣੇ ਬਣੋ ਸੁੱਟੋ ਹੁਣ ਫੇਰ ਬੇਨਤੀ ਕਰ ਕੀ ਰਿਆਂ ਅੰਮ੍ਰਿਤ ਕੌੜਾ ਵਿਖਿਆ ਮੀਠੀ ਸਾਖਤ ਕੀ ਵਿਦ ਨੈਨੋ ਡੀਠੀ ਆ ਬਚਨ ਗੁਰੂ ਦੇ ਅੰਮ੍ਰਿਤ ਨੇ ਯਾਰਾਂ ਬੇਲੀਆਂ ਦੇ ਜ਼ਹਿਰ ਨੇ ਸ਼ਰਾਬਾਂ ਜ਼ਹਿਰ ਹੈ ਆਪਾਂ ਪਹਿਲੇ ਦੀਵਾਨ ਪਹਿਲੇ ਦੀਵਾਨ 'ਚ ਬੇਨਤੀ ਇਹ ਸ਼ਬਦ ਹੀ ਇਹੀ ਵਿਚਾਰਿਆ ਸੀ ਬਿਨ ਨਾਮੈ ਜਗ ਕਮਲਾ ਫਿਰੇ ਮਾਇਆ ਮਮਤਾ ਮੋਹਣੀ ਜਿਨ ਵਿੰਦੰਤਾ ਜਗ ਖਾਏ ਕਮਲੇ ਹੋਏ ਫਿਰਦੇ ਤੇ ਇਹ ਜ਼ਹਿਰ ਹੈ ਸ਼ਰਾਬ ਸਿਹਤ ਲਈ ਤੁਸੀਂ ਕਿਹੜਾ ਪੀਂਦੇ ਹੋ ਤੁਸੀਂ ਦੱਸੋ ਸ਼ਰਾਬ ਸਿਹਤ ਲਈ ਲਿਖਿਆ ਨਾ ਹਾਨੀਕਾਰਕ ਹੈ ਭਾਈ ਜ਼ਹਿਰ ਹੈ ਗਾਲ ਤੂੰ ਸ਼ਰੀਰ ਤੇਰਾ ਕੱਢੋ ਫਿਰ ਇਹਨੂੰ ਘਰਾਂ ਚੋਂ ਬਾਹਰ ਇਹ ਕੱਢਣ ਵਾਲੀ ਚੀਜ਼ ਇਹਨੂੰ ਕੱਢੋ ਆ ਜਰਦੇ ਦੀਆਂ ਪੁੜੀਆਂ ਜਿਹੜੀਆਂ ਜੇਬਾਂ 'ਚ ਨੇ ਇਹਨਾਂ ਨੂੰ ਕੱਢੋ ਆ ਗੋਲੀਆਂ ਖਾਣ ਵਾਲੇ ਸਮੈਕਾਂ ਪੀਣ ਵਾਲੇ ਇਹਨਾਂ ਨੂੰ ਘਰਾਂ 'ਚੋਂ ਕੱਢੋ ਨਿਆਣਿਆਂ ਤੋਂ ਗੱਲ ਨਹੀਂ ਹੁੰਦੀ ਗਈਆਂ ਤੋਂ ਵੇਖਦੇ ਆਪਾਂ ਇਹ ਕੱਢਣ ਵਾਲੀਆਂ ਚੀਜ਼ਾਂ ਘਰਾਂ ਚੋਂ ਕੱਢੋ ਭਾਈ ਨਾਰੀਅਲ ਸੁੱਟਦਾ ਨਾਰੀਅਲ ਸੁੱਟ ਕੇ ਕੀ ਬਣੇਗਾ ਬੋਤਲ ਸਿੱਟ ਦਾਲ ਸਿੱਟਦਾ ਦਾਲ ਕਿਸੇ ਗਰੀਬ ਨੂੰ ਦੇ ਸਾੜ ਜਰਦੇ ਦੀਆਂ ਕੁੜੀਆਂ ਤਿਲ ਸਾੜਨਾ ਹੈ ਘਿਓ ਸਾੜਨਾ ਹੈ ਆ ਹੁਣ ਲੋਹੜੀ ਲੰਘ ਕੇ ਗਈ ਹੈ ਲੋਕੀ ਤਿਲ ਸਿੱਟੋ ਭਾਈ ਅਗਨੀ ਦੇਵਤਾ ਖੁਸ਼ ਕਰ ਲੋ ਲੈ ਕਹਿੰਦੇ ਦੇਵਤਿਆਂ ਦੀ ਜੀਵ ਹੈ ਜਿਹੜੀ ਚੀਜ਼ ਅੱਗ ਤੇ ਪਾ ਦਾਂਗੇ ਦੇਵਤਿਆਂ ਤੱਕ ਪਹੁੰਚ ਜਾਏਗੀ ਤੂੰ ਵੀ ਵਿੱਚ ਹੀ ਸੜ ਜਾ ਪਹੁੰਚ ਦੇਵਤਿਆਂ ਤੱਕ ਵੀ ਜੇ ਤਿਲ ਦੇਵਤਿਆਂ ਤੱਕ ਪਹੁੰਚਦੇ ਨੇ ਤੂੰ ਵੀ ਪਹੁੰਚ ਜਾ ਆਪਣੀ ਬਲੀ ਦੇ ਦੇ ਪਚਾ ਦੇ ਸਿੱਧਾ ਹੀ ਆਪਣੇ ਆਪ ਨੂੰ ਜਿਹੜੇ ਦੇਵਤੇ ਤੱਕ ਜਾਣਾ ਚਲਿਆ ਜਾ ਫਿਰ ਕਾਦੇ ਲਈ ਸਾੜਦੇ ਹੋ ਇਹ ਵਰਤਨ ਵਾਲੀਆਂ ਚੀਜ਼ਾਂ ਨੇ ਇਹਨਾਂ ਨੂੰ ਵਰਤੋ ਖਾਣ ਵਾਲੀਆਂ ਚੀਜ਼ਾਂ ਰੋੜਨੀਆਂ ਨਹੀਂ ਸੁੱਟਣੀਆਂ ਨਹੀਂ ਇਸ ਕਰਕੇ ਦਰ ਦਰ ਤੇ ਧੱਕੇ ਨਾ ਖਾਈਏ ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਮੰਨਣਾ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹਦੇ ਤੇ ਪਹਿਰਾ ਦੇਣਾ ਇਹ ਹੈ ਗੁਰਸਿੱਖੀ ਡਿਸਪਲਨ ਵਾਲਾ ਜੀਵਨ ਬਣਾਉਣਾ ਮਰਿਆਦਾ ਵਿੱਚ ਆਉਣਾ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਉਹਦੇ ਮੁਤਾਬਕ ਚੱਲਣਾ ਹੀ ਮਰਿਆਦਾ ਹੈ ਫਿਰ ਬੇਨਤੀ ਸੁਣੋ ਗੁਰੂ ਸਾਹਿਬ ਦੇ ਬਚਨਾਂ 'ਚ ਬੰਦ ਰਹਿਣ ਨੂੰ ਹੀ ਬੰਦਗੀ ਕਹਿੰਦੇ ਨੇ ਬੰਦਗੀ ਦਾ ਅਰਥ ਹੁੰਦਾ ਹੈ ਅਧੀਨਗੀ ਬੰਦਗੀ ਦਾ ਅਰਥ ਹੈ ਅਧੀਨਗੀ ਗੁਰੂ ਸਾਹਿਬ ਦੇ ਬਚਨਾਂ ਦੇ ਅਧੀਨ ਰਹਿਣਾ ਹੀ ਬੰਦਗੀ ਹੈ ਜੋ ਗੁਰੂ ਗ੍ਰੰਥ ਸਾਹਿਬ ਕਹਿਣ ਉਹਦੇ ਵਿੱਚ ਵਿੱਚ ਰਹਿਣਾ ਭਾਈ ਅਸੀਂ ਨਹੀਂ ਬਾਹਰ ਜਾਣਾ ਇਹੀ ਬੰਦਗੀ ਹੈ ਸਾਰੇ ਇਹ ਬੰਦਗੀ ਕਰੋ ਕਿਉਂ ਜਾਈਏ ਭਟਕੀਏ ਕਿਉਂ ਦੁਬਾਰਾ ਪੰਕਤੀ ਸੁਣੋ ਧਿਆਨ ਨਾਲ ਇੱਕ ਇੱਕ ਬਚਨ ਮੇਰਿਆ ਬਸ਼ਰਮ ਮਨਾ ਰੇ ਜੀ ਨੇ ਲੱਜ ਲਾਜ ਤੋਹੇ ਨਹੀਂ ਹਰ ਤਜ ਕਤ ਕਾਹੂ ਕੇ ਜਾਹੀ ਤੂੰ ਹਰੀ ਨੂੰ ਛੱਡ ਕੇ ਕਿਉਂ ਕਿਤੇ ਜਾਂਦਾ ਹਰ ਤਜ ਕਤ ਕਾਹੂ ਕੇ ਜਾਹੀ ਇੱਕ ਪਰਮਾਤਮਾ ਨੂੰ ਛੱਡ ਕੇ ਕਿਉਂ ਜਾਂਦਾ ਇਹ ਕਿਵੇਂ ਜਾਂਦਾ ਭਲਾ ਤੁਸੀਂ ਦੇਖਿਓ ਕਿਵੇਂ ਸਮਝ ਲਓ ਗੱਲ ਖੋਲ ਲਈਏ ਨਾ ਫਿਰ ਚੰਗੀ ਤਰ੍ਹਾਂ ਸਮਝ ਆਉਂਦੀ ਕਿਵੇਂ ਜਿਵੇਂ ਆਪ ਹੀ ਜਗ੍ਹਾ ਬਣਾ ਕੇ ਰੂੜੀਆਂ 'ਚ ਬਾਬਿਆਂ ਦੀ ਜਗ੍ਹਾ ਰੂੜੀਆਂ 'ਚ ਹੀ ਇੱਥੇ ਪਿੰਡਾਂ 'ਚ ਆਪ ਹੀ ਲਓ ਉੱਥੇ ਹੀ ਪਾਥੀਆਂ ਥੱਪਦੇ ਨੇ ਉੱਥੇ ਹੀ ਬਾਬਾ ਜੀ ਦਾ ਘਰ ਹੈ ਕਹਿੰਦੇ ਬਾਬਾ ਨਾਰਾਜ਼ ਨਾ ਹੋ ਜੇ ਤੇ ਨਾਰਾਜ਼ ਤੇ ਇਸ ਗੱਲੋਂ ਹੀ ਹੋ ਜਾਣਾ ਉਹਨੇ ਵੀ ਮੈਨੂੰ ਤੂੰ ਪਾਥੀਆਂ 'ਚ ਰੱਖਿਆ ਵੀ ਜੇ ਇਦਾਂ ਹੀ ਬਾਬਾ ਹੋਇਆ ਨਾ ਇੰਨੇ ਨਾਲ ਹੀ ਨਾਰਾਜ਼ ਹੋ ਜਾਣਾ ਵੀ ਆਪ ਤੂੰ ਇੰਨੇ ਸੋਹਣੇ ਕਮਰੇ 'ਚ ਸੌਣਾ ਮੈਨੂੰ ਪਾਥੀਆਂ 'ਚ ਜੇ ਨਾਰਾਜ਼ ਹੀ ਹੋਣਾ ਹੁਣ ਵੇਖੋ ਸਾਡੇ ਸਾਹ ਚਲਾਉਣ ਵਾਲਾ ਕੌਣ ਹੈ ਜੀ ਪਰਮਾਤਮਾ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਪ੍ਰਭ ਸੋਈ ਸਾਹ ਸਾਡੇ ਉਹ ਚਲਾਉਂਦਾ ਹੈ ਉਹ ਕੱਲ ਆਪਾਂ ਗੱਲ ਕੀਤੀ ਸੀ ਸਾਹ ਉਹ ਚਲਾਉਂਦਾ ਹੈ ਤਾਂ ਆਪਾਂ ਟਰੈਕਟਰ ਚਲਾਉਂਦੇ ਆ ਤਾਂ ਆਪਾਂ ਫਸਲਾਂ ਬੀਜਦੇ ਆ ਤਾਂ ਅਸੀਂ ਫਸਲਾਂ ਵੱਢਣ ਜੋਗੇ ਹੁੰਨੇ ਆ ਤਾਂ ਸਾਡੇ ਬੋਲ ਲੱਗਦੇ ਨੇ ਤਾਂ ਸਾਡੇ ਕਰਜ਼ੇ ਲੈਂਦੇ ਨੇ ਤਾਂ ਸਾਡੀਆਂ ਕੋਠੀਆਂ ਬਣੀਆਂ ਨੇ ਕਰਨ ਵਾਲਾ ਸਾਰਾ ਕੁਝ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਉਹ ਦੂਜਾ ਕੋਈ ਨਹੀਂ ਤੇ ਆਪਾਂ ਪਤਾ ਕੀ ਕਹਿੰਦੇ ਆ ਐਦਾਂ ਜਗ੍ਹਾ ਚਾਰ ਇੱਟਾਂ ਆਪ ਹੀ ਰੱਖ ਕੇ ਬਾਬਾ ਬਣਾ ਕੇ ਉਹਦੇ ਅੱਗੇ ਹੱਥ ਜੋੜ ਕੇ ਕਹਿੰਦੇ ਆ ਬਾਬਾ ਜੀ ਕਹਿੰਦੇ ਹਾਂ ਬਾਬਾ ਜੀ ਮੈਂ ਤੇਰਾ ਦਿੱਤਾ ਹੀ ਖਾਂਦਾ ਦੱਦਾ ਦਾਤਾ ਏਕ ਹੈ ਸਭਨਾ ਜੀਆਂ ਕਾ ਇੱਕ ਹੈ ਇਹ ਚਾਰ ਇੱਟਾਂ ਵਾਲਾ ਬਾਬਾ ਤੇ ਤੇਰੇ ਪਿੰਡ ਤੂੰ ਹੀ ਜਾਣਦਾ ਇਹਨਾਂ ਨੂੰ ਹੋਰ ਤੇ ਤੇਰੇ ਤੇ ਗਵਾਂਢੀ ਵੀ ਨਹੀਂ ਜਾਣਦੇ ਇਹਨੂੰ ਕਿਹੜਾ ਬਾਬਾ ਆਪ ਤੇਰੇ ਖੇਤ 'ਚ ਹੈ ਉਹ ਸਾਰਿਆਂ ਨੂੰ ਪਾਲਣ ਵਾਲਾ ਪਰਮਾਤਮਾ ਹੈ ਉਹ ਮਾਲਕ ਸਾਰਿਆਂ ਨੂੰ ਪਾਲਦਾ ਹੈ ਤੇ ਤੂੰ ਉਹਨੂੰ ਕਹਿ ਕਰਦਾ ਉਹ ਹੈ ਤੂੰ ਸ਼ੁਕਰਾਨੇ ਕਿਸੇ ਹੋਰ ਦੀ ਕਰਦਾ ਫਿਰਦਾ ਹੱਥ ਕਿਸੇ ਹੋਰ ਅੱਗੇ ਜੋੜਦਾ ਫਿਰਦਾ ਤੇਰੇ ਅੰਦਰ ਬਹਿ ਕੇ ਤੇਰਾ ਸਾਹ ਚਲਾਉਂਦਾ ਹੈ ਤੇਰੇ ਅੰਦਰ ਬੈਠਾ ਸਾਰਾ ਕੁਝ ਕਰੀ ਜਾਂਦਾ ਹੈ ਤੇ ਤੂੰ ਸ਼ੁਕਰਾਨਾ ਕਿਸੇ ਹੋਰ ਅੱਗੇ ਕਰਦਾ ਇਹਨੂੰ ਕਹਿੰਦੇ ਨੇ ਪਰਾਏ ਬੂਏ ਤੇ ਜਾਣਾ ਬਖਸ਼ਿਸ਼ ਕੋਈ ਹੋਰ ਕਰਦਾ ਹੈ ਤੇ ਤੂੰ ਤੁਰਿਆ ਕਿਤੇ ਹੋਰ ਫਿਰਦਾ ਹੈ ਸ਼ੁਕਰਾਨਾ ਵੀ ਉਸੇ ਦਾ ਕਰ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਹੈ ਜਿਹੜਾ ਤੇਰਾ ਸਾਰਾ ਸਾਹ ਚਲਾਉਣ ਵਾਲਾ ਹੈ ਤੇਰਾ ਤੇਰੇ ਤੇ ਕਿਰਪਾ ਕਰਨ ਵਾਲਾ ਹੈ ਤੂੰ ਉਸੇ ਦਾ ਸ਼ੁਕਰਾਨਾ ਕਰ ਮੇਰੇ ਆ ਬਸ਼ਰਮ ਮਨਾ ਪਰਮਾਤਮਾ ਨੂੰ ਛੱਡ ਕੇ ਕਿਉਂ ਦਰ-ਦਰ ਤੇ ਫਿਰਦਾ ਹੈ ਹੁਣ ਚੰਗੀ ਤਰ੍ਹਾਂ ਗੱਲ ਪਕੜ ਵਿੱਚ ਆ ਗਈ ਹੋਏਗੀ ਆਪ ਹੀ ਜਗ੍ਹਾ ਬਣਾ ਕੇ ਉਹਦੇ ਅੱਗੇ ਜਾ ਕੇ ਕਹਿਣਾ ਬਾਬਾ ਜੀ ਤੇਰੀ ਹੋਈ ਕਿਰਪਾ ਹੈ ਇਹਨੂੰ ਕਹਿੰਦੇ ਨੇ ਪਰਾਏ ਬੂਹੇ ਤੇ ਜਾਣਾ ਹੋਰ ਹੀ ਬਣਾ ਲਿਆ ਮਾਲਕ ਕੋਈ ਹੋਰ ਨਹੀਂ ਕੋਈ ਇੱਕ ਪਰਮਾਤਮਾ ਤੋਂ ਬਿਨਾ ਇੱਥੇ ਦੂਜਾ ਕੋਈ ਹੁਣ ਵੇਖੋ ਅੱਗੇ ਕੀ ਕਹਿੰਦੇ ਨੇ ਭਗਤ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਜਿਹਦਾ ਠਾਕੁਰ ਜਿਹਦਾ ਮਾਲਕ ਐਡਾ ਵੱਡਾ ਹੋਵੇ ਉਹ ਪਰਾਏ ਘਰਾਂ ਵਿੱਚ ਜਾਂਦਾ ਸੋਹਣਾ ਨਹੀਂ ਲੱਗਦਾ ਉਹ ਪਰਾਏ ਘਰਾਂ 'ਚ ਜਾਂਦਾ ਸੋਹਣਾ ਨਹੀਂ ਲੱਗਦਾ ਜਿਹੜਾ ਮਾਲਕ ਵੇਖੋ ਹੁਣ ਵੇਖੋ ਗੁਰਮਖੋ ਸੂਰਜ ਸਿੱਧਾ ਪੈਂਦਾ ਨਾ ਸਾਡੀ ਫਸਲ ਤੇ ਪੈ ਰਿਹਾ ਫਿਰ ਸ਼ਾਮ ਨੂੰ ਰਿਫਲੈਕਸ਼ਨ ਕਹਿੰਦੇ ਨੇ ਲਿਸ਼ਕੋਰ ਪੈਣੀ ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪਏਗੀ ਸੂਰਜ ਪਏਗਾ ਚੰਦਰਮਾ ਤੇ ਤੇ ਚੰਦਰਮਾ ਦੀ ਲਿਸ਼ਕੋਰ ਫਿਰ ਧਰਤੀ ਤੇ ਆਊ ਹੈ ਸੂਰਜ ਦੀ ਰੋਸ਼ਨੀ ਹੈ ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਚੰਦਰਮਾ ਦੀ ਕੋਈ ਰੋਸ਼ਨੀ ਨਹੀਂ ਇਹ ਜਿਹੜੀ ਰੋਸ਼ਨੀ ਹੈ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਸੱਸ ਘਰ ਸੂਰ ਸਮਾਇਆ ਚੰਦਰਮਾ ਦੇ ਘਰ ਜਿਹੜੀ ਰੋਸ਼ਨੀ ਹੈ ਭਾਈ ਇਹ ਸੂਰਜ ਦੀ ਹੈ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਚਿਰ ਪਹਿਲਾਂ ਲਿਖਿਆ ਤੇ ਹੁਣ ਸਾਇੰਸਦਾਨਾਂ ਨੇ ਕਹਿ ਦਿੱਤਾ ਵੀ ਇਹ ਸੂਰਜ ਦੀ ਰੌਸ਼ਨੀ ਚੰਦਰਮਾ ਤੇ ਪੈਂਦੀ ਹੈ ਚੰਦਰਮਾ ਤੋਂ ਲਸ਼ਕੋਰ ਫਿਰ ਧਰਤੀ ਤੇ ਪੈਂਦੀ ਹੈ ਖੇਡ ਵੇਖੋ ਪਰਮਾਤਮਾ ਦੀ ਕਿਵੇਂ ਕਿਵੇਂ ਹੈ ਪਹਿਲਾਂ ਤੇ ਸਿੱਧੀ ਰੌਸ਼ਨੀ ਪਊ ਹੁਣ ਸਿੱਧੀ ਪੈ ਰਹੀ ਹੈ ਫਿਰ 12 ਘੰਟੇ ਲਸ਼ਕੋਰ ਪਊ ਕਿਉਂ ਭਲਾ ਤੇਰੀਆਂ ਫਸਲਾਂ ਵਿੱਚ ਤੇ ਫਲਾਂ ਵਿੱਚ ਰਸ ਪੈ ਸਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਐਡਾ ਕਮਾਲ ਕਰੀ ਜਾਂਦਾ ਹੈ ਤੂੰ ਚਾਰ ਇੱਟਾਂ ਰੱਖ ਕੇ ਆਪ ਹੀ ਕਿ ਬਾਬਾ ਜੀ ਤੁਹਾਡੀ ਕਿਰਪਾ ਵੇਖ ਤੇ ਲੈ ਉਹ ਤਾਂ ਵੀ ਨਿਗਾਹ ਮਾਰ ਕਿਵੇਂ ਹਵਾ ਦੇ ਬੁੱਲੇ ਆਉਂਦੇ ਆ ਆ ਹੁਣ ਠੰਡ ਨਹੀਂ ਸੀ ਪਈ ਦਿਲ ਐ ਕਰਦਾ ਸੀ ਉਹ ਝਾੜ ਨਹੀਂ ਨਿਕਲਣਾ ਐ ਕਰਦੇ ਸੀ ਸਾਰੇ ਐਦ ਕੀ ਗਏ ਐਦ ਕੀ ਨਹੀਂ ਕਰਜੇ ਲੈਣੇ ਐਦ ਕੀ ਨਹੀਂ ਕਣਕ ਹੋਣੀ ਠੰਡੀ ਨਹੀਂ ਪਈ ਮਰੇ ਫਿਰਦੇ ਸੀ ਸਾਰੇ ਆ ਲੈ ਕੇ ਆ ਸਾਰਾ ਕੁਝ ਕਰਤਾ ਉਹਨਾਂ ਨੂੰ ਫਿਕਰ ਹੈ ਸਾਰਾ ਹੀ ਆ ਵੇਖ ਲੋ 10 ਦਿਨਾਂ 'ਚ ਭਾਂਗਾ ਨਿਕਲ ਗਿਆ ਚੜਿਆ ਸੂਰਜ ਦਿਸਿਆ ਹੀ ਨਹੀਂ ਭਾਂਗਾ ਕੱਢਤਾ ਸਾਰਾ ਸਭ ਉਹਨੂੰ ਫਿਕਰ ਹੈ ਉਹ ਐਡਾ ਵੱਡਾ ਉਹ ਐਡਾ ਵੱਡਾ ਮਾਲਕ ਹੈ ਤੇ ਆਪਾਂ ਹੋਰ ਹੀ ਆਪ ਵਿਚਾਰ ਕਿੰਨਾ ਰੱਖ ਕੇ ਉਹਦੇ ਅੱਗੇ ਖੜ ਕੇ ਤਾਂ ਇੱਥੇ ਭਗਤ ਕਬੀਰ ਸਭ ਟਕੋਰ ਕਰਦੇ ਨੇ ਚੰਗੀ ਤਰ੍ਹਾਂ ਚੋਟ ਕਰਦੇ ਨੇ ਆਪਣੇ ਆਪ ਨੂੰ ਆ ਹੋਇਆ ਸਾਨੂੰ ਸਮਝਾਉਂਦੇ ਨੇ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ ਤੂੰ ਕਿੱਥੇ ਫਿਰਦਾ ਹੈ ਆਪ ਹੀ ਚਾਰ ਇੱਟਾਂ ਰੱਖ ਕੇ ਆਪ ਹੀ ਡਰੀ ਜਾਂਦਾ ਵੇਖੇ ਨੇ ਬੰਦੇ ਕਈ ਕਈ ਤਾਂ ਦੀਵਾਨ ਸੁਣ ਕੇ ਕਹਿਣਗੇ ਬਾਬਾ ਜੀ ਅਸੀਂ ਤਾਂ ਨਹੀਂ ਹੁਣ ਮੰਨਦੇ ਅੱਛਾ ਸਾਡੇ ਖੇਤਾਂ 'ਚ ਜਗ੍ਹਾ ਹੈ ਫਿਰ ਕਿੰਨੇ ਬਣਾਈ ਸੀ ਉਹ 20 ਸਾਲ ਪਹਿਲਾਂ ਸਾਡੇ ਤੋਂ ਬਾਬੇ ਨੇ ਬਣਵਾਤੀ ਸੀ ਜਗਾ ਅੱਛਾ ਹੁਣ ਤੁਸੀਂ ਐਂ ਕਰੋ ਬਾਬਾ ਜੀ ਪੰਜ ਪਿਆਰੇ ਭੇਜੋ ਪਟਵਾ ਲਿਆਓ ਮੈਂ ਕਿਹਾ ਤੂੰ ਪੱਟ ਕੇ ਲਿਆ ਪੰਜ ਧੇਤਾਂ ਨੇ ਨਾ ਡਰ ਲੱਗਦਾ ਪੰਜ ਪਿਆਰੇ ਭੇਜੋ ਉਹ ਪੱਟ ਲਿਓ ਤਾਂ ਤੁਸੀਂ ਚੱਲੋ ਪੱਟ ਲੈ ਪੱਟ ਕੇ ਲੈ ਆਓ ਬਣਾਈ ਆਪ ਹੈ ਵੇਖੋ ਆਪ ਹੀ ਚਾਰ ਇੱਟਾਂ ਰੱਖ ਕੇ ਆਪ ਹੀ ਡਰੀ ਜਾਂਦਾ ਸਾਰੀ ਰਾਤ ਕਮ ਕਮਰੇ ਚੋਂ ਬਾਹਰ ਨਿਕਲੇ ਨੇ ਬਾਹਰ ਸੱਪ ਹੋਏ ਸੱਪ ਹੋਏ ਸੱਪ ਸਵੇਰੇ ਉਹ ਬਾਹਰ ਨਿਕਲ ਕੇ ਵੇਖਿਆ ਰੱਸੀ ਹੋਈ ਸੀ ਰੱਸੀ ਨੂੰ ਸੱਪ ਸਮਝੀ ਜਾਂਦਾ ਸੀ ਬੰਦੇ ਦੇ ਅੰਦਰ ਹੈ ਡਰ ਇਹ ਸਾਡੇ ਅੰਦਰ ਡਰ ਬੈਠਾ ਹੈ ਉਹ ਇੱਟਾਂ 'ਚ ਕੁਛ ਨਹੀਂ ਡਰ ਸਾਡੇ ਅੰਦਰ ਬੈਠਾ ਹੈ ਚੜ੍ਹਦੀ ਕਲਾ ਵਾਲਾ ਮਨ ਬਣਾਓ ਆਪਣਾ ਕਾਇਮ ਹੋਵੋ ਫਿਰ ਕੋਈ ਡਰ ਡੋਰ ਨਹੀਂ ਲੱਗਦਾ ਡਰਾਂਗੇ ਸਿਰਫ ਇੱਕ ਪਰਮਾਤਮਾ ਤੋਂ ਨਿਰਭਉ ਜਪੈ ਸਗਲ ਭਾਉ ਮਿਟੇ ਫਿਰ ਸਾਰਾ ਹੀ ਡਰ ਖਤਮ ਹੋ ਜਾਂਦਾ ਹੈ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ ਕਿਉਂ ਦਰ ਦਰ ਤੇ ਫਿਰਨੇ ਜੈਸੇ ਬਛੜਾ ਬਿਛਰ ਪਰੈ ਆਨ ਗਾਏ ਥਨ ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ ਕਹਿੰਦੇ ਬੱਚਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਦੂਜੀ ਗਾਂ ਦੇ ਥਣਾ ਨੂੰ ਪਏਗਾ ਨਾ ਜਾ ਕੇ ਉਥੋਂ ਦੁੱਧ ਨਹੀਂ ਮਿਲਦਾ ਕਹਿੰਦੇ ਲੱਤਾਂ ਹੀ ਪੈਣਗੀਆਂ ਦੁੱਧ ਨਹੀਂ ਮਿਲਣਾ ਉਥੋਂ ਲੱਤਾਂ ਹੀ ਪੈਣਗੀਆਂ ਤੁਸੀਂ ਕਹੋਗੇ ਅਸੀਂ ਤੇ ਇੰਨੇ ਸਾਲਾਂ ਦੇ ਮੰਨਦੇ ਆ ਜਾਣਦੇ ਆ ਫਿਰ ਸੁਖੀ ਹੋ ਗਏ ਹਰ ਵੇਲੇ ਤੇ ਇੱਥੇ ਤਿਉੜੀਆਂ ਪਈਆਂ ਰਹਿੰਦੀਆਂ ਬੁਰਾ ਹਾਲ ਸਾਡਾ ਬਣਿਆ ਸ਼ਾਂਤੀ ਇੱਕ ਮਿੰਟ ਨਹੀਂ ਆਈ ਅਸੀਂ ਇੱਟਾਂ ਪੱਥਰਾਂ 'ਚੋਂ ਪੱਥਰ ਪੂਜ-ਪੂਜ ਕੇ ਪੱਥਰ ਹੀ ਬਣ ਗਏ ਪੱਥਰ ਕੀ ਕਰੇਗਾ ਰੱਬ ਆਪਣੇ ਵਰਗਾ ਬਣਾ ਲੈਂਦਾ ਜਿਹਦਾ ਗੁਰੂ ਜੀ ਗੁਰੂ ਜਿੱਦਾਂ ਦਾ ਹੋਊ ਉਦਾਂ ਦਾ ਬਣਾ ਲੂ ਪੱਥਰ ਨੂੰ ਪੂਜਣ ਵਾਲਾ ਆਖਰਕਾਰ ਪੱਥਰ ਬਣ ਜੂ ਹੋਰ ਕੀ ਹੋਊ ਆਪਣੇ ਗੁਰੂ ਵਰਗ ਗੁਰੂ ਦਾ ਹੀ ਰੂਪ ਬਣੇਗਾ ਹੋਰ ਕੀ ਬਣੇਗਾ ਪਸ਼ੂ ਨੂੰ ਪੂਜਣ ਵਾਲਾ ਇੱਕ ਨਾ ਇੱਕ ਦਿਨ ਆਪਣੇ ਗੁਰੂ ਵਰਗਾ ਜਿਹਨੂੰ ਮੰਨਦਾ ਸੀ ਦੇਵਤਾ ਜਿਹਨੂੰ ਮੰਨਦਾ ਸੀ ਪਸ਼ੂ ਨੂੰ ਮੰਨਣ ਵਾਲਾ ਇੱਕ ਨਾ ਇੱਕ ਦਿਨ ਫਿਰ ਪਸ਼ੂ ਹੀ ਬਣ ਗਿਆ ਸੱਪ ਨੂੰ ਪੂਜਣ ਵਾਲਾ ਇੱਕ ਨਾ ਇੱਕ ਦਿਨ ਸੱਪ ਹੀ ਬਣ ਗਿਆ ਜਿਹਨੇ ਮੰਨੇ ਗੁਰੂ ਨੂੰ ਸੱਪ ਸੱਪ ਨੂੰ ਗੁਰੂ ਮੰਨਿਆ ਜਿਹਨੇ ਤੇ ਇੱਕ ਦਿਨ ਗੁਰੂ ਆਪਣੇ ਵਰਗਾ ਬਣਾ ਲੂ ਤੈਨੂੰ ਸੱਪ ਨੂੰ ਮੰਨਣ ਵਾਲਿਆ ਤੈਨੂੰ ਇੱਕ ਦਿਨ ਉਹ ਆਪਣੇ ਰੂ ਆਪਣੇ ਚ ਹੀ ਸਮੇਟ ਲੂ ਲੈ ਹੁਣ ਇਦਾਂ ਤੇਰੇ ਹੱਕ ਦਾ ਪ੍ਰਚਾਰ ਕਰਦਾ ਮੈਂ ਸੱਪ ਨੂੰ ਮੰਨਣ ਵਾਲਿਆ ਉਹ ਜਿਹੜਾ ਤੇਰਾ ਗੁਰੂ ਹੈ ਨਾ ਇੱਕ ਦਿਨ ਤੈਨੂੰ ਆਪਣਾ ਹੀ ਰੂਪ ਦੇ ਦੂ ਕੀ ਬਣ ਜਾਏਗਾ ਫਿਰ ਸੱਪ ਹੀ ਬਣੇਗਾ ਤੇ ਸਾਡੇ ਤੇ ਇੰਨਾ ਛਪਾਰ ਦਾ ਮੇਲਾ ਜਰਗ ਦਾ ਮੇਲਾ ਇੱਕ ਜਗ੍ਹਾ ਪੂਜਾ ਹੁੰਦੀ ਹੈ ਸੱਪ ਦੀ ਤੇ ਇੱਕ ਮੇਲੇ 'ਚ ਪੂਜਾ ਹੁੰਦੀ ਹੈ ਗਧੇ ਦੀ ਇੱਥੇ ਗਧੇ ਵੀ ਪੂਜਣ ਲਾਤੇ ਭੋਲੀ ਭਾਲੀ ਜਨਤਾ ਸੀ ਜੇ ਗਧਿਆਂ ਨੂੰ ਵੀ ਪੂਜਣ ਲੱਗ ਗਈ ਦੁਨੀਆ ਕਿਸੇ ਨੇ ਜੋ ਕਹਿਤਾ ਅਕਬਰ ਨੂੰ ਆਖਿਆ ਵੀਰਬਲ ਨੇ ਕਹਿੰਦਾ ਦੁਨੀਆ ਹੀ ਲੱਗੇ ਨੇ ਲੱਕਮੜੀ ਦੁਨੀਆ ਐਵੇਂ ਥੋੜਾ ਫਿਰਦੀ ਐ ਕੋਈ ਗੱਲ ਤੇ ਹੁੰਦੀ ਹੋਈ ਐ ਐਵੇਂ ਥੋੜਾ ਦੁਨੀਆ ਐ ਕਮਲੀ ਹੋ ਜਾਂਦੀ ਵੀ ਐਂ ਤੁਰ ਚੁੱਕੀ ਤੇ ਕੁਛ ਤੇ ਹੁੰਦਾ ਹੈ ਉਹ ਕਹਿੰਦਾ ਨਹੀਂ ਨਹੀਂ ਐ ਨਹੀਂ ਹੁੰਦਾ ਕਹਿੰਦੇ ਹੁੰਦਾ ਹੈ ਕਹਿੰਦੇ ਠੀਕ ਹੈ ਜੀ ਐ ਹੁੰਦਾ ਨਹੀਂ ਮੈਂ ਤੁਹਾਨੂੰ ਕਰਕੇ ਵਿਖਾਉਂ ਕਹਿੰਦੇ ਵਿਖਾਈ ਉਹ ਭੁੱਲ ਪੱਲ ਗਿਆ ਕਿਤੇ ਲੰਘ ਗਿਆ ਟਾਈਮ ਕਹਿੰਦੇ ਵੀਰਵਾਲ ਨੇ ਰਾਜੇ ਦੀ ਜੁੱਤੀ ਚੁੱਕ ਲਈ ਇੱਕ ਦਿਨ ਬਾਦਸ਼ਾਹ ਦੀ ਜਾ ਕੇ ਧਰਤੀ ਦੇ ਵਿੱਚ ਗੱਡਤੀ ਉੱਤੇ ਜਗ੍ਹਾ ਜੀ ਬਣਾ ਕੇ ਉੱਤੇ ਲਿਖਤਾ ਪੀਰ ਜੁੱਤੇ ਸ਼ਾਹ ਜੀ ਪੀਰ ਜੁੱਤੇ ਸ਼ਾਹ ਇਦਾਂ ਦੇ ਪੀਰਾਂ ਦੇ ਨਾਮ ਹੀ ਹੈ ਨੇ ਪੁੱਛ ਲਓ ਜਿੰਨੂੰ ਮਰਜੀ ਕਿਹੜੀ ਜਗ੍ਹਾ ਹੈ ਪਤਾ ਨਹੀਂ ਕੌਣ ਸੀ ਪਤਾ ਨਹੀਂ ਕਦੋਂ ਦੀ ਹੈ ਪਤਾ ਨਹੀਂ ਕਿੰਨੇ ਬਣਾਈ ਪਤਾ ਨਹੀਂ ਪਤਾ ਕੱਖ ਨਹੀਂ ਕਿਉਂ ਸਿਰ ਝੁਕਾਨਾ ਹੈ ਬਸ ਸਾਨੂੰ ਕਹਿੰਦੇ ਵੀ ਮੱਥਾ ਟੇਕੀ ਲੋ ਟੇਕੀ ਜਾਂਦੇ ਆ ਤੇਰਾ ਸਿਰ ਐਵੇਂ ਨਹੀਂ ਆ ਸਿਰ ਐਵੇਂ ਨਹੀਂ ਉਹ ਭਾਈ ਐਵੇਂ ਨਹੀਂ ਹੁੰਦਾ ਸਿਰ ਝੁਕਾਣਾ ਕਿਤੇ ਛੋਟੀ ਜੀ ਗੱਲ ਹੈ ਇੱਥੇ 10 ਰੁਪਏ ਤੁਸੀਂ ਰੱਖੇ ਆ 10-10 ਦੇ ਨੋਟ ਰੱਖੇ ਨੇ 5-5 ਦੇ ਕਈਆਂ ਨੇ ਰੁਪਈਆ ਰੱਖਿਆ ਚਾਹੇ ਰੁਪਈਆ ਹੀ ਰੱਖਿਆ ਜੇ ਕੋਈ ਬੰਦਾ ਕਹੇ ਵੀ ਚੁੱਕ ਕੇ ਵਾਪਸ ਲੈ ਜਾਓ ਆਪਾਂ ਕੀ ਕਹਾਂਗੇ ਨਾ ਜਿਹੜਾ 10 ਰੁਪਏ ਜਿਹੜੇ ਰੱਖਤੇ ਬਸ ਰੱਖ ਇਸੇ ਤਰ੍ਹਾਂ ਹੀ ਹੁੰਦਾ ਹੈ ਜੇ ਉਹ ਚੁੱਕ ਕੇ ਥੋੜਾ ਹੁੰਦਾ ਵੀ ਤੂੰ 10 ਇੱਥੋਂ ਚੁੱਕ ਫਿਰ ਜਾ ਕਿਤੇ ਹੋਰ ਰੱਖ ਦੇ ਫਿਰ ਕਿਤੇ ਹੋਰ ਰੱਖ ਦੇ ਇਦਾਂ ਹੀ ਸਿਰ ਵੀ ਜਿੱਥੇ ਇੱਕ ਵਾਰੀ ਰੱਖਤਾ ਰੱਖਤਾ ਇਹ ਨਹੀਂ ਵੀ ਹੁਣ ਇੱਥੋਂ ਚੁੱਕ ਹੁਣ ਕਿਤੇ ਹੋਰ ਤੁਰ ਪੈ ਚੁੱਕ ਗਏ ਫਿਰ ਕਿਤੇ ਪਰਸੋਂ ਕਿਤੇ ਹੋਰ ਤੁਰ ਪੀ ਇਹ ਤੇ ਇੱਕ ਵਾਰੀ ਜਿੱਥੇ ਰੱਖਤਾ ਰੱਖਤਾ ਇਹ ਸਿਰ ਹੈ ਅਮਾਨਤ ਸਤਗੁਰ ਦੀ ਦਰ ਦਰ ਤੇ ਝੁਕਾਇਆ ਨਹੀਂ ਜਾਂਦਾ ਇਹ ਦਿਲ ਹੈ ਅਮਾਨਤ ਸਤਗੁਰ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਇੱਕ ਜਗ੍ਹਾ ਝੁਕੀਦਾ ਹੈ ਉਹਨੇ ਨਾ ਜੀ ਜਗ੍ਹਾ ਬਣਾਤੀ ਉੱਤੇ ਲਿਖਤਾ ਪੀਰ ਜੁੱਤੇ ਸ਼ਾਹ ਜੀ ਉਹ ਗਿਆ ਉਹਨੇ ਦੀਵਾ ਜਗਾਤਾ ਪੰਜ ਸੱਤ ਹੋਰ ਆ ਗਏ ਇਹ ਕੀ ਹੈ ਬਾਹਲਾ ਕਰਨੀ ਵਾਲਾ ਪੀਰ ਇੱਕ ਆਇਆ ਦੋ ਆਏ 10 ਆਏ 150 ਵੱਧਦਾ ਵੱਧਦਾ ਕਈ ਹਜ਼ਾਰਾਂ ਦਾ ਇਕੱਠ ਹੋਣ ਲੱਗ ਪਿਆ ਤੇ ਤੁਹਾਨੂੰ ਪਤਾ ਹੈ ਜਿੱਥੇ ਜਨਤਾ ਤੇ ਲੀਡਰਾਂ ਨੇ ਤੇ ਉੱਥੇ ਆਉਣਾ ਹੀ ਹੈ ਜਿਵੇਂ ਹੁਣ ਆ ਦੀਵਾਨ ਚੱਲਦੇ ਨੇ ਇਲਾਕੇ ਦੇ ਕਈ ਲੀਡਰ ਕਹਿੰਦੇ ਹੋਣਗੇ ਵੀ ਅਸੀਂ ਵੀ ਮੱਥਾ ਟੇਕਣ ਆਉਣਾ ਹੈ ਅਸੀਂ ਵੀ ਆਉਣਾ ਹੈ ਉਹ ਆਉਣ ਦਾ ਮਤਲਬ ਉਹਨਾਂ ਦਾ ਦਰਸ਼ਨ ਕਰਨ ਨਹੀਂ ਆਉਂਦੇ ਉਹ ਦਰਸ਼ਨ ਦੇਣ ਆਉਂਦੇ ਨੇ ਲੀਡਰ ਨੂੰ ਇਹੀ ਕਿਹਾ ਕਰੋ ਜੇ ਆਉਣਾ ਭਾਈ ਆ ਜੀ ਦਰਸ਼ਨ ਕਰ ਜੀ ਤੂੰ ਵੀ ਵਿੱਚ ਬਹਿ ਜੀ ਆ ਕੇ ਕਥਾ ਚੱਲਦੀ ਹੋਏਗੀ ਤੂੰ ਵੀ ਸੁਣ ਲਈ ਕੀਰਤਨ ਚੱਲਦਾ ਤੂੰ ਵੀ ਸੁਣ ਲਈ ਪਰ ਉਹ ਉਹ ਤੇ ਇਸ ਕਰਕੇ ਉਹਨਾਂ ਨੇ ਆਉਣਾ ਵੀ ਐ ਤੁਹਾਨੂੰ ਸਾਰਿਆਂ ਨੂੰ ਦਿਖਾਵੇ ਕਿ ਦਿਸ ਜਾਣ ਵੀ ਮੈਂ ਵੀ ਆਇਆ ਵੇਖ ਲੋ ਮੈਂ ਕਿੱਡਾ ਧਰਮੀ ਬੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਈ ਮੈਂ ਧਰਮੀ ਬੰਦਾ ਬਹੁਤ ਮੈਂ ਐਵੇਂ ਨਹੀਂ ਮੈਂ ਬਹੁਤ ਪਿਆਰ ਕਰਦਾ ਬਾਣੀ ਨਾਲ ਗੁਰੂ ਨਾਲ ਬਹੁਤ ਪਿਆਰ ਕਰਦਾ ਉਹ ਬਹੁਤੇ ਚਲੋ ਕੋਈ ਹੋ ਸਕਦਾ ਚੰਗਾ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਪਰ ਬਹੁਤੇ ਲੀਡਰਾਂ ਦਾ ਇਹੋ ਹੀ ਹਾਲ ਹੈ ਉਹ ਦਰਸ਼ਨ ਕਰਨ ਘੱਟ ਆਉਂਦੇ ਨੇ ਦਰਸ਼ਨ ਦੇਣ ਆਉਂਦੇ ਦਰਸ਼ਨ ਕਰਨ ਘੱਟ ਆਉਂਦੇ ਨੇ ਉਹ ਤੇ ਦਰਸ਼ਨ ਦੇਣ ਆਉਂਦੇ ਵੀ ਪਤਾ ਲੱਗ ਜੇ ਸਾਰਿਆਂ ਨੂੰ ਹੁਣ ਜਿੱਥੇ ਜਨਤਾ ਜਾਏਗੀ ਲੀਡਰਾਂ ਨੇ ਉੱਥੇ ਜਾਣਾ ਹੀ ਹੈ ਬਾਦਸ਼ਾਹ ਵੀ ਕਹਿੰਦਾ ਵੀ ਇੰਨੀ ਦੁਨੀਆ ਜਾਂਦੀ ਆਪਾਂ ਵੀ ਚੱਲੋ ਭੇਡ ਚਾਲ ਹੈ ਉਹ ਵੀ ਤੁਰ ਗਿਆ ਮੱਥਾ ਟੇਕਤਾ ਚਾਦਰ ਚੜਾਤੀ ਵੀਰਬਾਲ ਕਹਿੰਦਾ ਜੀ ਮੱਥਾ ਟੇਕ ਲਿਆ ਕਹਿੰਦੇ ਟੇਕ ਲਿਆ ਤੁਹਾਨੂੰ ਪਤਾ ਹੈ ਪੀਰ ਹੈ ਕਿਹੜਾ ਕਹਿੰਦੇ ਕਿਹੜਾ ਮੰਗਾਓ ਕਈ ਮੰਗਾ ਕੇ ਥੱਲਿਓ ਬਾਦਸ਼ਾਹ ਦਾ ਹੀ ਜੁੱਤਾ ਕੱਢ ਕੇ ਵਿਖਾਤਾ ਕਹਿੰਦਾ ਆਪਣੇ ਜੁੱਤੇ ਨੂੰ ਹੀ ਮੱਥਾ ਟੇਕੀ ਜਾਂਦਾ ਹੈ ਤੂੰ ਕਹਿੰਦਾ ਸੀ ਐ ਕਿਵੇਂ ਦੁਨੀਆ ਮਗਰ ਲੱਗ ਜੂ ਉਹ ਕਹਿੰਦੇ ਜਨਤਾ ਭੋਲੀ ਐ ਇਹ ਲੱਗ ਜਾਂਦੀ ਜਿੱਧਰ ਲਾਣਾ ਲਾ ਲਓ ਲੱਗ ਜਾਂਦੇ ਤਾਂ ਮੈਂ ਆਪ ਜੀ ਨੂੰ ਬੇਨਤੀ ਕਰਦਾ ਭਾਈ ਗੁਰਮਖੋ ਸਾਡੇ ਵਰਗਿਆਂ ਦਾ ਤੇ ਫਰਜ਼ ਬਣਦਾ ਹੈ ਸਾਡਾ ਤੇ ਫਰਜ਼ ਬਣਦਾ ਹੈ ਸੱਪਾਂ ਦੀਆਂ ਪੂਜਾ ਕਰਕੇ ਮੜੀਆਂ ਕਬਰਾਂ ਮਸਾਣੀਆਂ ਨੂੰ ਪੂਜ ਪੂਜ ਕੇ ਕੱਖ ਨਹੀਂ ਕਿਸੇ ਨੇ ਕੱਢਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜੋ ਇੱਕ ਇੱਕ ਬਚਨ ਸੁਣੀ ਚੱਲੋ ਸੁਣੀ ਚੱਲੋ ਮੈਂ ਕਹਿੰਦਾ ਆਪਾਂ ਇਦਾਂ ਜਿਵੇਂ ਬੈਠੇ ਆ ਲੈ ਹੁਣ ਆਪਾਂ ਇਦਾਂ ਕਰੀਏ ਇੱਕ 15 ਚ ਦਿਨ ਜੇ ਆਪਾਂ ਕਹੀਏ ਵੀ ਇਦਾਂ ਹੀ ਚੱਲਣ ਦੋ ਦੁਆਰ 15 ਦਿਨ ਇੱਕ ਇੱਕ ਸ਼ਬਦ ਆਪਾਂ ਪੜੀ ਜਾਂਦੇ ਆ ਇੱਕ ਸ਼ਬਦ ਵਿਚਾਰੀ ਜਾਂਦੇ ਆ ਨਾਲੇ ਆਪਾਂ ਤੇ ਬਹੁਤ ਸਿੱਧੀ ਜੀ ਵਿਆਖਿਆ ਕਰਦੇ ਆ ਤੁਸੀਂ ਹੈਰਾਨ ਹੋ ਜਾਓਗੇ ਲਗਾਤਾਰ ਟਿਕ ਕੇ ਵੀ ਹਾਂ ਮਹਾਰਾਜ ਦੇ ਚਰਨਾਂ 'ਚ ਜਾ ਕੇ ਸੁਣਨਾ ਹੈ 15 ਦਿਨ ਹੀ ਸੁਣ ਲਓ ਕਿਸੇ ਨੂੰ ਗੱਲ ਨਹੀਂ ਕਰਨ ਦਿਓਗੇ 15 ਦਿਨ 15 ਦਿਨਾਂ ਨਾਲ ਬਹੁਤ ਨੌਲੇਜ ਹੋ ਜਾਂਦੀ ਸਮਝ ਪੈ ਜਾਂਦੀ ਹੈ ਤੇ ਜੇ ਤੁਸੀਂ ਆਪ ਬਾਣੀ ਪੜੋ ਆਪ ਅਰਥ ਪੜੋ ਆਪ ਹੀ ਸਾਰਾ ਕੁਝ ਸਮਝੋ ਤੁਸੀਂ ਕਿਸੇ ਨੂੰ ਕੀ ਬੋਲਣ ਦਿਓਗੇ ਤੁਹਾਨੂੰ ਕਿਹੜਾ ਬੰਦਾ ਮਗਰ ਲਾ ਲੂ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਲੈ ਜਾਓ ਐ ਨਹੀਂ ਲੈ ਜਾ ਸਕਦਾ ਕੋਈ ਚੜਦੀ ਕਲਾ ਵਾਲੇ ਗੁਰਸਿੱਖਾਂ ਨੂੰ ਜਦੋਂ ਅਕਲ ਆ ਗਈ ਸਮਝ ਆ ਗਈ ਫਿਰ ਕਿਵੇਂ ਲੈ ਜੂ ਕੋਈ ਕੈਮ ਹੋ ਜਾਓ ਸਿੰਘੋ ਅਕਲ ਤੋਂ ਕੰਮ ਲਓ ਉਸ ਵੇਲੇ ਆਖਿਆ ਕਹਿੰਦੇ ਇਦਾਂ ਲੋਕ ਪਿੱਛੇ ਲੱਗਦੇ ਨੇ ਤਾਂ ਕਰਕੇ ਭਾਈ ਇੱਕ ਪਰਮਾਤਮਾ ਤੋਂ ਬਿਨਾ ਪਤਾ ਨਹੀਂ ਕਿਹਦੀ ਜਗ੍ਹਾ ਕੌਣ ਹੈ ਕੌਣ ਨਹੀਂ ਕਿੰਨੇ ਬਣਾਈ ਹੈ ਕੋਈ ਪਤਾ ਨਹੀਂ ਆ ਸਾਡੇ ਮੈਂ ਉਦੋਂ ਵੀ ਕਿਹਾ ਸੀ ਉੱਥੇ ਵਾਲ ਦੁਕਾਨ ਚੱਲਦੇ ਸੀ ਸਾਡੇ ਸਾਡੇ ਉਹ ਰੋਡ ਬਣਦਾ ਨਾ ਨਵਾਂ ਸਾਡੇ ਨਾਲ ਹੀ ਉੱਥੇ ਤੇ ਉਹ ਰੋਡ ਦੇ ਉੱਤੇ ਜਗ੍ਹਾ ਆ ਗਈ ਇੱਕ ਬਾਬੇ ਦੀ ਇਦਾਂ ਬਣਾਈ ਹੋਈ ਸਿੱਧੀ ਜੀ ਕਿਸੇ ਨੇ ਬਣਾਈ ਪਿੰਡ ਦੀ ਉਹਨਾਂ ਨੇ ਰੋਡ ਵਾਲਿਆਂ ਨੇ ਹੁਣ ਕੋਈ ਹੋਰ ਵੱਡੀ ਜਗ੍ਹਾ ਹੁੰਦੀ ਤੇ ਰੌਲਾ ਵੀ ਪੈ ਜਾਂਦਾ ਉਹ ਜਗ੍ਹਾ ਛੋਟੀ ਜੀ ਆਈ ਉਹਨਾਂ ਨੇ ਰਾਤੋਂ ਰਾਤ ਚੱਕ ਕੇ ਇੱਥੋਂ ਫੋਟੋ ਦੇ ਨਾਲ ਪੱਟ ਕੇ ਉਹ ਪਰੇ ਲਿਜਾ ਕੇ ਸਾਈਡ ਦੀ ਤੇ ਰੱਖ ਦਿੱਤੀ ਮੈਂ ਕਿਹਾ ਲੋ ਹੁਣ ਨੂੰ ਤੇ ਇਹਨਾਂ ਦੀਆਂ ਕਰੇਨਾਂ ਪਲਟੀਆਂ ਹੁੰਦੀਆਂ ਅਸੀਂ ਦੀਵਾਨ ਤੇ ਗਏ ਪੱਟ ਕੇ ਰੱਖੀ ਵੀ ਜਦੋਂ ਅਸੀਂ ਉਦੋਂ ਵਾਪਸ ਆ ਰਹੇ ਸੀ ਤੇ ਕਮਾਲ ਦੀ ਗੱਲ ਇਹ ਤਿੰਨ ਚਾਰ ਬੀਬੀਆਂ ਉਹਦੇ 'ਚ ਵੀ ਜੋਤ ਜਗਾਈ ਜਾਂਦੀਆਂ ਨੇ ਜਾ ਕੇ ਬਾਬਾ ਜੀ ਉਹਦੇ ਪੱਟਿਆ ਪਿਆ ਤੈਨੂੰ ਕੀ ਬਾਬਾ ਤੇ ਪੱਟਿਆ ਪਿਆ ਉਹਦੀਆਂ ਨੇ ਜੜਾਂ ਹਿੱਲੀਆਂ ਪਈਆਂ ਨੇ ਬਾਬੇ ਦੀਆਂ ਇਹ ਤੈਨੂੰ ਕੀ ਦਊ ਮੱਥਾ ਠਾਪਾ ਮੇਰਾ ਘਰ ਵਸ ਜੇ ਉਹਦਾ ਤੇ ਉੱਜੜਿਆ ਪਿਆ ਪੱਟ ਕੇ ਅਗਲੇ ਨੇ ਉਹ ਮਾਰਿਆ ਤੈਨੂੰ ਕੀ ਦਊ ਪੱਟਿਆ ਹੋਇਆ ਤੇ ਉਹ ਉਹਨੂੰ ਮੱਥਾ ਟੇਕਦੀਆਂ ਨੇ ਜਾ ਕੇ ਬਾਬਾ ਜੀ ਕਿਰਪਾ ਕਰਿਓ ਸੋਚੋ ਪੈਣੋ ਸਿਆਣੀਆਂ ਬਣ ਜਾਓ ਥਾਲੀਆਂ ਚੁੱਕ ਕੇ ਨਹੀਂ ਜਾਣਾ ਕਿਤੇ ਜਿੰਨੀਆਂ ਬੀਬੀਆਂ ਸੁਣੋ ਕਦੋਂ ਦੇ ਕਦੋਂ ਦਾ ਬੋਲ ਰਿਹਾ ਮੈਂ ਬਾਰ-ਬਾਰ ਤੇ ਜੇ ਬੀਬੀਓ ਤੁਸੀਂ ਫੇਰ ਮੂੰਹ ਚੁੱਕ ਕੇ ਇਦਾਂ ਹੀ ਤੁਰ ਪੈਣਾ ਵੀ ਚੱਕ ਲੈ ਲੈ ਇੰਨੇ ਕ ਦਾਣੇ ਪਾ ਕੇ ਲੈ ਜਾਂਦੀ ਲੈ ਫੇਰ ਕਿਹੜੀ ਗੱਲ ਲੈ ਬਾਬਾ ਰੋਸ ਨਾ ਜਾਵੇ ਲੇਕਿਨ ਮੱਝ ਨਾ ਮਿਲੇ ਮੱਝ ਦਾ ਕੀ ਕਸੂਰ ਹੈ ਬਾ ਮੰਨਣਾ ਤੂੰ ਹੈ ਕਿ ਮੱਝ ਨੇ ਹੈ ਮੰਨਦੀ ਤੂੰ ਨਹੀਂ ਮੱਝ ਦੁੱਧ ਦੇਣ ਵੱਡ ਜੀ ਵੀ ਮੱਝ ਦਾ ਕੀ ਕਸੂਰ ਹੈ ਇਹ ਛੱਡ ਦਿਓ ਇਹ ਆਪਾਂ ਨਹੀਂ ਕਰਨਾ ਬੀਬੀਓ ਸਿਆਣੀਆਂ ਬਣ ਜਾਓ ਆ ਸਾਡਾ ਇੱਕੋ ਹੀ ਕੰਮ ਹੈ ਕੁਰਬਾਨੀ ਪੜਾਂਗੇ ਮੈਂ ਫੁੰਮਣ ਵਾਲ ਵੀ ਕਿਹਾ ਸੀ ਮੈਂ ਹੁਣ ਫੇਰ ਕਹਿਣਾ ਤੁਹਾਨੂੰ ਇਹ ਗੱਲ ਸ਼ਾਇਦ ਪਹਿਲੇ ਦਿਨ ਵੀ ਮੈਂ ਬੇਨਤੀ ਕਰ ਗਿਆ ਸੀ ਜਿਹੜੀਆਂ ਬੀਬੀਆਂ ਵੀਰ ਭਰਾ ਤੁਸੀਂ ਬਹੁਤਿਆਂ ਨੇ ਪਤਾ ਕੀ ਕਹਿਣਾ ਹੈ ਕਹੀ ਤੇ ਜਾਂਦੇ ਨੇ ਬਾਣੀ ਪੜੋ ਬਾਣੀ ਪੜੋ ਬਾਣੀ ਪੜੋ ਅਨਪੜ ਬੰਦੇ ਸਾਨੂੰ ਪੜਨੀ ਨਹੀਂ ਆਉਂਦੀ ਸਾਨੂੰ ਸਭ ਸਮਝ ਨਹੀਂ ਆਉਂਦੀ ਪੜਨੀ ਨਹੀਂ ਆਉਂਦੀ ਕੀ ਕਰੀਏ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਹਾਂ ਤੁਸੀਂ ਬੀਬੀਓ ਭੈਣੋ ਵੀਰੋ ਭਰਾਵੋ ਬਸ ਇਹ ਕਹਿਣਾ ਹੈ ਆਪਣੇ ਬੱਚਿਆਂ ਨੂੰ ਵੀ ਬੱਚਿਓ ਪੁੱਤਰੋ ਧੀਓ ਤੁਹਾਨੂੰ ਪੜਾਇਆ ਹੈ ਮੇਰੇ ਪੋਤਰਿਓ ਤੈਨੂੰ ਪੜਾਇਆ ਹੈ ਅਸੀਂ ਤੇ ਸਾਰੀ ਜ਼ਿੰਦਗੀ ਐਵੇਂ ਵੱਟਾਂ ਤੇ ਬਾਬੇ ਬਣਾ ਬਣਾ ਕੇ ਪੂਜਦੇ ਮਰ ਗਏ ਅਸੀਂ ਤੇ ਸਾਡੀ ਤੇ ਲੰਘ ਗਈ ਤੁਸੀਂ ਇਹਨਾਂ ਕੰਮਾਂ 'ਚ ਨਾ ਪਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਪੜਿਓ ਸ੍ਰੀ ਅਕਾਲ ਇਹ ਕਿਹਾ ਕਰੋ ਬਜ਼ੁਰਗੋ ਬੀਬੀਓ ਤੁਸੀਂ ਵੀ ਇਹ ਕਹਿਣਾ ਹੈ ਵੀ ਭਾਈ ਸਾਡੀ ਤੇ ਲੰਘ ਗਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜਿਓ ਮੁੰਡਿਓ ਨਿਆਣਿਓ ਤੁਸੀਂ ਨਾ ਤੁਸੀਂ ਤਾਂ ਬਾਣੀ ਪੜਿਆ ਕਰੋ ਬੀਬੀਆਂ ਮੰਨਦੀਆਂ ਕਿਤੇ ਨੇ ਕਹਿਣੀਆਂ ਲੈ ਤੂੰ ਬਾਬੇ ਤੇ ਜਾਂਦਾ ਨਹੀਂ ਤੂੰ ਨਹੀਂ ਮੰਨਦਾ ਜਗ੍ਹਾ ਨੂੰ ਮੈਂ ਜਾਂ ਬੱਚਿਆਂ ਨੂੰ ਇਦਾਂ ਕਹਿੰਦੇ ਆ ਛੱਡ ਦਿਓ ਬਸ ਜਾਗੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ ਉਹ ਸੋਹਣਾ ਨਹੀਂ ਲੱਗਦਾ ਪਰਾਏ ਘਰਾਂ 'ਚ ਜਾਂਦਾ ਦਰ ਦਰ ਤੇ ਫਿਰਦਾ ਸੋਹਣਾ ਨਹੀਂ ਲੱਗਦਾ ਮਾਵਾ ਨਾ ਇਦਾਂ ਨਾ ਕਹਿਣ ਕਦੇ ਵੀ ਵੀ ਤੂੰ ਉਹ ਨਹੀਂ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ ਸੇਵਾਦਾਸ ਭਾਈ ਸੇਵਾਦਾਸ ਇੱਕ ਕਸ਼ਮੀਰ ਤੋਂ ਆਇਆ ਤੇ ਇਹ ਪਹਿਲੀ ਵਾਰੀ ਇਹਨੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ 'ਚ ਆ ਕੇ ਦਰਸ਼ਨ ਕੀਤੇ ਸਾਰੀ ਸੰਗਤ ਆਈ ਹੈ ਮੱਥਾ ਟੇਕਦੀ ਹੈ ਇਹਨੇ ਵੀ ਟੇਕਿਆ ਮੱਥਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਚਨ ਲੱਗੇ ਕਰਨ ਜਦੋਂ ਇਹ ਇਦਾਂ ਸੁਣਨ ਲੱਗ ਪਿਆ ਬੈ ਸੁਣਦਿਆਂ ਸੁਣਦਿਆਂ ਹੀ ਜੋਤ ਪ੍ਰਗਟ ਹੋ ਗਈ ਮਤਲਬ ਅੰਦਰ ਚਾਨਣ ਹੋ ਗਿਆ ਥੋੜਾ ਜਿਹਾ ਚਿਰ ਸੁਣਿਆ ਕਈ ਵਾਰੀ ਇਸ਼ਾਰਾ ਹੀ ਹੁੰਦਾ ਹੈ ਕਈ ਬੰਦਿਆਂ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਕਈਆਂ ਦੇ ਕੋਲ ਤੇ ਭਾਵੇਂ ਤੁਸੀਂ ਮੱਥਾ ਵੀ ਮਾਰੀ ਜਾਓ ਨਾ ਬਹਿ ਕੇ 10-10 ਘੰਟੇ ਸਮਝਾਈ ਜਾਓ 10-10 ਘੰਟੇ ਸਮਝਾਈ ਜਾਓ ਕੱਖ ਨਹੀਂ ਸਮਝ ਪੈਂਦੀ ਕਈ ਬੰਦਿਆਂ ਨੂੰ ਮਾੜਾ ਜਿਹਾ ਇਸ਼ਾਰਾ ਹੀ ਬਹੁਤ ਹੁੰਦਾ ਮਾੜਾ ਜਿਹਾ ਇਸ਼ਾਰਾ ਕਰ ਦੋ ਨਾਲ ਦੀ ਨਾਲ ਸਮਝ ਜਾਂਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੁਣੇ ਮਹਾਰਾਜ ਨੇ ਵਿੱਚ ਕਈ ਇਸ਼ਾਰੇ ਹੀ ਇਦਾਂ ਦੇ ਕੀਤੇ ਬਚਨਾਂ ਦੇ ਵਿੱਚ ਉਹ ਇੱਕਦਮ ਹੀ ਪਕੜ ਗਿਆ ਤੋਂ ਦੇ ਇੱਕਦਮ ਸਮਝ ਆ ਗਿਆ ਵੀ ਪਰਮਾਤਮਾ ਇੱਕ ਹੈ ਸਾਹ ਉਹ ਚਲਾਉਂਦਾ ਹੈ ਅਸੀਂ ਕਿਉਂ ਦਰ ਦਰ ਤੇ ਫਿਰਦੇ ਆਂ ਛੇਵੇਂ ਪਾਤਸ਼ਾਹ ਦੇ ਕੋਲ ਆਇਆ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤੇ ਤੁਸੀਂ ਆਪਣਾ ਸਿੱਖ ਬਣਾ ਲਓ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆਇਆ ਕਿੱਥੋਂ ਆਇਆ ਕਹਿੰਦਾ ਕਸ਼ਮੀਰ ਤੋਂ ਆਇਆ ਮਾਰੇ ਕਹਿੰਦੇ ਭਾਈ ਸੌਖਾ ਨਹੀਂ ਇਸ ਰਾਹ ਤੇ ਤੁਰਨਾ ਨਾ ਕਿਉਂਕਿ ਲੋਕੀ ਅਸਲੀ ਦੁੱਧ ਪੀ ਨਹੀਂ ਸਕਦੇ ਜਿਵੇਂ ਕੱਲ ਕਿਹਾ ਸੀ ਵੀ ਕੱਚੀ ਲੱਸੀ ਦੇ ਆਦੀ ਬਣ ਗਏ ਸੱਚ ਹਰੇਕ ਦੇ ਹਜਮ ਨਹੀਂ ਹੁੰਦਾ ਸੱਚ ਹਰੇਕ ਦੇ ਹਜਮ ਨਹੀਂ ਹੁੰਦਾ ਤੂੰ ਵੇਖ ਲੈ ਪਹਿਲਾਂ ਸੋਚ ਲੈ ਚੰਗੀ ਤਰ੍ਹਾਂ ਕਹਿਣ ਲੱਗਾ ਨਾ ਸੱਚੇ ਪਾਤਸ਼ਾਹ ਸੋਚ ਕੇ ਹੀ ਆਇਆ ਤੁਹਾਡੇ ਚਰਨਾਂ 'ਚ ਆਇਆ ਮੇਰ ਕਰੋ ਮੈਨੂੰ ਆਪਣਾ ਬਣਾਓ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਗਰੀਬ ਨਵਾਜ਼ ਤੇਰਾ ਜੀ ਮੈਂ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਨ ਜੀਵਨ ਤੇਰਾ ਜੀਵਨ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਨ ਜੀਵਨ ਤੇਰਾ ਜੀਵਨ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਮੈਂ ਗਰੀਬ ਜਾਨ ਜੀਵਨ ਤੇਰਾ ਜੀਵਨ ਤੇਰਾ ਸੱਚੇ ਪਾਤਸ਼ਾਹ ਰੱਖ ਮੈਂ ਗਰੀਬ ਤੇਰਾ ਰੱਖ ਮੇਰੀ ਜਾਂਦੇ ਜੀ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਨ ਕੇ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਪਾਤਸ਼ਾਹ ਰੱਖ ਲੈ

ਰੱਖ ਲੈ ਗਰੀਬ ਨਾਮ ਤੇਰਾ ਜੀ ਮੈਂ ਤੇਰਾ ਸੱਚੇ ਪਾਸ ਰੱਖ ਲੈ ਗਰੀਬ ਨਾਮ ਰੱਖ ਲੈ ਗਰੀਬ ਜਾਨ ਜੀ ਮੈਂ ਤੇਰਾ ਜੀ ਮੈਂ ਤੇਰਾ ਤੇ ਜੀ ਰੱਖ ਲੈ ਗਰੀਬ ਜਾਨ ਨਾ ਰਸ ਮੈਂ ਗਰੀਬ ਤੇਰਾ ਮੈਂ ਗਰੀਬ ਗਰੀਬੀ ਨਹੀਂ ਬੰਨਿਓ ਮੈਂ ਗਰੀਬ ਆ ਸੱਚੇ ਪਾਤਸ਼ਾਹ ਮਿਹਰ ਕਰੋ ਕੱਖ ਨਹੀਂ ਮੇਰੇ ਬੰਦੇ ਇਹ ਆਪਾਂ ਪਰਸੋਂ ਦੇ ਦੀਵਾਨ ਵਿੱਚ ਬੇਨਤੀ ਕੀਤੀ ਸੀ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਏ ਨਾਹੇ ਨ ਦਰਬਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੋ ਸਮਾਈ ਕੱਖ ਨਹੀਂ ਸਾਡੇ ਪੱਲੇ ਕੋਈ ਗੁਣ ਨਹੀਂ ਬੋਲਣ ਦਾ ਚੱਜ ਨਹੀਂ ਵੇਖਣ ਦਾ ਚੱਜ ਨਹੀਂ ਖਾਣ ਦਾ ਚੱਜ ਨਹੀਂ ਸੁਣਨ ਦਾ ਪਤਾ ਨਹੀਂ ਕੱਖ ਨਹੀਂ ਪਤਾ ਗਰੀਬ ਹੀ ਆ ਫਿਰ ਜਿਹੜੇ ਬੰਦੇ ਕੋਲ ਸੋਹਣੇ ਸ਼ਬਦ ਹੀ ਨਹੀਂ ਉਹ ਗਰੀਬ ਹੀ ਹੈ ਜਿਹਦੇ ਕੋਲ ਸੋਹਣੇ ਵਿਚਾਰ ਹੀ ਨਹੀਂ ਗਰੀਬ ਹੀ ਐ ਖਜ਼ਾਨੇ ਦਾ ਮਾਲਕ ਤੇ ਉਹ ਐ ਜਿਹਦੇ ਕੋਲ ਵਿਚਾਰ ਸੋਹਣੇ ਸੋਹਣੇ ਨੇ ਆਖੋ ਸਤਨਾਮ ਬਈ ਕਿੱਡਾ ਤਕੜਾ ਖਜ਼ਾਨਾ ਐ ਸੋਹਣੇ ਵਿਚਾਰ ਖਜ਼ਾਨਾ ਐ ਜਿਹਦੇ ਕੋਲ ਸੋਹਣੇ ਵਿਚਾਰ ਨੇ ਉਹ ਅਸਲ ਖਜ਼ਾਨੇ ਦਾ ਮਾਲਕ ਐ ਪਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ ਆ ਖਜ਼ਾਨਾ ਜਿਨ੍ਹਾਂ ਦੇ ਕੋਲ ਹੋਵੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਆ ਖਜ਼ਾਨਾ ਵੇਖਣਾ ਖੋਲ ਕੇ ਮਹਾਰਾਜ ਦੇ ਬਚਨ ਹੈ ਖਜ਼ਾਨਾ ਸਿੱਖਾਂ ਕੋਲ ਸਾਡੇ ਸਿੱਖਾਂ ਕੋਲ ਕਾਹਦਾ ਖਜ਼ਾਨਾ ਹੈ ਗੁਰੂ ਸਾਹਿਬ ਦੇ ਬਚਨਾਂ ਦਾ ਇਹ ਖਜ਼ਾਨਾ ਸਾਡੇ ਕੋਲ ਐਸਾ ਹੈ ਜਿਹੜਾ ਕਿਸੇ ਕੋਲ ਵੀ ਨਹੀਂ ਜਿਹੜਾ ਖਜ਼ਾਨਾ ਸਿੱਖਾਂ ਕੋਲ ਹੈ ਇਹ ਕਿਸੇ ਕੋਲ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਦਾ ਖਜ਼ਾਨਾ ਇਹ ਖਜ਼ਾਨਾ ਕਿਸੇ ਕੋਲ ਨਹੀਂ ਸੇਵਾ ਦਾਸ ਨੇ ਗੁਰੂ ਸਾਹਿਬ ਦੇ ਬਚਨ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਕਹਿੰਦਾ ਮਹਾਰਾਜ ਆਪਣਾ ਬਣਾਓ ਮਹਾਰਾਜ ਕਹਿੰਦੇ ਸਿੱਖੀ ਕਮਾਉਣੀ ਬਹੁਤੀ ਸੌਖੀ ਨਹੀਂ ਭਾਈ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਨਹੀਂ ਇਹ ਬਾਟ ਅਵਲੜੀਏ ਮਿਲਦੀ ਆਪਣਾ ਆਪ ਮਟਾ ਕੇ ਕੁਦਰਤ ਵਿੱਚ ਕਾਦਰ ਹੈ ਦਿਸਦਾ ਮਾਨ ਮਨਾਰੇ ਢਾ ਕੇ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਬਰ ਦੇ ਨਾਲ ਥੈਂਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਇਹਨੂੰ ਜਾਗਦੀ ਜ਼ਮੀਰ ਵਾਲਾ ਰੱਖ ਸਕਦਾ ਦੂਜੇ ਨੇ ਕੀ ਰੱਖਣਾ ਸਿੱਖੀ ਜਿਉਂਦੇ ਬੰਦੇ 'ਚ ਹੀ ਰਹੂ ਹੁਣ ਜਾਗਦੀ ਜ਼ਮੀਰ ਵਾਲਾ ਤੇ ਸਿਧਾਂਤ ਰੱਖੇਗਾ ਹੁਣ ਜਿਹਦੀ ਜ਼ਮੀਰ ਹੀ ਨਹੀਂ ਜਾਗਦੀ ਉਹ ਸਿੱਖੀ ਕੀ ਰੱਖੇਗਾ ਹੁਣ ਜੇ ਜ਼ਮੀਰਾਂ ਵੇਚ ਚੁੱਕੇ ਸਾਡੇ ਜਥੇਦਾਰ ਅੱਜ ਇਹ ਕਹਿਣ ਵੀ ਅਸੀਂ ਜੀ ਸਿੱਖਾਂ ਸਿੱਖੀ ਤੇ ਜਾਗਦੀ ਜ਼ਮੀਰ ਵਾਲਿਆਂ ਕੋਲ ਰਹੂ ਸਾਡੇ ਲੀਡਰਾਂ ਨੇ ਜਿਨ੍ਹਾਂ ਨੇ ਜ਼ਮੀਰਾਂ ਆਪਣੀਆਂ ਵੇਚ ਦਿੱਤੀਆਂ ਨੇ ਉਹ ਕਾਦੀ ਸਿੱਖੀ ਰਹਿ ਗਈ ਫਿਰ ਸਿੱਖੀ ਤੇ ਜ਼ਮੀਰ ਵਾਲਿਆਂ ਕੋਲ ਰਹੂ ਜਿਉਂਦਿਆਂ ਵਿੱਚ ਰਹੂ ਸਿੱਖੀ ਜਿਉਂਦਿਆਂ ਕੋਲ ਮੁਰਦਾ ਕੀ ਰੱਖਣਗੇ ਸਿੱਖੀ ਨੂੰ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਮੁਰਦਾ ਬੰਦੇ ਨੇ ਕੀ ਰੱਖਣੀ ਹੈ ਸਿੱਖੀ ਮਾਰੇ ਕਹਿਣ ਲੱਗੇ ਸੰਭਾਲ ਕੇ ਰੱਖ ਲੈਗਾ ਕਹਿੰਦਾ ਜੀ ਤੁਹਾਡੀ ਕਿਰਪਾ ਹੋਵੇ ਫਿਰ ਉਪਦੇਸ਼ ਦਿੱਤਾ ਐਸਾ ਉਪਦੇਸ਼ ਦਿੱਤਾ ਐਸੇ ਬਚਨ ਸੁਣਾਏ ਬੜਾ ਪ੍ਰਭਾਵਿਤ ਹੋਇਆ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸੰਸਾਰ ਲੈ ਜੀਵਨ ਬਦਲ ਗਿਆ ਕੰਨ ਇਹੀ ਰਹਿਣਗੇ ਗੁਰਮਖੋ ਸੁਣਨਾ ਬਦਲ ਜਾਣਾ ਜੀਬ ਇਹੀ ਰਹਿਣੀ ਹੈ ਬੋਲਣਾ ਬਦਲ ਜਾਣਾ ਅੱਖਾਂ ਇਹੀ ਰਹਿਣਗੀਆਂ ਵੇਖਣਾ ਬਦਲ ਜਾਣਾ ਬਾਹਰੋਂ ਕੁਝ ਨਹੀਂ ਬਦਲਣਾ ਜਦੋਂ ਮਨ ਬਦਲ ਜਵੇ ਫਿਰ ਸਭ ਕੁਝ ਬਦਲ ਜਾਂਦਾ ਹੁਣ ਕੀ ਹੈ ਕੰਨਾਂ ਨਾਲ ਮਾੜਾ ਸੁਣਦੇ ਸੀ ਫਿਰ ਗੁਰਬਾਣੀ ਲੱਗ ਕੇ ਸੁਣਨ ਅੱਖਾਂ ਨਾਲ ਹਰ ਵੇਲੇ ਮਾੜਾ ਹੀ ਵੇਖਦੇ ਸੀ ਫਿਰ ਚੰਗਾ ਲੱਗ ਪਏ ਵੇਖਣ ਨਹੀਂ ਤੇ ਸਾਡੀਆਂ ਅੱਖੀਆਂ ਅੱਖਾਂ ਅੱਖੀਂ ਵੇਖ ਨਾ ਰੱਜੀਆਂ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਰੰਗ ਤਮਾਸ਼ੇ ਵੇਖ ਵੇਖ ਕੇ ਅੱਖਾਂ ਨਹੀਂ ਰੱਜਦੀਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਮੈਨੂੰ ਐਨਕ ਲਵਾ ਦਿਓ ਕਿਉਂ ਬਾਪੂ ਜੀ ਗੁਟਕਾ ਸਾਹਿਬ ਤੋਂ ਅੱਖਰ ਨਹੀਂ ਦਿਸਦੇ ਬਾਣੀ ਪੜੇਗਾ ਗ੍ਰੰਥ ਨਹੀਂ ਪੜਿਆ ਜਾਂਦੇ ਕਿਉਂ ਪਹਿਲਾਂ ਵੀ ਰੰਗ ਤਮਾਸ਼ੇ ਵੇਖਦੇ ਸੀ ਹੁਣ ਨਜ਼ਰ ਘਟ ਗਈ ਹੁਣ ਵੀ ਰੰਗ ਤਮਾਸ਼ੇ ਮਸ਼ੀਨ ਲਵਾ ਦਿਓ ਹੁਣ ਕਿਹੜਾ ਸੀ ਸਾਰ ਅੱਖਾਂ ਗਈਆਂ ਕੰਨ ਗਾਲ ਲੈ ਅੱਖਾਂ ਗਾਲ ਲਈਆਂ ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਸੁਣਦੇ ਆ ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰਜੀਆਂ ਬੜੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਬੜੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਬੋਲੋ ਰੰਗ ਤਮਾਸ਼ੇ ਵੇਖੇ ਬਣੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਬਣੇ ਰੰਗ ਤਮਾਸ਼ੇ ਵੇਖੇ ਬਣੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਬਣੇ ਰੰਗ ਤਮਾਸ਼ੇ ਵੇਖੇ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਬੜੇ ਰੰਗ ਤਮਾਸ਼ੇ ਵੇਖੇ ਬੋਲੋ ਰੰਗ ਤਮਾਸ਼ੇ ਵੇਖੇ ਬੜੇ ਰੰਗ ਤਮਾਸ਼ੇ ਵੇਖੇ ਬੜੇ ਰੰਗ ਤਮਾਸ਼ੇ ਵੇਖੇ ਰੰਗ ਉਹ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਬ ਨਾ ਰਜੀਆਂ ਕਰ ਭੋਗ ਬਲਾਸੇ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ ਪੀਰ ਮਰੀਦਾਂ ਫਿਰਹੜੀ ਸੱਚੀ ਰਹਿ ਇਸ ਕਰਕੇ ਭਾਈ ਇਹ ਅੱਖਾਂ ਦੁਨੀਆ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਰੱਜਦੀਆਂ ਨਹੀਂ ਇਹਨਾਂ ਤੋਂ ਲਾਹਾ ਲੈ ਲੋ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ ਕੱਜਲ ਰੇਖ ਨਾ ਸਹਿੰਦੀਆਂ ਸੇ ਪੰਖੀ ਸੂਏ ਬਹਿਠ ਇੱਕ ਦਿਨ ਇਹਨਾਂ ਅੱਖਾਂ ਨੇ ਸੜ ਜਾਣਾ ਕੇਸ ਜਲੇ ਜੈਸੇ ਘਾਸ ਦਾ ਪੂਲਾ ਹਾੜ ਜਲੇ ਜੈਸੇ ਲੱਕੜੀ ਦਾ ਤੂਲਾ ਆ ਸਾਰੇ ਸਰੀਰ ਤੋਂ ਕੰਮ ਲੈ ਲਈਏ ਆਖਾਂ ਮਿਲੀਆਂ ਨੇ ਚੰਗਾ ਵੇਖੋ ਕੰਨ ਮਿਲੇ ਨੇ ਚੰਗਾ ਸੁਣੋ ਜੀਬ ਮਿਲੀ ਹੈ ਚੰਗਾ ਬੋਲੋ ਹੁਣ ਵੇਖੋ ਬਾਹਰੋਂ ਨਹੀਂ ਬਦਲਦਾ ਅੰਦਰੋਂ ਬਦਲ ਜਾਂਦਾ ਬੰਦਾ ਚੇਂਜ ਹੋ ਗਿਆ ਚੇਂਜ ਹੋ ਗਿਆ ਟੋਟਲੀ ਲਾਈਫ ਬਦਲ ਗਈ ਘਰ ਆਇਆ ਹੁਣ ਖਾਣਾ ਘਟ ਗਿਆ ਖਾਂਦਾ ਤੇ ਹੈ ਪਰ ਲੋੜ ਅਨੁਸਾਰ ਖਾਂਦਾ ਬੋਲਦਾ ਹੈ ਪਰ ਘੱਟ ਬੋਲਦਾ ਹੈ ਬਹੁਤਾ ਨਾ ਗੱਲਾਂ ਬਾਤਾਂ ਜਿਵੇਂ ਅੱਗੇ ਲਗਾਤਾਰ ਬੋਲੀ ਜਾਂਦਾ ਸੁਣ ਥੋੜਾ ਬਹੁਤ ਬੋਲ ਮਾਂ ਨੇ ਬੁਲਾਉਣਾ ਬੋਲ ਪੈਣਾ ਘਰ ਵਾਲੀ ਨੇ ਬੁਲਾਉਣਾ ਬੋਲ ਪੈਣਾ ਬੱਚਿਆਂ ਨੇ ਬੁਲਾਉਣਾ ਬੋਲ ਪੈਣਾ ਪਰ ਆਪੇ ਨਹੀਂ ਬਸ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਐਦਾਂ ਮੇਰੀ ਬੇਨਤੀ ਸੁਣਿਓ ਆਪ ਆ ਪੁਆਇੰਟ ਜੇ ਨੋਟ ਕਰ ਲਓ ਜੇ ਕੋਈ ਮੇਰਾ ਵੀਰ ਇਹ ਕੋਈ ਸਵੇਰੇ ਉੱਠ ਕੇ ਬੈਕ ਸਿੱਧੀ ਰੱਖ ਕੇ ਬੈਕ ਸਿੱਧੀ ਰੱਖੋ ਲੱਕ ਵਿੱਚ ਵਲ ਨਾ ਪਵੇ ਭਾਵੇਂ ਚੌਂਕੜਾ ਮਾਰ ਕੇ ਬਹਿ ਜਾ ਚੰਗਾ ਨਹੀਂ ਬੈਠਿਆ ਜਾਂਦਾ ਕੁਰਸੀ ਤੇ ਬਹਿ ਜਾ ਕੁਰਸੀ ਤੇ ਬਹਿ ਜਾ ਢੋ ਲਾ ਕੇ ਨਹੀਂ ਸਿੱਧੀ ਦੀ ਕੁਰਸੀ ਹੁੰਦੀ ਹੈ ਜਿਹੜੀ ਪੋਲੀ ਨਹੀਂ ਸਿੱਧੀ ਤੁੰਜਿਆ ਸਣ ਲਾ ਲੈ ਬੈਕ ਸਿੱਧੀ ਰੱਖੋ ਸਿੱਧੇ ਹੋ ਕੇ ਬੈਠ ਕੇ ਤੇ ਜੇ ਨਹੀਂ ਤੇ ਕੁਰਸੀ ਤੇ ਬਹਿ ਜਾਓ ਪਰ ਬੈਕ ਸਿੱਧੀ ਰੱਖਿਓ ਐਦਾਂ ਬਲ ਪਾ ਕੇ ਥੱਲੇ ਨੂੰ ਹੋ ਕੇ ਨਹੀਂ ਬੈਕ ਸਿੱਧੀ ਰੱਖ ਕੇ ਬੈਠੋ ਬਲੱਡ ਸਰਕੂਲੇਸ਼ਨ ਸਹੀ ਚੱਲਦਾ ਫਿਰ ਬ੍ਰੇਨ ਨੂੰ ਸਿੱਧਾ ਜਾਂਦਾ ਉਹਦੇ ਨਾਲ ਟਕਾ ਛੇਤੀ ਬਣਦਾ ਵੇਖੋ ਟਿਕ ਕੇ ਬੋਲ ਕੇ ਬੋਲ ਬੋਲ ਕੇ 15 ਮਿੰਟ ਲਾ ਲਓ ਸਿਰਫ ਘੜੀ ਵੇਖ ਕੇ 15 ਮਿੰਟ ਬਸ ਜਿਹੜਾ ਸਾਨੂੰ ਗੁਰਮੰਤਰ ਦਿੱਤਾ ਹੈ ਟਿਕਾ ਨਾਲ ਵਾਹਿਗੁਰੂ ਇੰਨਾ ਗੈਪ ਪਾਓ ਜਿੰਨਾ ਕ ਆਪਾਂ ਬੋਲੇ ਆ ਇੰਨਾ ਕ ਵਿੱਚ ਗੈਪ ਪਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਟਿਕ ਕੇ ਕੋਈ ਫੋਟੋ ਦਾ ਕਿਸੇ ਮੂਰਤੀ ਦਾ ਧਿਆਨ ਨਾ ਰੱਖੋ ਧਿਆਨ ਤਰੋ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਇਹ ਅਕਥ ਕਹਾਣੀ ਹੈ ਸਮਝ ਆਉਣ ਲੱਗ ਜੇਗੀ ਪਰ ਧਿਆਨ ਕੀ ਰੱਖਣਾ ਹੈ ਸਹਿਜ ਪਾਠ ਚੱਲਦਾ ਹੈ ਪ੍ਰਮਾਤਮਾ ਹਰ ਥਾਂ ਤੇ ਹੈ ਮੇਰੇ ਸਾਹ ਚਲਾਉਣ ਵਾਲਾ ਹੈ ਮੇਰੇ ਨੇੜੇ ਹੈ ਉਹਨੂੰ ਫੀਲ ਕਰਕੇ ਮਨ ਉਹਨੂੰ ਮਹਿਸੂਸ ਕਰਕੇ ਉਹਨੂੰ ਆਵਾਜ਼ ਮਾਰਦਾ ਹੈ ਵਾਹ ਵਾਹਿਗੁਰੂ ਇਦਾਂ ਜਪੋ ਤੁਸੀਂ ਮੇਰੀ ਬੇਨਤੀ ਸਮਝਿਓ 10 ਮਿੰਟ ਰੋਜ਼ ਕੱਢ ਲਿਆ ਕਰੋ 15 ਮਿੰਟ ਕੱਢ ਲਓ 10 15 ਮਿੰਟ ਬਹੁਤ ਨੇ ਦਿਨੇ ਜਦੋਂ ਤੁਹਾਨੂੰ ਟਾਈਮ ਲੱਗਦਾ ਵੀ ਹੁਣ ਰੋਟੀ ਆ ਰਹੀ ਹੈ ਜਿਵੇਂ ਬੈਠਾ ਮੇਰੇ ਕੋਲ 5 ਮਿੰਟ ਟਾਈਮ ਹੈ ਉਦੋਂ ਫੇਰ ਇਦਾਂ ਜਪੋ ਵਾਹਿਗੁਰੂ ਵਾਹਿਗੁਰੂ ਉਦੋਂ ਫੇਰ ਸਫ਼ਰ ਕਰਦਾ ਹੈ ਗੱਡੀ ਚਲਾਉਂਦਾ ਹੈ ਗੱਡੀ ਵੀ ਚਲਾਉਂਦਾ ਚੱਲ ਨਾਲ ਨਾਲ ਬਾਹਰ ਇਹ ਜੀਬ ਨਾਲ ਪਹਿਲਾਂ ਇਦਾਂ ਪੱਕਾ ਚੱਲਣਾ ਹੈ ਤੇ ਤੁਸੀਂ 15 ਕ ਦਿਨਾਂ ਬਾਅਦ ਵੇਖਿਓ ਤਜਰਬਾ ਇੱਕਦਮ ਵਿਚਾਰ ਸ਼ਾਂਤ ਹੋਣ ਲੱਗ ਜਾਂਦਾ ਆ ਜਿਹੜਾ ਅੰਦਰ ਭੜਥੂ ਪਿਆ ਹੈ ਨਾ ਵਿਚਾਰਾਂ ਦਾ ਗੰਦ ਪਿਆ ਹੈ ਇਹ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ ਇੱਕ ਵਿਚਾਰ ਦੇ ਵਿੱਚ ਸਾਰੇ ਵਿਚਾਰ ਸਿਮਟ ਸਿਮਟ ਜਾਣਗੇ ਆ ਜਿਹੜਾ ਸ਼ਬਦ ਵਾਹਿਗੁਰੂ ਜਪਦਾ ਹੈ ਇਹ ਥੌਟਸ ਜਦੋਂ ਆ ਗਿਆ ਮਾਈਂਡ ਵਿੱਚ ਬਾਕੀ ਦੇ ਸਾਰੇ ਵਿਚਾਰ ਇਹਦੇ ਵਿੱਚ ਸਿਮਟਣ ਲੱਗ ਜਾਣਗੇ ਘਟਣ ਲੱਗ ਜਾਣਗੇ ਜਿਵੇਂ ਜਿਵੇਂ ਵਿਚਾਰ ਘਟਦੇ ਜਾਣਗੇ ਉਵੇਂ ਉਵੇਂ ਸ਼ਾਂਤ ਹੁੰਦੇ ਜਾਵਾਂਗੇ ਵਿਚਾਰ ਘਟਦਿਆਂ ਘਟਦਿਆਂ ਘਟਦਿਆਂ ਘਟਦਿਆਂ ਘਟਦਿਆਂ ਘਟਦਿਆਂ ਬਸ ਇੱਕੋ ਹੀ ਇੱਕ ਵਿਚਾਰ ਰਹਿ ਜਾਂਦਾ ਹੈ ਵਾਹਿਗੁਰੂ ਪਰ ਕਰਨਾ ਤੇ ਪਏਗਾ ਇਹ ਦਵਾਈ ਹੈ ਹਰ ਹਰ ਨਾਮ ਔਖੁਦ ਮੁਖ ਦੇਵੈ ਕਾਟੈ ਜਮ ਕੀ ਥੰਦਾ ਮੈਂ ਤਾਂ ਮੈਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਾਂਗਾ ਭੈਣਾਂ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਕੋਲ ਟਾਈਮ ਹੁੰਦਾ ਹੈ ਕੰਮ ਤੇ ਜਾਂਦਿਆਂ ਕਰੋ ਕੰਮ ਕਰਦਿਆਂ ਕਰਦਿਆਂ ਕਰੀ ਜਾਓ ਦੁਕਾਨ ਤੇ ਬੈਠਿਆ ਇੱਕ ਗਾਹਕ ਆਇਆ ਮੁੜ ਗਿਆ ਬਸ ਉਹਦੇ ਉਹਦੇ ਵਿੱਚ ਜਿਹੜਾ 5 ਮਿੰਟ ਗੈਪ ਹੈ ਉਹਦੇ ਵਿੱਚ ਕਰੀ ਲਓ ਬਹੁਤ ਟਕਾ ਮਿਲਣਾ ਸ਼ੁਰੂ ਹੋ ਜਾਏਗਾ ਸ਼ਾਂਤ ਹੋ ਜਾਓਗੇ ਤੇ ਜਿਵੇਂ ਜਿਵੇਂ ਅੰਦਰਲਾ ਸ਼ਾਂਤ ਹੋਏਗਾ ਮਨ ਸ਼ਾਂਤ ਹੋਏਗਾ ਪਰਮਾਤਮਾ ਫੀਲ ਹੋਏਗਾ ਵਿਚਾਰ ਘਟਣਗੇ ਜਿੰਨੀ ਸ਼ਾਂਤੀ ਚਿਹਰੇ ਤੇ ਵਾਹਿਗੁਰੂ ਅੰਦਰ ਆ ਜਾਏਗੀ ਉਹੀ ਖੇੜਾ ਫਿਰ ਚਿਹਰੇ ਤੇ ਆ ਜਾਏਗਾ ਮਨ ਖਿੜਿਆ ਹੋਏਗਾ ਚਿਹਰਾ ਵੀ ਖਿੜਿਆ ਹੋਏਗਾ ਜਦੋਂ ਮਨ ਕਰੂਪ ਹੁੰਦਾ ਹੈ ਬਾਹਰ ਵੀ ਰੂਪ ਨਹੀਂ ਚੜਦਾ ਬਾਹਰ ਵੀ ਬੰਦਾ ਸੋਹਣਾ ਨਹੀਂ ਲੱਗਦਾ ਮਨ ਕਾਇਮ ਹੋ ਗਿਆ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਮਨ ਨੂੰ ਸੀ ਦਿਓ ਉਹਦੇ ਉਹਨੂੰ ਫੀਲ ਕਰੋ ਜਦੋਂ ਵਿਚਾਰ ਘਟ ਕੇ ਖਾਣਾ ਘਟ ਗਿਆ ਤੇ ਇਹਦੀ ਮਾਂ ਪਤਾ ਕੀ ਕਹਿੰਦੀ ਹੈ ਇਹਦੀ ਮਾਂ ਹੈ ਭਾਗ ਭਰੀ ਮਾਤਾ ਭਾਗ ਭਰੀ ਉਹ ਕਹਿੰਦੀ ਵੇ ਪੁੱਤ ਤੂੰ ਪੰਜਾਬ ਗਿਆ ਸੀ ਤੈਨੂੰ ਹੋ ਕੀ ਗਿਆ ਤੂੰ ਜਾ ਕੇ ਆਇਆ ਤੈਨੂੰ ਫਰਕ ਕੀ ਪੈ ਗਿਆ ਤੇਰਾ ਤੇ ਸਿਸਟਮ ਹੀ ਬਦਲ ਗਿਆ ਸਾਰਾ ਬੋਲਦਾ ਤੂੰ ਨਹੀਂ ਖਾਂਦਾ ਤੂੰ ਨਹੀਂ ਕਹਿੰਦਾ ਬੇਬੇ ਖਾਂਦਾ ਕਿਉਂ ਨਹੀਂ ਖਾਣਾ ਅੱਗੇ ਤੇ ਤੂੰ ਮੰਗ ਮੰਗ ਕੇ ਵੀ ਆਹ ਬਣਾਓ ਆਹ ਬਣਾਓ ਹੁਣ ਜਿਹੋ ਜਿਹਾ ਬਣਿਆ ਹੁੰਦਾ ਖਾ ਲੈਣਾ ਜਿਹੋ ਜਿਹਾ ਫੜਾ ਦਿੰਨੇ ਆ ਖਾ ਲੈਣਾ ਕਹਿੰਦਾ ਮਾਤਾ ਜਿਉਣ ਲਈ ਖਾਣਾ ਖਾਣ ਲਈ ਨਹੀਂ ਜਿਉਣਾ ਜਿਉਣ ਲਈ ਖਾਣਾ ਖਾਣ ਲਈ ਨਹੀਂ ਜਿਉਣਾ ਸਾਰਾ ਦਿਨ ਧਿਆਨ ਖਾਣੇ 'ਚ ਹੀ ਰੱਖੀਏ ਹੁਣ ਆਪਣਾ ਹਾਲ ਤੇ ਹੋਰ ਹੈ ਨਾ ਨਾਲੇ ਖਾਈ ਜਾਣਗੇ ਰੋਟੀ ਅਜੇ ਮੂੰਹ 'ਚ ਹੈ ਪੁੱਛਣਗੇ ਰਾਤ ਨੂੰ ਕੀ ਬਣਾਏਗੀ ਘਰ ਵਾਲੀ ਨੂੰ ਜਿਵੇਂ ਹੋਣ ਵਾਲੀ ਤੇ ਡੱਫ ਲੈ ਰਾਤ ਨੂੰ ਫਿਰ ਬਣ ਜੂ ਤੇਰੇ ਇਹਦਾ ਤੇ ਸਵਾਦ ਲੈ ਲੈ ਅਸੀਂ ਤੇ ਚਸਕਿਆਂ ਦੇ ਵਿੱਚ ਹੋਏ ਨਾ ਹਫਤੇ ਹਫਤੇ ਦੀ ਪਲੈਨਿੰਗ ਪਹਿਲੇ ਹੀ ਕਰ ਦਿੰਦੇ ਆ ਵੀ ਆ ਕੱਲ ਨੂੰ ਆ ਬਣਾਈ ਪਰਸੋਂ ਫਿਰ ਆ ਬਣਾਈ ਐਤਵਾਰ ਨੂੰ ਆ ਬਣਾਈ ਇੰਨਾ ਚਸਕਾ ਹੈ ਜੀਵ ਦਾ ਇੱਕ ਤੇ ਹੁੰਦਾ ਖਾਣਾ ਹੈ ਇੱਕ ਹੁੰਦਾ ਚਸਕਾ ਖਾਣਾ ਤੇ ਸਾਰਿਆਂ ਨਹੀਂ ਹੁੰਦਾ ਹੈ ਪਰ ਕਈ ਬੰਦੇ ਸਪੈਸ਼ਲ ਮਲੇਰਕੋਟਲੇ ਗੋਲ ਗੱਪੇ ਖਾਣ ਜਾਂਦੇ ਉੱਥੇ ਖਾ ਕੇ ਆਉਂਦੇ ਆ ਫਲਾਣੇ ਰੈਸਟੋਰੈਂਟ ਵਿੱਚ ਰੋਟੀ ਬਹੁਤ ਵਧੀਆ ਹੈ ਲੁਧਿਆਣੇ ਖਾ ਕੇ ਆਵਾਂਗੇ ਸਪੈਸ਼ਲ ਰੋਟੀ ਖਾਣ ਲਈ ਲੁਧਿਆਣੇ ਤੱਕ ਜਾਣਾ ਤਨਖਾਹਾਂ ਕਈ ਬੰਦੇ ਖਾਣ ਤੇ ਪਾਣ ਤੇ ਹੀ ਲਾ ਦਿੰਦੇ ਨੇ ਸਾਰੀਆਂ ਇਹ ਹਾਵੀ ਹੋ ਜਾਂਦਾ ਸਾਡੇ ਦਿਮਾਗ ਦੇ ਉੱਤੇ ਜ਼ਿਆਦਾ ਪ੍ਰਭਾਵ ਪੈ ਜਾਂਦਾ ਇਹਨਾਂ ਚੀਜ਼ਾਂ ਦਾ ਵੇਖੋ ਖਾਣਾ ਹੈ ਪਰ ਲੋੜ ਅਨੁਸਾਰ ਜਿੰਨੀ ਕੁ ਲੋੜ ਹੈ ਖਾਈ ਚੱਲੋ ਤੇ ਜੇ ਬੰਦੇ ਦਾ ਧਿਆਨ ਹੀ ਸਾਰਾ ਦਿਨ ਖਾਣੇ 'ਚ ਰਵੇ ਆਹ ਖਾ ਲੋ ਆਹ ਖਾ ਲੋ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਬਾੜੀ ਜੀਓ ਕਹਿੰਦੇ ਜ਼ਹਿਰ ਦੀ ਬਾੜੀ ਬੀਜਦਾ ਜਿਹੜਾ ਬੰਦਾ ਖਾ ਖਾ ਕੇ ਬਦਫੈਲੀਆਂ ਕਰਦਾ ਹੈ ਹੁਣ 10-10 ਸਾਡੇ ਖਾ ਕੇ ਤੂੰ ਨਾਮ ਜਪੇਗਾ ਕਿਉਂ ਬਈ ਅੱਜ ਕੱਲ ਠੰਡ ਦਾ ਮੌਸਮ ਹੈ ਜੇ ਜੇ ਬੰਦਾ ਖਾ ਕੇ ਇੱਡਾ ਬਾਟਾ ਮੁਰਗੇ ਦਾ ਤੇ ਸਵੇਰੇ ਆ ਕੇ ਵਾਹਿਗੁਰੂ ਤੇਰਾ ਵਾਹਿਗੁਰੂ ਜਰੂਰ ਤੈਨੂੰ ਛਾਂ ਸਵੇਰੇ ਉੱਠ ਕੇ ਕਹੀਂ ਖਾ ਕੇ ਪੰਜ ਚਾਰ ਆਂਡੇ ਤੇ ਫਿਰ ਕਵੇਂ ਵੀ ਮਨ ਨਹੀਂ ਲੱਗਦਾ ਨਾ ਭਟਕਣਾ ਨਹੀਂ ਲੱਗਦੀ ਇਹ ਲੱਗੂ ਹੀ ਉਹ ਜਿਹੜਾ ਤੇਰੇ ਅੰਦਰ ਗਿਆ ਟਿਕ ਕੇ ਬਹਿਣ ਦਊ 10-10 ਵਾਰੀ ਉੱਠ ਕੇ ਪਾਣੀ ਪੀਂਦਾ ਫਿਰੇਗਾ 10-10 ਵਾਰੀ ਸੋ ਜਦੋਂ ਮਨ ਟਿਕ ਜਾਵੇ ਨਾ ਤੂੰ ਮੁਰਗੇ ਦੀਆਂ ਅੱਖਾਂ ਚੱਖਾਂ ਪਾ ਕੇ ਵੇਖੀ 10 ਮਿੰਟ ਨਾ ਉਹਦੇ ਉਹਦੀਆਂ ਅੱਖਾਂ ਚੱਖਾਂ ਪਾ ਕੇ ਵੇਖੀ ਜਾਂ ਬੱਕਰੇ ਦੇ ਪਾ ਲਈ ਅੱਖਾਂ ਚੱਖਾਂ ਪਾ ਕੇ ਵੇਖੀ ਵੱਡਣ ਨੂੰ ਜੀ ਨਹੀਂ ਕਰਨਾ ਤੈਨੂੰ ਵਿੱਚ ਤੇਰੇ ਵੱਲ ਵੇਖਦਾ ਦਿਸਣਾ ਪਰਮਾਤਮਾ ਇਹਦੇ 'ਚ ਵੀ ਬੈਠਾ ਹੈ ਆਖੋ ਸਤਨਾਮ ਵੇਖੀ ਤਜਰਬਾ ਕਰਕੇ ਤੂੰ ਮੁਰਗੇ ਦੇ ਉਹ ਪਏ ਹੁੰਦੇ ਨੇ ਨਾ ਕਈ ਉਹਦੇ ਉਹਦੇ ਉਹਦੇ ਟਿਕ ਕੇ ਉਹਦੇ ਵੱਲ ਵੇਖੀ ਕਿਤੇ ਸਹਿਜ ਵਿੱਚ ਬੰਦਾ ਸ਼ਾਂਤ ਚ ਹੋਵੇ ਰੰਗ ਚ ਹੋਵੇ ਉਹ ਇਹ ਕਹਿ ਹੀ ਨਹੀਂ ਸਕਦਾ ਵੀ ਇਹਦਾ ਗੱਲ ਵੱਢ ਦੇ ਕਹੇਗਾ ਯਾਰ ਤੂੰ ਇਹਨੂੰ ਛੱਡ ਦੇ ਮੈਂ ਦੇ ਦਿੰਦਾ ਪੈਸੇ ਛੱਡ ਦੇ ਫਿਰਨ ਦੇ ਨੂੰ ਮੌਜਾਂ ਲੈਣ ਦੇ ਵੀ ਆਇਆ ਇੱਥੇ ਫਰਕ ਪੈ ਜਾਂਦਾ ਸਾਰਾ ਹੀ ਖਾਣ ਬੰਦਾ ਖਾ ਖਾ ਕੇ ਜਿਹੜਾ ਬਦਫੈਲੀਆਂ ਕਰਦਾ ਹੈ ਜਿਹੜਾ ਖਾਏਗਾ ਇਦਾਂ ਦਾ ਕੁਝ ਤੇ ਬਦਫੈਲੀਆਂ ਹੀ ਕਰਨੀਆਂ ਨੇ ਉਹਨੇ ਤੇ ਸੁਣੋ ਖਾ ਖਾ ਕੇ ਬਦਫੈਲੀਆਂ ਕਰਦਾ ਜਿਹੜਾ ਕਹਿੰਦੇ ਉਹਨੇ ਆਪਣੇ ਲਈ ਜ਼ਹਿਰ ਦੀ ਬਾੜੀ ਬੀਜ ਲਈ ਕਹਿੰਦੇ ਕੋਈ ਬੰਦਾ ਜ਼ਹਿਰ ਵੀ ਬੀਜਦਾ ਹੈ ਕਹਿੰਦੇ ਖਾ ਖਾ ਕੇ ਬਦਫੈਲੀਆਂ ਕਰਨ ਵਾਲਿਆ ਆਪਣੇ ਲਈ ਜ਼ਹਿਰ ਦੀ ਬਾੜੀ ਬੀਜਦਾ ਚੇਤਾ ਰੱਖ ਔਖਾ ਹੋਏਗਾ ਜੇ ਅੱਜ ਬੀਜਦਾ ਕੱਲ ਨੂੰ ਤੈਨੂੰ ਵੱਢਣਾ ਵੀ ਪੈਣਾ ਹੈ ਖਾਏ ਖਾਏ ਕਰੇ ਬਦਫੈਲੀ ਖਾ ਖਾ ਕੇ ਬਹਿਲੀਆਂ ਕਰਨੀਆਂ ਜਾਨ ਵਿਸੂ ਕੀ ਬਾੜੀ ਜ਼ਹਿਰ ਦੀ ਬਾੜੀ ਵਿਸ਼ ਦੀ ਬਾੜੀ ਵਿਉਂ ਦੀ ਬਾੜੀ ਹੈ ਇਹ ਛੱਡ ਦੇ ਖਾਣਾ ਤੇ ਹੈ ਹਿਸਾਬ ਨਾਲ ਰੱਖੋ ਜਿੰਨਾ ਕੁ ਲੋੜ ਹੈ ਲੋੜ ਅਨੁਸਾਰ ਖਾਈ ਚੱਲੋ ਪਰ ਇਹ ਨਹੀਂ ਵੀ ਖਾਈ ਚੱਲੋ ਖਾਈ ਚੱਲੋ ਆਪਣੇ ਢਿੱਡ 'ਚ ਹੀ ਨਾ ਡੁੱਬ ਜੀ ਕਿਤੇ ਤੈਨੂੰ ਬਾਹਰ ਡੁੱਬਣ ਦੀ ਲੋੜ ਨਹੀਂ ਆਪਣੇ ਢਿੱਡ 'ਚ ਹੀ ਡੁੱਬ ਜੇ ਕਿਤੇ ਸੁਰਤ ਪਰਮਾਤਮਾ ਚ ਲਾਉਣੀ ਸੀ ਤੇਰੀ ਢਿੱਡ 'ਚ ਲੱਗੀ ਰਹਿੰਦੀ ਏ ਭੁੱਖ ਲੱਗੀ ਏ ਯਾਰ ਸਵੇਰੇ ਉੱਠਿਆ ਭੁੱਖ ਲੱਗੀ ਏ 15 ਮਿੰਟ ਵੱਧ ਜਾ ਭੁੱਖ ਲੱਗੀ ਏ ਘੰਟਾ ਕ ਲੰਘਦਾ ਫਿਰ ਭੁੱਖ ਲੱਗੀ ਏ ਘਰ ਵਾਲੀ ਨੂੰ ਭੁੱਖ ਲੱਗੀ ਏ ਭੁੱਖ ਹੀ ਲੱਗੀ ਰਹਿੰਦੀ ਤੈਨੂੰ ਆਪਣੇ ਢਿੱਡ 'ਚ ਡੁੱਬ ਜਾਏਗਾ ਇਹਨੂੰ ਕੰਟਰੋਲ 'ਚ ਰੱਖ ਕੰਟਰੋਲ 'ਚ ਰੱਖ ਇਹ ਤੇਰਾ ਢਿੱਡ ਭਵ ਸਾਗਰ ਬਣ ਸਕਦਾ ਹੈ ਜੇ ਸੁਰਤ ਇਹਦੇ 'ਚ ਹੀ ਫਸ ਗਈ ਤਾਂ ਢਿੱਡ ਹੀ ਭਵ ਸਾਗਰ ਬਣ ਗਿਆ ਸੁਰਤ ਪਰਮਾਤਮਾ ਚਲਾ ਮਨ ਪਰਮਾਤਮਾ ਨਾਲ ਜੋੜ ਕੇ ਰੱਖ ਠੀਕ ਹੈ ਲੋੜ ਅਨੁਸਾਰ ਆਪਾਂ ਸਾਰਿਆਂ ਨੇ ਖਾਣਾ ਹੀ ਹੈ ਖਾਣਾ ਹੀ ਹੈ ਖਾਣਾ ਹੀ ਹੁਣ ਵੇਖੋ ਉਹਦੀ ਮਾਂ ਕਹਿੰਦੀ ਐ ਸੇਵਾਦਾਸ ਦੀ ਕੀ ਕਰਤਾ ਤੈਨੂੰ ਕੀ ਹੋ ਗਿਆ ਅੱਗੇ ਤੂੰ ਮੰਗ ਮੰਗ ਕੇ ਖਾਂਦਾ ਸੀ ਹੁਣ ਫੜਾ ਦਿੰਨੇ ਆ ਖਾ ਲੈਣਾ ਕਹਿੰਦਾ ਬੇਬੇ ਠੀਕ ਹੈ ਫਿਰ ਦੋ ਚਾਰ ਪ੍ਰਸ਼ਾਦੇ ਛਕਣੇ ਨੇ ਛਕ ਲੈਨੇ ਆ ਹੁਣ ਮੈਂ ਮੰਗਾ ਕੀ ਇੰਨਾ ਫਰਕ ਤੇਰੇ 'ਚ ਕਿਵੇਂ ਪੈ ਗਿਆ ਬੋਲਦਾ ਕਿਉਂ ਨਹੀਂ ਕਹਿੰਦਾ ਬੇਬੇ ਬੋਲਦਾ ਤੇ ਹਾਂ ਜਿੰਨੀ ਕੁ ਲੋੜ ਹੈ ਬੋਲਦਾ ਹੁਣ ਮੈਂ ਬਿਨਾਂ ਗੱਲ ਕੋਈ ਕੀ ਬੋਲੀ ਜਾਵਾਂ ਹੁਣ ਫੋਨਾਂ ਤੇ ਇਦਾਂ ਹੀ ਹੋਰ ਭਾਈ ਠੀਕ ਠਾਕ ਹੈ ਸਭ ਹੋਰ ਕਈ ਘੰਟਾ ਘੰਟਾ ਕੰਨ ਨੂੰ ਫੋਨ ਅੱਛਾ ਫਿਰ ਹੋਰ ਫਿਰ ਹੋਰ ਇਦਾਂ ਹੀ ਕਰੀ ਜਾਣਗੇ ਘੰਟਾ ਘੰਟਾ ਘੰਟਾ ਲਾ ਦੇਣਗੇ ਤੇ ਇੰਨੇ ਘੰਟੇ ਵਿੱਚ 60 ਪੇਜ ਪੜ ਸਕਦਾ ਕੋਈ ਸੋਹਣੀ ਜੀ ਕਿਤਾਬ ਲੈ ਇੱਕ ਮਿੰਟ 'ਚ ਇੱਕ ਪੇਜ ਪੜ ਲੈਂਦਾ ਬੰਦਾ ਇੰਨੇ ਕੁ ਤੇਜ਼ ਤੇ ਹੈ ਹੀ ਉਹ ਨੌਜਵਾਨੋ ਪੜੇ ਲਿਖੇ ਹੋ ਇੱਕ ਇੱਕ ਮਿੰਟ 'ਚ ਤੇ ਇੱਕ ਪੇਜ ਪੜਿਆ ਹੀ ਜਾਂਦਾ ਇੱਕ ਘੰਟੇ 'ਚ 60 ਪੇਜ ਪੜਤੇ ਅਗਲੇ ਦਿਨ ਫਿਰ 60 ਪੜਤੇ ਤੀਜੇ ਦਿਨ ਕਿਤਾਬ ਖਤਮ ਹੋ ਗਈ ਲੈ ਇੱਕ ਕਿਤਾਬ ਪੜਤੀ ਤਿੰਨ ਦਿਨਾਂ 'ਚ ਤੇ ਕਈ ਤੇ ਸਿੰਘ ਇਦਾਂ ਦੇ ਵੇਖੇ ਨੇ ਕਿਤਾਬ ਸ਼ੁਰੂ ਕਰਕੇ ਪੜ ਕੇ ਖਤਮ ਕਰ 2 200 3 300 ਪੇਜ ਦੀ ਕਿਤਾਬ ਇੱਕ ਦਿਨ 'ਚ ਪੜ ਦਿੰਦੇ ਨੇ ਆ ਫੋਨਾਂ ਤੇ ਛੱਡ ਦੇ ਹੋਰ ਯਾਰ ਹੋਰ ਛੱਡ ਦੇ ਤੂੰ ਇੱਧਰ ਧਿਆਨ ਦੇ ਗਿਆਨ ਲੈ ਅਕਲ ਆਵੇ ਸਾਰਾ ਸਾਰਾ ਦਿਨ ਇਹਨਾਂ ਇਹਨਾਂ ਕੰਮਾਂ ਨੂੰ ਛੱਡੋ ਦੁਨੀਆਦਾਰੀ ਦਾ ਪਤਾ ਹੋਵੇ ਕਾਮਨ ਸੈਂਸ ਹੋਵੇ ਜਿੱਦਾਂ ਕਹਿ ਲੋ ਜਰਨਲ ਨੌਲੇਜ ਹੋਵੇ ਹੋਣੀ ਚਾਹੀਦੀ ਹੈ ਮਾੜਾ ਮੋਟਾ ਚਲੋ ਅੱਧਾ ਘੰਟਾ ਟਾਈਮ ਦਿਓ ਅੱਧਾ ਘੰਟਾ ਖਬਰਾਂ ਸੁਣ ਲਓ ਮੀਡੀਆ ਤੇ ਕੀ ਚੱਲਦਾ ਹੈ ਵਰਲਡ ਵਿੱਚ ਕੀ ਚੱਲਦਾ ਅੱਧਾ ਘੰਟਾ ਬਹੁਤ ਹੈ ਸਾਰਾ ਦਿਨ ਇਹਦੇ ਵਿੱਚ ਖੁੱਭੋ ਨਾ ਇਹਦੇ ਵਿੱਚ ਸੁਰਤ ਨੂੰ ਖੋਬ ਕੇ ਨਾ ਰੱਖ ਇਹ ਖਿਆਲ ਰੱਖੋ ਦੇਖੋ ਉਹ ਕਹਿੰਦਾ ਬੇਬੇ ਬੋਲਦਾ ਤੇ ਹਾਂ ਮੈਂ ਬਿਨਾ ਗੱਲ ਤੋਂ ਕਿਉਂ ਬੋਲੀ ਜਾਵਾਂ ਸਾਰਾ ਦਿਨ ਹੁਣ ਤੂੰ ਵੀ ਨੇ ਬੋਲੀ ਹੋਈ ਜਾਵਾਂ ਜਿੰਨੀ ਕੁ ਲੋੜ ਹੈ ਬੋਲਦਾ ਵੇ ਪੁੱਤ ਤੇਰੇ ਬੁੱਲ ਤੇ ਕਿਉਂ ਫਰਕਦੇ ਰਹਿੰਦੇ ਨੇ ਕੀ ਕਹਿੰਦਾ ਐ ਕਹਿੰਦਾ ਬੇਬੇ ਮੈਂ ਕਹਿੰਦਾ ਵਾਹਿਗੁਰੂ ਵਾਹਿਗੁਰੂ ਆ ਕਹਿੰਦਾ ਹੋਰ ਮੈਂ ਵਾਹਿਗੁਰੂ ਇਹ ਤੂੰ ਕਿੱਥੋਂ ਸਿੱਖ ਆਇਆ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਅੱਛਾ ਗੁਰੂ ਬਣਾ ਲਿਆ ਤੂੰ ਕਹਿੰਦੇ ਹਾਂ ਕਿਤੇ ਤੇ ਨਹੀਂ ਤੂੰ ਸਾਨੂੰ ਛੱਡੀ ਜਾਏਗਾ ਬੱਚਿਆਂ ਨੂੰ ਮਾਂ ਨੂੰ ਪਰਿਵਾਰ ਨੂੰ ਕਿਤੇ ਛੱਡੀ ਤੇ ਨਹੀਂ ਜਾਏਗਾ ਕਹਿੰਦਾ ਬੇਬੇ ਜਿਹਨੂੰ ਮੈਂ ਗੁਰੂ ਬਣਾਇਆ ਨਾ ਉਹ ਘਰ-ਬਾਰ ਛੱਡੀ ਨਹੀਂ ਫਿਰਦਾ ਉਹ ਧੂਣਾ ਲਾ ਕੇ ਨਹੀਂ ਬੈਠਾ ਉਹ ਪਖੰਡ ਕਰਨ ਵਾਲਾ ਨਹੀਂ ਉਹਦੀ ਤੇ ਆਪਣੀ ਵੀ ਮਾਂ ਹੈ ਉਹਦੇ ਵੀ ਬੱਚੇ ਨੇ ਉਹ ਬੱਚਿਆਂ ਵਾਲਾ ਪਰਿਵਾਰ ਵਾਲਾ ਹੈ ਮਾਂ ਦੀ ਸੇਵਾ ਵੀ ਕਰਦੇ ਨੇ ਉਹ ਮੈਂ ਉਹਨਾਂ ਦਾ ਸਿੱਖ ਬਣਿਆ ਗੁਰੂ ਹਰਗੋਬਿੰਦ ਸਾਹਿਬ ਦਾ ਅੱਛਾ ਅੱਛਾ ਫਿਰ ਕਿਵੇਂ ਗਿਆ ਹੁਣ ਵੇਖੋ ਇਦਾਂ ਲੱਗਣ ਲੱਗਦੀ ਮਾਂ ਮੈਂ ਬੇਨਤੀ ਇਹ ਕਰ ਰਿਹਾ ਸੀ ਨਾ ਵੀ ਬੀਬੀਆਂ ਐ ਨਾ ਕਿਹਾ ਕਰੋ ਪੁੱਤ ਮੈਂ ਵੀ ਜਾਨੀ ਆ ਤੂੰ ਵੀ ਉੱਥੇ ਹੀ ਚੱਲ ਸਿਆਣੀ ਸੀ ਮਾਂ ਸਮਝ ਗਈ ਅੱਛਾ ਪੁੱਤ ਦੱਸ ਮੈਨੂੰ ਫਿਰ ਕਿਵੇਂ ਕੀ ਕਿਵੇਂ ਤੈਨੂੰ ਦਰਸ਼ਨ ਹੋਏ ਕਹਿੰਦਾ ਬੇਬੇ ਇਦਾਂ ਹੀ ਬਸ ਮੈਂ ਸੰਗਤ ਗਈ ਮੈਂ ਵੀ ਚਲ ਗਿਆ ਸੰਗਤ ਬਹਿ ਗਈ ਮੈਂ ਵੀ ਬਹਿ ਗਿਆ ਮੈਂ ਸੁਣਿਆ ਮਾਤਾ ਮੈਂ ਐਸਾ ਸੁਣਿਆ ਮੇਰਾ ਤੇ ਜੀਵਨ ਹੀ ਬਦਲ ਗਿਆ ਮੈਂ ਤੇ ਉਦੋਂ ਤੋਂ ਫੈਸਲਾ ਕਰ ਲਿਆ ਮਨਾ ਕੁਰਾ ਦੇ ਦੁਆਰੇ ਨਾ ਮੈਂ ਫੈਸਲਾ ਕਰ ਲਿਆ ਪੱਕਾ ਫਕੀਰ ਬਣ ਜਾ ਮਨਾ ਕੁਰਾ ਦੇ ਦੁਆਰੇ ਨਾ ਫਕੀਰ He ਕੱਢ ਸਿੱਧਾ ਹੋ ਕੇ ਤੀਰ ਬਣ ਗਿਆ ਸਿੱਧਾ ਹੋ ਜਾ ਗੁਰੂ ਦੇ ਦਵਾਰੇ ਤੇ ਐਵੇਂ ਵੜ ਜੇ ਨਾ ਰੱਖ ਅੰਦਰ ਅੰਦਰੋਂ ਬਾਹਰੋਂ ਇੱਕ ਹੋ ਜਾ ਬਣ ਤੇ ਮਨੋਂ ਬਣ ਦਿਖਾਵੇ ਦਾ ਨਹੀਂ ਕਹਿੰਦਾ ਬੇਬੇ ਮੈਂ ਜਦੋਂ ਸਤਗੁਰ ਦੇ ਦਰਸ਼ਨ ਕੀਤੇ ਉਹਨਾਂ ਦੇ ਬਚਨ ਸੁਣੇ ਇੱਕਦਮ ਚੇਂਜ ਹੋ ਗਿਆ ਮੈਨੂੰ ਬੜੇ ਪਿਆਰੇ ਲੱਗੇ ਸੱਚੇ ਪਾਤਸ਼ਾਹ ਫੇਰ ਬਈ ਮੈਂ ਮਾਤਾ ਉਸ ਦਿਨ ਉਹਨਾਂ ਨੂੰ ਬੇਨਤੀ ਕੀਤੀ ਮੈਨੂੰ ਆਪਣਾ ਬਣਾ ਲਓ ਸ਼ੁਕਰ ਹੈ ਮਾਤਾ ਮੈਨੂੰ ਉਹਨਾਂ ਨੇ ਸਿੱਖੀ ਦੀ ਦਾਤ ਦੇ ਦਿੱਤੀ ਹੁਣ ਸੁਣਿਓ ਬੇਬੇ ਕਹਿੰਦੀ ਵੇ ਪੁੱਤ ਕਿੰਨਾ ਕ ਆਨੰਦ ਆ ਰਿਹਾ ਹੈ ਕਹਿੰਦਾ ਮਾਤਾ ਪੁੱਛ ਨਾ ਕੋ ਜਿੱਦਣ ਤੋਂ ਗੁਰੂ ਦੀ ਸਿੱਖੀ ਧਾਰਨ ਕੀਤੀ ਹੈ ਜਿੱਦਣ ਤੋਂ ਮੈਂ ਬਚਨ ਸੁਣੇ ਨੇ ਜ਼ਿੰਦਗੀ ਬਦਲ ਗਈ ਕਹਿੰਦਾ ਖੁਸ਼ ਖੁਸ਼ ਰਹਿਣਾ ਬਾਣੀ ਪੜ ਕੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੇ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਭਾਵ ਫੀਲ ਹੁੰਦਾ ਸਰਸਨ ਮੈਂ ਹਮੇਸ਼ਾ ਆਨੰਦ 'ਚ ਰਹਿਣਾ ਹਰਸਨ ਖੜਾਓ 'ਚ ਰਹਿਣਾ ਉਹਦੇ ਰੰਗ ਵਿੱਚ ਰੰਗਿਆ ਰਹਿਣਾ ਮਾਤਾ ਜਦੋਂ ਤੋਂ ਬਾਣੀ ਪੜਨ ਲੱਗਿਆ ਜਿਉਣ ਦਾ ਚੱਜ ਆ ਗਿਆ ਮੈਨੂੰ ਮੇਰਾ ਮਨ ਸ਼ਾਂਤ ਹੈ ਮੇਰੀ ਭਟਕਣਾ ਮੁੱਕ ਗਈ ਆਪਣੀ ਮਾਂ ਨੂੰ ਦੱਸਦਾ ਆਓ ਸੰਗਤ ਨੂੰ ਬੇਨਤੀ ਹੈ ਬੈਠੇ ਰਹਿਣਾ ਭਾਈ ਉੱਠਣਾ ਨਹੀਂ ਜਿਹੜੇ ਅਮਰ ਛੱਕ ਕੇ ਆਉਣਗੇ ਉਹਨਾਂ ਨੂੰ ਆਪਾਂ ਜੀ ਆਇਆਂ ਕਹੀਏ ਜਿਹੜੇ ਅੱਜ ਗੁਰੂ ਵਾਲੇ ਬਣੇ ਨੇ ਉਹਨਾਂ ਨੂੰ ਜੀ ਆਇਆਂ ਕਹੀਏ ਵਧਾਈ ਦਈਏ ਸਾਰੀ ਸੰਗਤ ਨੇ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਉੱਠਣਾ ਨਹੀਂ ਕਿਸੇ ਨੇ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਸਜ ਕੇ ਆਇਆ ਮਾਤਾ ਸਾਹਿਬ ਕੌਰ ਦੇ ਮਾਤਾ ਸਾਹਿਬ ਕੌਰ ਦੇ ਜਾਇਆ ਲੋ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਮਾਤਾ ਸਾਹਿਬ ਕੌਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਮਾਤਾ ਸਾਹਿਬ ਕੌਰ ਦੇ ਜਾਇਆ ਨੂੰ ਜੀ ਆਇਆ ਜੇ ਸਕਿਓ ਨਾ ਬਈ 230 ਪ੍ਰਾਨੀ 230 ਪ੍ਰਾਨੀ ਗੁਰੂ ਕੇ ਜਹਾਜ਼ੇ ਚੜੇ ਆ ਜਿਨ੍ਹਾਂ ਨੂੰ ਸਮਾਗਮ ਦੀ ਤੇ ਅੰਮ੍ਰਿਤ ਸੰਚਾਰ ਦੀ ਖੁਸ਼ੀ ਏ ਉਹ ਸੰਗੋ ਨਾ ਅਸੀਂ ਲੀਡਰਾਂ ਵਾਂਗੂ ਵੋਟਾਂ ਨਹੀਂ ਲੈਣੀਆਂ ਸਪਿਰਟ ਭਰਨਾ ਸਪਿਰਟ ਜੋਸ਼ ਭਰਨਾ ਸੰਗੋ ਨਾ ਜੀ ਜਕਾਰੇ ਵਿੱਚ ਬਾਵਾ ਖੜੀਆਂ ਕਰਿਓ ਬੋਲੇ ਗਈ ਤੇ ਫਿਰ ਡਬਲ ਡਬਲ ਦੀਵਾਨ ਹੁੰਦੇ ਆ ਦਿਨੇ ਵੀ ਅੰਮ੍ਰਿਤ ਸੰਚਾਰ ਰਾਤ ਨੂੰ ਵੀ ਅੰਮ੍ਰਿਤ ਸੰਚਾਰ ਤੀਜੇ ਦਿਨ ਅੰਮ੍ਰਿਤ ਸੰਚਾਰ ਕਿਤੇ 200 ਛਕਦਾ ਕਿਤੇ 400 ਛਕਦਾ ਕਿਤੇ 800 ਛਕਦਾ ਕਦੇ 1000 ਛਕਦਾ ਇਦਾਂ ਦੇ ਅੰਮ੍ਰਿਤ ਸੰਚਾਰ ਵੀ ਹੋਏ ਕਿ 10 10 10.5 10 ਹਜ਼ਾਰ ਪ੍ਰਾਨੀ ਗੁਰੂ ਵਾਲੇ ਬਣੇ ਸ੍ਰੀ ਆਕਾਲ ਸੁਣੋ ਕਹਿੰਦੇ ਢੈਂਦੀ ਕਲਾ ਢੈਂਦੀ ਕਲਾ ਨਹੀਂ ਮੈਨੂੰ ਤੇ 17 ਸਾਲ ਦੀ ਚੜ੍ਹਦੀ ਕਲਾ ਹੀ ਲੱਗਦੀ ਕਿਉਂਕਿ ਰੋਜ਼ ਅੰਮ੍ਰਿਤ ਸੰਚਾਰ 'ਚ ਰਹਿੰਦੇ ਆ ਚੜ੍ਹਦੀ ਕਲਾ ਹੀ ਲੱਗਦੀ ਹੈ ਤੀਜੇ ਦਿਨ ਤੁਸੀਂ ਅੰਮ੍ਰਿਤ ਸੰਚਾਰ ਵੇਖਣਾ ਬਈ 200 ਨੇ ਛਕਿਆ 400 ਨੇ ਛਕਿਆ ਤੇ ਚੜ੍ਹਦੀ ਕਲਾ ਹੀ ਲੱਗਣੀ ਹੈ ਫਿਰ ਤੇ ਜਿਹੜੇ ਬੰਦੇ ਨੇ ਕਰਨਾ ਕੱਖ ਨਹੀਂ ਅਖਬਾਰੀ ਬਿਆਨ ਲਈ ਚੱਲੋ ਸਿੱਖੀ ਗਈ ਸਿੱਖੀ ਦਾ ਐ ਹੋਣਾ ਚਾਹੀਦਾ ਸਿੱਖੀ ਦਾ ਆ ਹੋਣਾ ਚਾਹੀਦਾ ਇੱਕ ਮਿੰਟ ਟਾਈਮ ਨਹੀਂ ਕੱਢਦਾ ਕੱਖ ਨਹੀਂ ਕਰਨਾ ਉਹਨੂੰ ਕਹੋ ਇੱਕ ਦਿਨ ਕੱਢ ਕੇ ਆ ਜਾ ਚੱਲੀਏ 5-10 ਨਾਲ ਗੱਲਬਾਤ ਕਰਾਂਗੇ ਘਰ ਜਾ ਕੇ ਬੇਨਤੀਆਂ ਕਰਾਂਗੇ ਕਿਸੇ ਨਾ ਕਿਸੇ ਨੂੰ ਜਾ ਕੇ ਦਸੀਏ ਇੱਕ ਦਿਨ ਟਾਈਮ ਨਹੀਂ ਸਿੱਖੀ ਢੈਂਦੀ ਕਲਾ ਢੈਂਦੀ ਕਲਾ ਤੇ ਆਪੇ ਹੀ ਹੈ ਜਦੋਂ ਤੂੰ ਰੋਜ਼ ਇੱਕ ਬੰਦਾ ਇਦਾਂ ਦਾ ਵੇਖੇ ਜਿਨ੍ਹਾਂ ਤੇ ਜਿਹੜਾ ਤੇਰੀ ਸੰਗਤ ਕਰਕੇ ਦਾੜੀ ਵਾਲਾ ਦਾੜੀ ਰੱਖ ਲਵੇ ਰੋਜ਼ ਤੈਨੂੰ ਇੱਕ ਬੰਦਾ ਮਿਲੇ ਜਿਹੜਾ ਸ਼ਰਾਬ ਛੱਡੇ ਆਪਣੀ ਜ਼ਿੰਦਗੀ 'ਚ ਰੋਜ਼ ਤੈਨੂੰ ਇੱਕ ਬੰਦਾ ਇਦਾਂ ਦਾ ਮਿਲੇ ਜਿਹੜਾ ਕਵੇ ਮੈਂ ਲੈ ਵੀ ਪੱਗ ਬੰਨੂ ਤੈਨੂੰ ਫਿਰ ਜੱਟ ਦੀ ਗਲਾ ਲੱਗੇਗੀ ਇਸ ਕਰਕੇ ਭਾਈ ਆਪਣੇ ਵੱਲੋਂ ਆਪਾਂ ਕੋਸ਼ਿਸ਼ ਕਰਨੀ ਹੈ ਲਾਈਟਾਂ ਜਗਦੀਆਂ ਨੇ ਤੇ ਚਾਨਣ ਹੋ ਸਕਦਾ ਹੈ ਵੱਡਾ ਸਾਰਾ ਪੰਡਾਲ ਹੈ ਇੱਕ ਲਾਈਟ ਲਾ ਦਿਓ ਕੁਝ ਨਹੀਂ ਹੋਣਾ ਦੋ ਚਾਰ ਪ੍ਰਚਾਰਕ ਤਤ ਗੁਰਮਤ ਦਾ ਸੋਹਣਾ ਪ੍ਰਚਾਰ ਕਰਦੇ ਨੇ ਪਰ ਬਹੁਤੇ ਸਾਡੇ ਮਾਫ ਕਰਨਾ ਇਹ ਲਫ਼ਜ਼ ਕਹਿਣਾ ਪੈ ਰਿਹਾ ਬਹੁਤੇ ਸਾਡੇ ਬਸ ਭੋਰਿਆਂ ਜੋਗੇ ਹੀ ਰਹਿ ਗਏ ਬਹੁਤੇ ਅਸੀਂ ਭੋਰਿਆਂ 'ਚ ਹੀ ਬੜੇ ਰਹਿ ਗਏ ਕੋਈ ਅੰਦਰ ਇਹ ਨਹੀਂ ਵੀ ਹਾਂ ਹੋਣਾ ਚਾਹੀਦਾ ਕੁਝ ਨਹੀਂ ਬਸ ਇੱਥੇ ਹੀ ਖੜ ਗਿਆ ਕੰਮ ਤਕੜੇ ਹੋ ਕੇ ਡਟ ਕੇ ਪ੍ਰਚਾਰ ਕਰੀਏ ਬਦਲਾਅ ਆ ਸਕਦਾ ਹੈ ਬਿਹਾਰ ਪੰਜ ਬਿਹਾਰ ਦੇ ਕੁਝ ਵਿੱਚ ਪੰਜ ਸਿੰਘ ਇਦਾਂ ਦੇ ਸਜੇ ਆ ਜਿਹੜੇ ਉਧਰੋਂ ਆਏ ਹੋਏ ਆ ਉਧਰੋਂ ਆਏ ਹੋਏ ਆ ਹੁਣ ਸੁਣੋ ਆਪਾਂ ਕਈ ਵਾਰੀ ਇਹ ਕਈ ਵਾਰੀ ਆ ਸ਼ਬਦ ਕਹਿ ਦਿੰਨੇ ਆ ਉਹ ਭਾਈ ਦਾੜੀਆਂ ਕਿਸ ਰੱਖ ਲੋ ਕਾਹਨੂੰ ਬਿਹਾਰੀ ਬਿਹਾਰੀ ਭਈਆਂ ਵਰਗੇ ਲੱਗਦੇ ਹੋ ਹੁਣ ਕੀ ਕਹੀਏ ਦੱਸੋ ਇਹ ਲਫ਼ਜ਼ ਕਈ ਵਾਰੀ ਕਹਿ ਦਿੰਦੇ ਨੇ ਸਟੇਜ ਤੇ ਉਹ ਕਾਹਨੂੰ ਬਿਹਾਰੀ ਪਤਾ ਹੀ ਨਹੀਂ ਲੱਗਦਾ ਬਿਹਾਰੀ ਕਿਹੜਾ ਤੇ ਆਪਣੇ ਪੰਜਾਬੀ ਕਿਹੜਾ ਬਿਹਾਰ ਦੇ ਭਈਏ ਆਇਆਂ ਵਰਗੇ ਤੁਸੀਂ ਬਣੇ ਫਿਰਦੇ ਹੋ ਐਦਾਂ ਕਹਿੰਦੇ ਆ ਨਾ ਹੁਣ ਦੱਸੋ ਹੁਣ ਕੀ ਲਫ਼ਜ਼ ਵਰਤਾਂ ਮੈਂ ਬਿਹਾਰ ਵਾਲੇ ਦੇ ਅੰਮ੍ਰਿਤ ਛੱਡ ਕੇ ਆ ਕੇ ਪੰਜ ਹੁਣ ਦੱਸੋ ਹੁਣ ਕੀ ਕਵਾਂ ਵੀ ਜਿਵੇਂ ਬਿਹਾਰ ਵਾਲੇ ਛੱਕ ਕੇ ਉਹ ਸਿੰਘ ਵਾਲ ਹੁਣ ਉਹਨਾਂ ਵਰਗੇ ਬਣ ਜੂਏ ਕਮਾਂ ਪਹਿਲਾਂ ਕਹਿੰਦੇ ਸੀ ਉਹਨਾਂ ਵਰਗੇ ਕਿਉਂ ਬਣੀ ਜਾਂਦੇ ਹੋ ਤੁਸੀਂ ਤੁਹਾਡਾ ਪਤਾ ਹੀ ਨਹੀਂ ਲੱਗਦਾ ਅੱਜ ਇਹ ਕਹਿਣਾ ਪੈ ਰਿਹਾ ਵੀ ਜਿਵੇਂ ਉਹ ਬਣੇ ਨੇ ਉਵੇਂ ਤੁਸੀਂ ਵੀ ਬਣ ਜਾਓ ਉਹਨਾਂ ਵਰਗੇ ਬਣ ਜਾਓ ਸਾਥੋਂ ਅੱਗੇ ਲੰਘ ਗਏ ਉਹਨਾਂ ਨੂੰ ਸਿੱਖੀ ਪਿਆਰੀ ਲੱਗੀ ਆ ਕੇ ਤੇ ਕੰਮ ਕਰਦਿਆਂ ਨੂੰ ਚੰਗਾ ਲੱਗਣ ਲੱਗ ਗਿਆ ਸੁਣ ਸੁਣ ਕੇ ਉਹਨਾਂ ਦਾ ਜੀ ਕਰਨ ਲੱਗ ਪਿਆ ਵੀ ਦਾੜੀ ਰੱਖ ਲੋ ਯਾਰ ਹੁਣ ਕਿਹੜਾ ਉਹਨਾਂ ਨੂੰ ਤਨਖਾਹ ਵੱਧ ਜੂ ਤੁਸੀਂ 50000 ਤੇ ਰੱਖਿਆ ਸਾਲ ਦਾ ਹੁਣ ਤੂੰ ਲੱਖ ਦੇਏਗਾ ਉਹਨੂੰ ਉਹਦੀ ਇਨਕਮ ਵੱਧ ਜਾਣੀ ਹੈ ਉਹ ਪੈਸਿਆਂ ਕਰਕੇ ਨਹੀਂ ਲੱਗਿਆ ਇਧਰ ਉਹਨੂੰ ਸਿੱਖੀ ਚੰਗੀ ਲੱਗਦੀ ਹੈ ਉਹਨਾਂ ਨੂੰ ਆ ਪੱਗ ਵਧੀਆ ਲੱਗਦੀ ਹੈ ਦਸਤਾਰਾਂ ਵਧੀਆ ਲੱਗਦੀਆਂ ਨੇ ਉਹਨਾਂ ਦਾ ਦਿਲ ਕਰਦਾ ਹੈ ਅਸੀਂ ਵੀ ਦਾੜੇ ਰੱਖ ਲਈਏ ਹੁਣ ਕੀ ਕਵਾਂ ਹੁਣ ਤੁਹਾਨੂੰ ਇਹ ਕਹਿਣਾ ਆ ਬਿਹਾਰੀ ਭਈਏ ਸਾਡੇ ਸਿੱਖ ਭਰਾ ਬਣ ਗਏ ਇਹਨਾਂ ਵਰਗੇ ਬਣ ਜੋ ਸਤਿ ਅਕਾਲ ਤੇ ਪਹਿਲਾਂ ਕਹਿੰਦੇ ਹੁੰਦੇ ਸੀ ਇਹਨਾਂ ਵਰਗੇ ਬਣ ਲੱਗਦੇ ਹੋ ਤੁਸੀਂ ਫਰਕ ਪੈ ਗਿਆ ਨਾ ਵੇਖੋ ਜਿਨ੍ਹਾਂ ਤੇ ਕਿਰਪਾ ਹੋਣੀ ਹੈ ਹੋਣੀ ਹੈ ਮਿਹਰ ਹੋਣੀ ਹੈ ਹੋ ਜਾਂਦੀ ਹੈ ਬੇਨਤੀ ਕਰਾਂ ਬੇਨਤੀ ਕਰ ਰਿਹਾ ਬਦਲੋ ਮੈਂਟੈਲਿਟੀ ਚੇਂਜ ਕਰੋ ਆਪਣੀ ਯਾਰਾਂ ਦੋਸਤਾਂ ਮਿੱਤਰਾਂ ਜਿਨ੍ਹਾਂ ਸੁਸਾਇਟੀਆਂ 'ਚ ਬਹਿ ਬਹਿ ਕੇ ਪੀਂਦੇ ਆ ਕੋਈ ਨਹੀਂ ਨਾਲ ਤੁਰਦਾ ਆ ਸਤਿਗੁਰਾਂ ਦਾ ਗਿਆਨ ਲਓ ਮਹਾਰਾਜ ਕਹਿੰਦੇ ਕੀ ਨੇ ਸਾਰੇ ਜਾਗੋ ਤੇ ਇਹ ਬੇਨਤੀ ਮੈਂ ਪਹਿਲਾਂ ਵੀ ਬਹੁਤ ਵਾਰ ਕੀਤੀ ਹੈ ਜ਼ਿੰਦਗੀ 'ਚ ਇੱਕ ਨੂੰ ਜੋੜੇਗਾ ਜੋੜਨ ਵਾਲਿਆਂ ਦੀ ਲਿਸਟ ਵਿੱਚ ਤੇਰਾ ਨਾਮ ਆਏਗਾ ਬਹੁਤ ਵਾਰ ਮੈਂ ਇਹ ਗੱਲ ਕਹੀ ਹੈ ਵੀ ਜੰਗਲ ਨੂੰ ਅੱਗ ਲੱਗ ਗਈ ਇੱਕ ਚਿੜੀ ਚੁੰਝ ਭਰਦੀ ਹੈ ਪਾਣੀ ਦੀ ਅੱਗ ਤੇ ਪਾ ਦਿੰਦੀ ਏ ਭਰਦੀ ਏ ਪਾ ਦਿੰਦੀ ਉਹਨੂੰ ਕਿਸੇ ਨੇ ਆਖਿਆ ਨੀ ਚੜੀਏ ਚੁੰਝ ਤੇਰੀ ਨਿੱਕੀ ਜੀ ਅੱਗ ਇੰਨੀ ਜ਼ਿਆਦਾ ਹੈ ਤੇਰੀ ਨਿੱਕੀ ਜੀ ਚੁੰਝ ਨਾਲ ਅੱਗ ਬੁਝ ਜੂ ਉਹ ਕਹਿੰਦੀ ਮੈਨੂੰ ਪਤਾ ਬੁਝਣੀ ਨਹੀਂ ਫਿਰ ਕਿਉਂ ਕਮਲੀ ਹੋਈ ਐ ਤੇਰੀ ਨਿੱਕੀ ਜੀ ਚੁੰਝ ਨਾਲ ਅੱਗ ਤੇ ਬੁਝਣੀ ਨਹੀਂ ਕਹਿੰਦੀ ਬੁਝੇ ਭਾਵੇਂ ਨਾ ਬੁਝੇ ਭਾਵੇਂ ਨਾ ਪਰ ਇੱਕ ਦਿਨ ਉਹਦੀ ਕਚਹਿਰੀ 'ਚ ਹਿਸਾਬ ਹੋਏਗਾ ਬੁਝਾਉਣ ਵਾਲਿਆਂ ਦੀ ਲਿਸਟ ਵਿੱਚ ਨਾਮ ਤੇ ਆ ਜਾਊ ਇੱਕ ਪਾਸੇ ਅੱਗ ਲਾਉਣ ਵਾਲੇ ਖੜੇ ਹੋਣਗੇ ਇੱਕ ਪਾਸੇ ਬੁਝਾਉਣ ਵਾਲੇ ਖੜੇ ਹੋਣਗੇ ਬੁਝਾਉਣ ਵਾਲਿਆਂ 'ਚ ਆਵਾਂਗੇ ਲਾਉਣ ਵਾਲਿਆਂ ਤੇ ਨਹੀਂ ਆਵਾਂਗੇ ਜਿਨਨੇ ਮੇਰੇ ਵੀਰ ਅੰਮ੍ਰਿਤਧਾਰੀ ਬਣ ਕੇ ਕਿਸੇ ਹੋਰ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ ਉਸ ਲਾਈਨ ਵਿੱਚ ਆਉਣਗੇ ਜਿਹੜੀ ਲਾਈਨ 'ਚ ਭਾਈ ਮਨੀ ਸਿੰਘ ਆਏ ਭਾਈ ਤਾਰੂ ਸਿੰਘ ਆਏ ਉਸ ਲਾਈਨ ਵਿੱਚ ਖੜੇ ਨੇ ਜਿਹੜੀ ਲਾਈਨ ਵਿੱਚ ਬਾਬਾ ਅਤਰ ਸਿੰਘ ਜੀ ਵਰਗਿਆਂ ਨੇ ਲੱਖਾਂ ਨੂੰ ਅੰਮ੍ਰਿਤ ਛਕਾ ਕੇ ਜੋੜਿਆ ਉਸ ਲਾਈਨ ਵਿੱਚ ਖੜੇ ਉਸ ਲਾਈਨ ਵਿੱਚ ਖੜਨਗੇ ਜਿੱਥੇ ਬਾਬਾ ਜਰਨੈਲ ਸਿੰਘ ਖੜੇ ਨੇ ਜੋੜਨ ਵਾਲਿਆਂ ਦੀ ਲਾਈਨ ਵਿੱਚ ਤੇ ਜਿਹੜੇ ਬੰਦੇ ਨੇ ਐ ਕਹਿਣਾ ਹੈ ਵੀ ਯਾਰ ਕੀ ਫਰਕ ਪੈਂਦਾ ਠੰਡ ਜੀ ਆ ਜਾ ਇਦਾਂ ਕਿਹੜਾ ਕਿਹੜਾ ਵੇਖਦਾ ਕੋਈ ਆ ਜਾ ਲਾਈਏ ਘੁੱਟ ਕੀ ਵਿਗੜਦਾ ਆ ਜੱਗ ਮਿੱਠਾ ਅਗਲਾ ਅੱਗਾ ਕਿਹਨੇ ਡਿੱਠਾ ਕਿਹੜਾ ਵੇਖਿਆ ਕਿਸੇ ਨੇ ਇਹ ਉਹਨਾਂ ਦੀ ਲਾਈਨ 'ਚ ਨੇ ਜਿਹੜੇ ਤੋੜ ਰਹੇ ਨੇ ਮੱਸਾ ਰੰਗੜ ਖੜਾ ਹੈ ਤੋੜਨ ਵਾਲਾ ਹੈ ਜਕਰੀਆ ਨੇ ਤੋੜਿਆ ਜਕਰੀਏ ਆਏ ਇੱਥੇ ਮੱਸੇ ਰੰਗੜ ਵਰਗੇ ਆਏ ਇੱਥੇ ਤੋੜਨ ਵਾਲੇ ਹਜ਼ਾਰਾਂ ਆਏ ਇਹ ਉਹਨਾਂ ਦੀ ਲਿਸਟ ਵਿੱਚ ਖੜਾ ਹੈ ਔਰੰਗਜ਼ੇਬ ਵਰਗਾ ਤੋੜਨ ਵਾਲਿਆਂ ਦੇ ਵਿੱਚ ਆਵਾਂਗੇ ਆਪਾਂ ਨਹੀਂ ਅਸੀਂ ਜੋੜਨ ਵਾਲਿਆਂ ਵਿੱਚ ਨਾਮ ਲਿਖਾਓ ਭਾਈ ਸਾਰਿਆਂ ਨੂੰ ਬੇਨਤੀ ਹੈ ਤਕੜੇ ਹੋਵੋ ਪ੍ਰਚਾਰਕਾਂ ਨੂੰ ਵੀ ਬੇਨਤੀ ਹੈ ਤਕੜੇ ਹੋ ਕੇ ਪ੍ਰਚਾਰ ਕਰੋ ਜਿਹੜੇ ਫਿਊਜ਼ ਹੋਏ ਪਏ ਨੇ ਬਲਬ ਲੱਗੇ ਨੇ ਨਾਂ ਦੇ ਬਲਬ ਨੇ ਉਹਨਾਂ ਨੂੰ ਜਗਾਓ ਉਹਨਾਂ ਨੂੰ ਬੇਨਤੀ ਹੈ ਵੀ ਸਾਰੇ ਤਕੜੇ ਹੋ ਕੇ ਪ੍ਰਚਾਰ ਕਰੋ ਆਪਣੇ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਸੰਭਾਲੀਏ ਪੰਜਾਬ ਨਸ਼ਿਆਂ ਨੇ ਗਰਕ ਕਰਤਾ ਨਸ਼ੇ ਹੀ ਨਸ਼ੇ ਪੰਜਾਬ ਦੇ ਵਿੱਚ ਆਪਾਂ ਵੇਖ ਰਹੇ ਅੱਜ ਤੇ ਅੱਜ ਲੋੜ ਹੈ ਤਕੜੇ ਹੋ ਕੇ ਆਪਾਂ ਪ੍ਰਚਾਰ ਕਰੀਏ ਸੋ ਸਤਿਗੁਰੂ ਮਿਹਰ ਕਰ ਲੀਡਰਾਂ ਵਾਲੇ ਬਿਆਨ ਨਹੀਂ ਆਪਾਂ ਕਰਕੇ ਵਿਖਾਉਣਾ ਲੀਡਰਾਂ ਵਾਲੇ ਬਿਆਨ ਨਹੀਂ ਦੇਣੇ ਇਹ ਬਿਆਨ ਦੇ ਲੀਡਰ ਵੀ ਬਹੁਤ ਦਿੰਦੇ ਨੇ ਪੰਜਾਬ ਦੇ ਵਿੱਚ ਨਸ਼ਾ ਆ ਗਿਆ ਇਹ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਰਕ ਹੋ ਗਈ ਇਹਦੇ ਤੋਂ ਬਚਾਉਣ ਦੀ ਕੋਸ਼ਿਸ਼ ਕਰੀ ਇਦਾਂ ਦੇ ਬਿਆਨ ਦੇਣਗੇ ਉਹਨੂੰ ਪੁੱਛੇ ਵੀ ਚਮਚਾ ਚਮਚਾ ਲਵਾ ਕੇ ਤੂੰ ਰੈਲੀ 'ਚ ਲੈ ਕੇ ਆਏ ਹੋ ਤੁਸੀਂ ਨਸ਼ੇ ਨਾਲੇ ਡੱਬੇ ਤੇ ਆਪ ਮੰਨਦਾ ਹੈ ਨਾ ਬੋਤਲਾਂ ਦੇ ਤੇ ਡੱਬੇ ਦੇ ਤੇਰੇ ਸਿਰ ਤੇ ਚੁੱਕੀ ਲੈ ਜਾਂਦੇ ਨੇ ਬੋਤਲ ਦੇ ਕੇ ਤੇ ਲੈ ਬੋਤਲ ਤੈਨੂੰ ਮਿਲ ਜੂ ਤੂੰ ਆ ਜਾ ਚੱਲੀਏ ਤੇ ਉੱਥੇ ਸਟੇਜ ਤੇ ਇਹ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ ਏ ਤੁਸੀਂ ਗਾਲੀ ਏ ਇਹ ਤੁਹਾਡੇ ਤੋਂ ਬੇੜਾ ਤੁਹਾਡਾ ਰੁੜਦਾ ਹੈ ਆ ਹੁਣ ਲੰਗਰ ਲੱਗਦੇ ਨੇ ਲੰਗਰ ਸ਼ਰਾਬਾਂ ਦੇ ਮਾਫ ਕਰਨਾ ਲਫ਼ਜ਼ ਕਹਿਣਾ ਪੈਂਦਾ ਲੰਗਰ ਲੱਗ ਰਹੇ ਨੇ ਭੁਕੀਆਂ ਦੇ ਨਸ਼ਿਆਂ ਦੇ ਲੰਗਰ ਲੱਗਦੇ ਨੇ ਇਹ ਬੇੜਾ ਗਰਕ ਹੋਣਾ ਹੀ ਹੈ ਫਿਰ ਬਾੜ ਖੇਤ ਨੂੰ ਖਾਣ ਲੱਗ ਜਾਵੇ ਖੇਤ ਦਾ ਰਾਖਾ ਕੌਣ ਹੈ ਸਾਡੇ ਵਰਗਿਆਂ ਦਾ ਫਰਜ਼ ਬਣਦਾ ਜਗਾਉਣਾ ਖੋਕਾ ਦੇਣਾ ਕੁੱਕਰ ਦਾ ਕੰਮ ਹੁੰਦਾ ਕੁੱਤੇ ਦਾ ਕੰਮ ਹੁੰਦਾ ਉਹ ਆਪਣੇ ਮਾਲਕ ਦੇ ਦਰ ਦਾ ਟੁੱਕ ਖਾ ਕੇ ਮਾਲਕ ਦੇ ਦਰ ਤੇ ਭੌਂਕਦਾ ਰਵੇ ਜੇ ਕੋਈ ਚੋਰ ਆਵੇ ਭੌਂਕੇ ਜੇ ਚੋਰ ਦਾ ਗਲ ਨਾ ਫੜ ਸਕੇ ਰੌਲਾ ਪਾਈ ਜਾਵੇ ਪਾਈ ਜਾਵੇ ਗਲ ਨਹੀਂ ਫੜ ਸਕਦਾ ਚੋਰ ਦਾ ਪਰ ਰੌਲਾ ਪਾਵੇ ਕਿਉਂ ਜੇ ਘਰ ਵਾਲੇ ਜਾਗ ਪਏ ਚੋਰਾਂ ਨੂੰ ਆਪੇ ਕੱਢ ਦੇਣਗੇ ਸਾਡੇ ਵਰਗੇ ਪ੍ਰਚਾਰਕਾਂ ਦਾ ਫਰਜ਼ ਹੈ ਦੱਸੀ ਜਾਓ ਰੌਲਾ ਪਾਈ ਜਾਓ ਪਾਈ ਜਾਓ ਜਿੱਦਣ ਮਾਲਕ ਆ ਮਾਲਕ ਆ ਕੌਮ ਜਿੱਦਣ ਜਾਗ ਪੀ ਆ ਮੋਟਰਸਾਈਕਲ ਵਾਲੇ ਵਰਗਿਆਂ ਨੂੰ ਤੇ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ ਇਹ ਜਨਤਾ ਹੈ ਜਨਤਾ ਹੈ ਜਿਨ੍ਹਾਂ ਨੇ ਪਖੰਡੀ ਦੇਹਧਾਰੀਆਂ ਨੂੰ ਨਹੀਂ ਸਿੱਧੇ ਕਰ ਲੈਣਾ ਹੈ ਇਹੀ ਜਾਣ ਵਾਲੇ ਨੇ ਇਹ ਜਦੋਂ ਸਿਆਣੇ ਹੋ ਗਏ ਇਹਨਾਂ ਨੇ ਸਿੱਧੇ ਕਰ ਲੈਣਾ ਹੈ ਤੇ ਤੁਸੀਂ ਉਹੀ ਲੀਡਰਾਂ ਨੂੰ ਸਿੱਧੇ ਕਰ ਲੈਣਾ ਗੁਰਮਖੋ ਲੀਡਰਾਂ ਨੂੰ ਬਣਾਇਆ ਤੁਸੀਂ ਹੈ ਬਿਠਾਇਆ ਤੁਸੀਂ ਹੈ ਤੇ ਜਿੱਦਣ ਤੁਸੀਂ ਜਾਗ ਪਏ ਤਖਤਾਂ ਤੋਂ ਲਾਭ ਵੀ ਤੁਸੀਂ ਲੈਣੇ ਨੇ ਤੇ ਸਾਡਾ ਕੀ ਕੰਮ ਹੈ ਸਾਡੇ ਵਰਗੇ ਪ੍ਰਚਾਰਕਾਂ ਦਾ ਕੰਮ ਹੁੰਦਾ ਹੈ ਰੌਲਾ ਪਾਈ ਜਾਓ ਜਗਾਓ ਤੇ ਜਿੱਦਣ ਜਾਗ ਪੈਣਗੇ ਉਦੋਂ ਆਪੇ ਸਾਰਾ ਕੁਝ ਕਰ ਲੈਣਗੇ ਇਸ ਕਰਕੇ ਭਾਈ ਤੁਸੀਂ ਕਰਨਾ ਹੈ ਸਾਡੇ ਵਰਗਿਆਂ ਦਾ ਫਰਜ਼ ਹੈ ਜਗਾਣਾ ਦੱਸਣਾ ਹੋਕਾ ਦੇਣਾ ਇਹ ਕਰਨਾ ਤੁਹਾਨੂੰ ਪੈਣਾ ਹੈ ਜਿੰਨਾ ਚਿਰ ਆਪਾਂ ਨਹੀਂ ਜਾਗਦੇ ਉਹਨਾਂ ਚਿਰ ਗੱਲ ਨਹੀਂ ਬਣਦੀ ਡੱਬੇ ਸਿਰ ਤੇ ਸ਼ਰਾਬਾਂ ਦੇ ਚੁੱਕ ਕੇ ਭੱਜ ਰਹੇ ਨੇ ਜ਼ਮੀਰਾਂ ਵਿਕੀਆਂ ਪਈਆਂ ਨੇ ਕੌਮ ਨੂੰ ਵੇਚਿਆ ਜਾ ਰਿਹਾ ਹੈ ਸਰਸੇ ਵਾਲੇ ਦੇ ਹੱਥ ਵਿੱਚ ਹੁਣ ਭਾਵੇਂ ਹੁਕਮਨਾਮਾ ਇਹਨਾਂ ਨੇ ਵਾਪਸ ਲੈ ਲਿਆ ਪਰ ਸਾਡੇ ਸਾਹਮਣੇ ਹੈ ਸਾਰਾ ਕੁਝ ਇਹ ਤੁਸੀਂ ਤੁਸੀਂ ਹੁਕਮਨਾਮਾ ਵਾਪਸ ਕਰਵਾਇਆ ਹੈ ਕਦੇ ਨਹੀਂ ਸੀ ਵਾਪਸ ਕਰਦੇ ਕਹਿੰਦੇ ਰੋਟੀ ਖਾ ਲਿਆ ਕਰੋ ਇਹਦੇ ਨਾਲ ਬਹਿ ਕੇ ਹੁਣ ਇਹ ਚੰਗਾ ਹੈ ਪਰ ਤੁਸੀਂ ਜਦੋਂ ਜਾਗੇ ਤੇ ਦੇਖੋ ਅਕਲ ਆ ਗਈ ਨਾ ਹੁਕਮਨਾਮਾ ਵਾਪਸ ਹੋ ਗਿਆ ਐਦਾਂ ਹੀ ਹੋਣਗੇ ਸਾਰਾ ਕੁਝ ਹੀ ਨਾਨਕ ਸ਼ਾਹੀ ਕੈਲੰਡਰ ਬਣਾਇਆ ਕੱਲ ਇਸ ਟੌਪਿਕ ਤੇ ਗੱਲ ਲੰਮੀ ਚੱਲੀ ਸੀ ਵੀ ਕਿਵੇਂ ਬ੍ਰਹਮਣਵਾਦ ਦੇ ਜੂਲੇ 'ਚ ਫਸਾਇਆ ਸਾਨੂੰ ਉਹਦਾ ਵੀ ਭੋਗ ਪਾਤਾ ਹੁਣ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਕਦੋਂ ਹੈ ਜੀ ਪ੍ਰਕਾਸ਼ ਪੁਰਬ ਕਦੋਂ ਹੈ 5 ਦਾ ਫਿਰ 16 ਦਾ 2 ਹੋ ਗਏ 2 ਹੋ ਗਏ ਪਿਛਲੇ ਸਾਲ ਕੀ ਹੋਇਆ ਅੱਜ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਸੇ ਦਿਨ ਉਸੇ ਦਿਨ ਹੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਹੈ ਨਾਲੇ ਫਤਿਹਗੜ੍ਹ ਜੋੜ ਮੇਲਾ ਚੱਲਦਾ ਨਾਲੇ ਪਟਨਾ ਸਾਹਿਬ ਜੋੜ ਮੇਲਾ ਚੱਲਦਾ ਸਾਰੀਆਂ ਤਰੀਕਾਂ ਫਿਕਸ ਨੇ ਸਾਰੀਆਂ ਤਰੀਕਾਂ ਪੱਕੀਆਂ ਨੇ ਕ੍ਰਿਸਮਸ ਦੀਆਂ ਛੁੱਟੀਆਂ ਪੱਕੀਆਂ ਨੇ ਆ ਜੀ ਆ ਆ ਹਜ਼ਰਤ ਈਸਾ ਦਾ ਜਨਮ ਦਿਨ ਹੈ ਆ ਕੀ ਹੈ ਜੀ ਇਹ ਮਹਾਤਮਾ ਗਾਂਧੀ ਦਾ ਜਨਮ ਦਿਨ ਹੈ ਆ ਛੁੱਟੀ ਕਾਦੀ ਹੈ ਇਹ ਨਹਿਰੂ ਦਾ ਜਨਮ ਦਿਨ ਹੈ ਸਾਡੇ ਬੱਚਿਆਂ ਨੂੰ ਯਾਦ ਹੈ 2 ਅਕਤੂਬਰ ਹੈ ਅੱਜ 26 ਅਗਸਤ ਅੱਜ 26 ਜਨਵਰੀ ਹੈ ਅੱਜ 15 ਅਗਸਤ ਹੈ ਇਹ ਤਰੀਕਾਂ ਸਾਨੂੰ ਯਾਦ ਹੋ ਗਈਆਂ ਪੜ੍ਹਦੇ ਰਹੇ ਆ ਇਦਾਂ ਹੀ ਆਪਾਂ ਸਾਰਿਆਂ ਨੂੰ ਯਾਦ ਰਵੇ ਕਿ 5 ਜਨਵਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਹੈ ਇਹਨਾਂ ਨੇ ਨਾ ਸਿੱਖਾਂ ਨੂੰ ਯਾਦ ਹੀ ਨਹੀਂ ਹੋਣ ਦਿੱਤਾ ਵੱਖਰਾ ਕੈਲੰਡਰ ਨਹੀਂ ਬਣਾ ਸਕਿਆ ਬਣਿਆ ਸੀ ਭੋਗ ਦਾ ਕੈਲੰਡਰ ਦਾ ਹੁਣ ਵੇਖੋ ਜੇ ਆਪਣੇ 5 ਜਨਵਰੀ ਦਾ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਹੈ ਤੇ ਆਪਾਂ ਸਾਰੇ ਬੱਚੇ ਬੱਚੇ ਨੂੰ ਯਾਦ ਹੋ ਗਿਆ ਵੀ 5 ਜਨਵਰੀ ਦਾ ਕਦੇ 5 ਦਾ ਕਦੇ 16 ਦਾ ਕਦੇ 18 ਦਾ ਕਦੇ 28 ਦਾ ਚੇਤਾ ਪੱਕੀ ਤਰੀਕ ਚੇਤਾ ਹੋ ਹੀ ਨਹੀਂ ਸਕਦੀ ਫਿਰ ਸਾਨੂੰ ਇਦਾਂ ਦਾ ਸਿਸਟਮ ਬਣਾਇਆ ਪਿਆ ਤੇ ਬਾਬੇ ਸਾਡੇ ਬਹੁਤੇ ਰੌਲਾ ਪਾਉਂਦੇ ਆ ਕਹਿੰਦੇ ਲੈ ਤਰੀਕ ਦੇਸੀ ਮਹੀਨੇ ਦੇ ਹਿਸਾਬ ਨਾਲ ਪੱਕੀ ਚਾਹੀਦੀ ਹੈ ਤੇ ਜੇ ਤੁਹਾਨੂੰ ਦੇਸੀ ਮਹੀਨੇ ਦਾ ਬਹੁਤਾ ਦਰਦ ਹੈ ਵੀ ਦੇਸੀ ਮਹੀਨੇ ਨਾਲ ਬਹੁਤਾ ਪਿਆਰ ਕਰਦੇ ਹੋ ਫਿਰ ਤੁਸੀਂ ਬਾਬਿਆਂ ਦੀਆਂ ਬਰਸੀਆਂ ਵੀ ਦੇਸੀ ਮਹੀਨੇ ਦੇ ਕਿਉਂ ਨਹੀਂ ਕਰਦੇ ਬਰਸੀਆਂ ਦੀਆਂ ਤਰੀਕਾਂ ਇਹਨਾਂ ਨੇ ਜਨਵਰੀ ਫਰਵਰੀ ਮੁਤਾਬਕ ਪੱਕੀਆਂ ਰੱਖੀਆਂ ਨੇ ਕਿਉਂਕਿ ਸਾਨੂੰ ਆਮ ਲੋਕਾਂ ਨੂੰ ਜਨਵਰੀ ਫਰਵਰੀ ਦਾ ਹੀ ਪਤਾ ਹੈ ਅੱਜ ਕੱਲ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਜਨਵਰੀ ਫਰਵਰੀ ਦਾ ਹੀ ਪਤਾ ਹੈ ਪੋ ਕਿੰਨਾ ਹੈ ਜੀ ਮਾਗ ਕਿੰਨਾ ਹੁਣ ਅੱਜ ਆਪਾਂ ਨੂੰ ਵੀ 23 ਤਰੀਕ ਹੈ ਨਾ ਅੱਜ ਪਤਾ ਹੈ ਦੂਜੀ ਕਿੰਨੀ ਹੈ ਦੇਸੀ ਕਿੰਨੀ ਦੱਸੋ ਆ ਵੇਖੋ ਕਿੰਨਿਆਂ ਨੂੰ ਯਾਦ ਹੈ ਉਲਝ ਗਏ ਨਾ ਆ ਆ ਇਦਾਂ ਹੈ ਆ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਦੂਜੀ 1 ਤਰੀਕ ਕਿਉਂ ਨਹੀਂ 1 ਤਰੀਕ ਹੁਣ ਵੇਖੋ ਮੰਨ ਲਓ ਮੇਰਾ ਜਨਮ 24 ਹਾੜ ਦਾ ਹੈ ਤੇ 7 ਜੁਲਾਈ ਸੀ ਉਦੋਂ 7 ਜੁਲਾਈ ਇਹਦਾ ਮਤਲਬ 7 ਜੁਲਾਈ ਵੀ ਹੈ ਸੀ ਤੇ 24 ਹਾੜ ਵੀ ਹੈ ਸੀ ਫਿਰ ਮੈਂ 24 ਹਾੜ ਕਿਉਂ ਰੱਖਾਂ ਫਿਰ 7 ਜੁਲਾਈ ਵੀ ਤੇ ਹੈ ਸੀ 7 ਜੁਲਾਈ ਰੱਖ ਲਓ ਪੱਕਾ 7 ਜੁਲਾਈ ਬਸ ਉਹੀ ਹੋ ਗਿਆ ਉਹ ਸਾਨੂੰ ਸਾਰਿਆਂ ਨੂੰ ਪਤਾ ਵੀ 7 ਤਰੀਕ 7 ਜੁਲਾਈ ਹੈ ਤੇ ਜੇ 24 ਹਾੜ ਹੋਏਗਾ ਕਦੇ 7 ਆ ਜਾਣਾ ਕਦੇ 10 ਆ ਜਾਣਾ ਕਦੇ 15 ਆ ਜਾਣਾ ਕਦੇ 30 ਆ ਜਾਣਾ ਇੱਕ ਤਰੀਕ ਤੇ ਪੱਕੀ ਹੋਵੇ ਹਰ ਚੀਜ਼ ਦਾ ਭੋਗ ਪਾਤਾ ਵੀ ਸਿੱਖ ਵੱਖਰੇ ਨੇ ਇਹਨਾਂ ਦਾ ਵੱਖਰਾ ਕੈਲੰਡਰ ਕਿਉਂ ਹੋਵੇ ਇਹ ਸਾਡੇ ਵਿੱਚ ਰਲੇ ਰਹਿਣ ਤਾਂ ਕਰਕੇ ਮੈਂ ਬੇਨਤੀ ਇਹ ਬਾਬਿਆਂ ਨੂੰ ਵੀ ਕਰਦਾ ਹੈ ਵੀ ਜੇ ਤੁਹਾਡੀਆਂ ਬਰਸੀਆਂ ਦੀਆਂ ਤਰੀਕਾਂ ਪੱਕੀਆਂ ਨੇ ਇਹ ਕਿਉਂ ਨਹੀਂ ਪੱਕੀਆਂ ਕਰਦੇ ਤੁਸੀਂ ਹੋ ਗਈਆਂ ਸੀ ਪੱਕੀਆਂ ਇਹਨਾਂ ਨੇ ਟੰਗ ਫਸਾਦਤੀ ਵਿੱਚ ਜਾ ਕੇ ਕੈਲੰਡਰ ਬਣ ਗਿਆ ਸੀ ਇੱਕ ਪੱਕੀਆਂ ਤਰੀਕਾਂ ਹੋ ਗਈਆਂ ਸੀ ਵੀ 5 ਜਨਵਰੀ ਦਾ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਹੈ ਇਹਨਾਂ ਨੇ ਜਾ ਕੇ ਰੌਲਾ ਪਾ ਲਿਆ ਕਹਿੰਦੇ ਨਾ ਇਹ ਨਹੀਂ ਹੋਣਾ ਚਾਹੀਦਾ ਭਾਈਚਾਰਾ ਸਾਡਾ ਹੀ ਹੈ ਪਰ ਸ਼ਰਮ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਆਖੋ ਸਤਨਾਮ ਕਹਿਣੀ ਪੈਂਦੀ ਹੈ ਸੱਚ ਹੈ ਇਹ ਕਹਿਣੀ ਪੈਂਦੀ ਭਾਈਚਾਰਾ ਤੇ ਸਾਡਾ ਹੀ ਹੈ ਪਰ ਜੇ ਭਾਈਚਾਰਾ ਸਾਡਾ ਵੀ ਗਲਤ ਕੰਮ ਕਰੇ ਤੇ ਗਲਤ ਤੇ ਗਲਤ ਹੀ ਹੁੰਦਾ ਗਲਤ ਤੇ ਗਲਤੀ ਹੈ ਥੋੜਾ ਵੀ ਤੇ ਸਾਡਾ ਭਾਈਚਾਰਾ ਤੇ ਆਪਾਂ ਮਾਫ ਕਰ ਦਈਏ ਤੇ ਸਾਡਾ ਭਾਈਚਾਰਾ ਗਲਤੀ ਕਰਦਾ ਤੇ ਸਾਡਾ ਫਰਜ਼ ਬਣਦਾ ਕਹਿਣ ਦਾ ਸਟੇਜ ਤੇ ਕਹਿਣ ਦਾ ਸਾਡਾ ਫਰਜ਼ ਬਣਦਾ ਤਾਂ ਕਰਕੇ ਭਾਈ ਸਿਆਣੇ ਹੋਣਾ ਪੈਣਾ ਹੁਣ ਆ ਨੋਟ ਕਰਿਓ ਗੱਲ ਸੇਵਾ ਦਾਸ ਦੀ ਮਾਂ ਕਹਿੰਦੀ ਏ ਭਾਗ ਪਰੀ ਕਹਿੰਦੀ ਪੁੱਤ ਕੱਲਾ ਕੱਲਾ ਦਰਸ਼ਨ ਕਰ ਆਇਆ ਤੇ ਮੈਂ ਤੇ ਰਹਿ ਗਈ ਕਹਿੰਦਾ ਬੇਬੇ ਫਿਰ ਤੈਨੂੰ ਹੁਣ ਦਰਸ਼ਨ ਕਿਵੇਂ ਹੋਣ ਕਹਿੰਦੀ ਮੈਨੂੰ ਤੇ ਜਾਂ ਤਾਂ ਤੂੰ ਦੱਸਦਾ ਨਾ ਤੂੰ ਇੰਨੀਆਂ ਗੱਲਾਂ ਸੁਣਾ ਸੁਣਾ ਕੇ ਮੇਰੇ ਅੰਦਰ ਤੇ ਹੁਣ ਹੌਲ ਪੈਂਦੇ ਨੇ ਵੀ ਮੈਂ ਤੇ ਆਪ ਦਰਸ਼ਨ ਕਰਨੇ ਮੇਰਾ ਮੇਰਾ ਤੇ ਮਨ ਬਰਾਗੀ ਹੋ ਗਿਆ ਮੇਰਾ ਮਨ ਲੋਚੈ ਗੁਰਦਰਸ਼ਨ ਗੁਰ ਗੁਰਦਰਸ਼ਨ ਦਾ Holy ਬੇਬੇ ਏਡੀ ਦੂਰ ਨਹੀਂ ਜਾ ਸਕਦੀ ਤੂੰ ਹਰ ਵੇਲੇ ਰੋਂਦੀ ਰਿਹਾ ਕਰੇ ਕਹਿੰਦੀ ਬਡੇਪਾ ਵੀ ਸਿਖਰਾਂ ਤੇ ਪ੍ਰੀਤ ਵੀ ਸਿਖਰਾਂ ਤੇ ਫਿਰ ਕਹਿੰਦਾ ਮਾਤਾ ਕਹਿੰਦੀ ਮੈਂ ਜਾ ਨਹੀਂ ਸਕਦੀ ਇਹਦਾ ਫਿਰ ਹੱਲ ਕੀ ਹੈ ਕਹਿੰਦੀ ਮਾਤਾ ਕਹਿਣ ਲੱਗਾ ਸੇਵਾਦਾਸ ਬੇਬੇ ਜੇ ਤੂੰ ਨਹੀਂ ਜਾ ਸਕਦੀ ਤੇ ਛੇਵੇਂ ਪਾਤਸ਼ਾਹ ਤੇ ਆ ਸਕਦੇ ਨੇ ਤੂੰ ਯਾਦ ਕਰਿਆ ਕਰ ਆ ਜਾਣਗੇ ਮੇਰੇ ਤੋਂ ਉਹਨਾਂ ਨੇ ਕੀ ਲੈਣਾ ਹੈ ਮੇਰੇ ਗਰੀਬ ਕੋਲ ਕੀ ਹੈ ਕਹਿਣ ਲੱਗਾ ਬੇਬੇ ਗਰੀਬੀ ਅਮੀਰੀ ਨਹੀਂ ਵੇਖਦੇ ਜੇ ਤੇਰੀ ਸ਼ਰਧਾ ਤੇ ਜ਼ਰੂਰ ਆ ਜਾ ਫਿਰ ਇਹਨੇ ਹੱਥੀ ਹੱਥੀ ਮਹਾਰਾਜ ਵਾਸਤੇ ਇੱਕ ਬਸਤਰ ਬਣਾਇਆ ਚਰਖਾ ਕੱਤਦੀ ਰਹੀ ਬੁੱਢੇ ਵਾਰੇ ਹੱਸਦੇ ਨੇ ਚਰਖਾ ਢਾ ਕੇ ਬਹਿ ਗਈ ਪਰ ਮਹਾਰਾਜ ਵਾਸਤੇ ਬਸਤਰ ਬਣਾਇਆ ਭੇਟਾ ਕਰਨਾ ਹੈ ਤੇ ਆਪਣੇ ਪੁੱਤ ਤੋਂ ਵਾਹਿਗੁਰੂ ਵਾਹਿਗੁਰੂ ਸੁਣ ਸੁਣ ਕੇ ਮਹਾਰਾਜ ਦੇ ਬਚਨ ਸੁਣ ਸੁਣ ਕੇ ਬਾਣੀ ਸੁਣ ਸੁਣ ਕੇ ਐ ਲਗਨ ਲੱਗ ਗਈ ਇੰਨੀ ਇੰਨੀ ਖਿੱਚ ਪਈ ਛੇਵੇਂ ਪਾਤਸ਼ਾਹ ਕਹਿੰਦੇ ਜਾਣਾ ਹੈ ਭਾਈ ਪਹਿਰੇਦਾਰਾ ਨੂੰ ਬੇਨਤੀ ਹੈ ਵੀ ਜਰਾ ਕਿ ਸੰਗਤ ਨੂੰ ਥੋੜਾ ਚਿਰ ਟਿਕਾਈ ਜਾਇਓ ਅਜੇ ਅਜੇ ਭਾਈ ਬੈਠੀ ਜਾਓ ਇੱਥੇ ਹੀ ਰਾਹ 'ਚ ਹੀ ਬਹਿ ਜਾਓ ਭਾਈ ਜਿੱਥੇ ਜਿੱਥੇ ਖੜੇ ਹੋ ਇੱਥੇ ਇੱਥੇ ਹੀ ਬਹਿ ਜਾਓ ਅਜੇ ਸੰਗਤ ਨੂੰ ਬੇਨਤੀ ਹੈ ਵੀ ਸਵਾ ਕਚਾਰ ਹੋਏ ਆ ਅੱਜ ਤੇ ਧੁੱਪ ਹੈ ਅੱਜ ਤੇ ਠੀਕ ਹੈ ਆਪਾਂ ਸਵਾ ਚਾਰ ਸਮਾਪਤੀ ਕਰਦੇ ਨੇ ਅੱਜ 5 ਮਿੰਟ ਵੱਧ ਸਹੀ 5 ਮਿੰਟ ਤੇ ਜ਼ਿਆਦਾ ਨਹੀਂ ਕੋਈ 5 ਮਿੰਟ ਤੇ ਟਾਈਮ ਦਿਓ ਕਾਲੇ ਨਾ ਪਾਓ 5 ਮਿੰਟ ਇਲਾਕੇ ਵਾਲੇ ਕਹਿੰਦੇ ਜੀ ਅਗਲੇ ਸਾਲ ਦੇ ਦੀਵਾਨ ਪੱਕੇ ਕਰ ਦੋ 5 ਮਿੰਟ ਤੇ ਰੁਕ ਜਾਓ ਅਗਲੇ ਸਾਲ ਸੁਣ ਲਓਗੇ ਅੱਜ ਤੇ ਸੁਣ ਲਓ ਅਜੇ ਤੇ ਅੱਜ ਵਾਲੇ ਤਾਂ ਮੁੱਕੇ ਨਹੀਂ ਉਹੀ ਗੱਲ ਹੋ ਗਈ ਨਾ ਵੀ ਹੁਣ ਵਾਲੀ ਤੇ ਖਾ ਲੈ ਹੁਣ ਵਾਲੀ ਤੇ ਡੱਫਲ ਹੈ ਰਾਤ ਦੀ ਦਾ ਫਿਕਰ ਪੈ ਗਿਆ ਤੈਨੂੰ ਅਗਲੇ ਸਾਲ ਤੇ ਦੀਵਾਨ ਦਿਓ ਕੀ ਵਾਲੇ ਤੇ ਸੁਣ ਲਓ ਅਗਲੇ ਵਾਲੇ ਲੱਗ ਜਾਣਗੇ ਫਿਰ ਥੋੜਾ ਜਿਹਾ ਸੁਣ ਲਓ ਟਿਕੇ ਰਹੋ ਬਸ ਆ ਲਾਸਟ ਗੱਲ ਬੇਨਤੀ ਕਰ ਰਹੇ ਆ ਛੇਵੇਂ ਪਾਤਸ਼ਾਹ ਨੂੰ ਬੇਨਤੀਆਂ ਕਰਦੀ ਰਹੀ ਬਜ਼ੁਰਗ ਹੈ ਪਰ ਸ਼ਰਧਾ ਬਜ਼ੁਰਗ ਨਹੀਂ ਨਾ ਹੁੰਦੀ ਅੰਦਰਲਾ ਬਜ਼ੁਰਗ ਨਹੀਂ ਹੁੰਦਾ ਕਈਆਂ ਦੇ ਅੰਦਰੇ ਅੰਦਰੋਂ ਇੰਨੇ ਸਰੀਰ ਤਕੜਾ ਹੈ ਨੌਜਵਾਨ ਨੇ ਅੰਦਰੋਂ ਬੁੱਢੇ ਨੇ ਚੰਗੇ ਕੰਮ ਨੂੰ ਹਿੰਮਤ ਨਹੀਂ ਉਹਨਾਂ ਵਿੱਚ ਭਲੇ ਦੇ ਕੰਮਾਂ ਲਈ ਤੁਰ ਹੀ ਨਹੀਂ ਸਕਦੇ ਇੱਕ ਕਦਮ ਨਹੀਂ ਪੁੱਟ ਸਕਦੇ ਕਈ ਅੰਦਰੋਂ ਬੁੱਢੇ ਕਦੇ ਨਹੀਂ ਹੁੰਦੇ ਸਰੀਰ ਬੁੱਢੇ ਹੋ ਗਏ ਅੰਦਰੋਂ ਕਾਇਮ ਨੇ ਹਰ ਵੇਲੇ ਸਿੱਖਣ ਨੂੰ ਤਿਆਰ ਨੇ ਭਲੇ ਦਾ ਕੰਮ ਕਰਨ ਨੂੰ ਤਿਆਰ ਬੈਠੇ ਨੇ ਹਰ ਵੇਲੇ ਐਕਟਿਵ ਨੇ ਉਸ ਵੇਲੇ ਮਹਾਰਾਜ ਤਿਆਰੀਆਂ ਕਰ ਰਹੇ ਨੇ ਤੇ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਪੁੱਛਦੇ ਨੇ ਲਾਲ ਜੀ ਰਾਤੋਂ ਰਾਤ ਤਿਆਰੀਆਂ ਕਰ ਲੀਆਂ ਕਿੱਥੇ ਚੱਲੇ ਹੋ ਕਹਿੰਦੇ ਜੀ ਕੋਈ ਯਾਦ ਕਰਦਾ ਭਾਈ ਵੀਰ ਸਿੰਘ ਜੀ ਨੇ ਬਹੁਤ ਸੋਹਣਾ ਭਾਈ ਸਾਹਿਬ ਵੀਰ ਸਿੰਘ ਕਹਿੰਦੇ ਜੀ ਕੋਈ ਯਾਦ ਕਰਦਾ ਹੈ ਮਾਤਾ ਗੰਗਾ ਜੀ ਕਹਿੰਦੇ ਕੌਣ ਯਾਦ ਕਰਦਾ ਹੈ ਲਾਲ ਜੀ ਕਹਿੰਦੇ ਆਪਣੇ ਹੀ ਨੇ ਮਾਤਾ ਨੂੰ ਆਪਣੇ ਹੀ ਨੇ ਮਿਲੇ ਨਹੀਂ ਕਦੀ ਆਪਣੇ ਹੀ ਨੇ ਕਹਿੰਦੇ ਜ਼ਰੂਰੀ ਹੈ ਜਾਣਾ ਕਹਿੰਦੇ ਜਾਣਾ ਹੀ ਪੈਣਾ ਹੈ ਕਹਿੰਦੇ ਕਿਉਂ ਕਹਿੰਦੇ ਆਪਣੇ ਜੂ ਹੋਏ ਆ ਆਪਣੇ ਜੂ ਹੋਏ ਸੱਦਦੇ ਨੇ ਤੇ ਜਾਣਾ ਹੀ ਪੈਣਾ ਹੁਣ ਜੇ ਉਹਨਾਂ ਅੰਦਰ ਖਿੱਚ ਹੈ ਤੇ ਮੇਰੇ ਅੰਦਰ ਵੀ ਖਿੱਚ ਹੈ ਮੇਰਾ ਵੀ ਦਿਲ ਕਰਦਾ ਹੈ ਮੈਂ ਮਿਲਾਂ ਉਹਨਾਂ ਨੂੰ ਜਾ ਕੇ ਯਾਦ ਰੱਖੋ ਗੁਰਮੁਖੋ ਤੁਸੀਂ ਸੱਚ ਨੂੰ ਖੋਜਣ ਲੱਗ ਜਾਓ ਸਤਿਗੁਰੂ ਤੁਹਾਡੀ ਬਾਹ ਫੜ ਲੈਣਗੇ ਜਿਹੜਾ ਇਹ ਬਚਨ ਹੈ ਨਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੈ ਤੂੰ ਸਹੀ ਖੋਜ ਕਰ ਤੈਨੂੰ ਆਪਣੇ ਆਪ ਅਨੁਭਵ ਹੋਏਗਾ ਜਿਹੜੇ ਅਰਥ ਕਿਸੇ ਟੀਕਾਕਾਰਾਂ ਨੇ ਨਹੀਂ ਲਿਖੇ ਉਹ ਤੇਰੇ ਦਿਮਾਗ 'ਚ ਆਉਣ ਲੱਗ ਜਾਣਗੇ ਤੂੰ ਸੋਚ ਵੀ ਨਹੀਂ ਸਕਦਾ ਵੀ ਆਹ ਗੱਲ ਮੇਰੇ ਦਿਮਾਗ 'ਚ ਕਿੱਥੋਂ ਆ ਗਈ ਮੇਰਾ ਦਿਮਾਗ ਇਦਾਂ ਕਿੰਨਾ ਦਾ ਹੋ ਸਕਦਾ ਮੇਰੇ ਗੱਲ ਕਿਵੇਂ ਜਿਹੜੀ ਗੱਲ ਪਕੜ 'ਚ ਨਹੀਂ ਆਉਂਦੀ ਉਹ ਤੇਰੇ ਪਕੜ 'ਚ ਆਉਣ ਲੱਗ ਜੂ ਬੁੱਝਣ ਦਾ ਵਿਸ਼ਾ ਹੈ ਜੇ ਸਾਪ ਭਜਾਏ ਸੋ ਬੁੱਝਸੀ ਉਹ ਤੈਨੂੰ ਬੁੱਝਣ ਲੱਗ ਜਾਏਗੀ ਗੱਲ ਫੁਰਨ ਲੱਗ ਜਾਏਗੀ ਮਹਿਸੂਸ ਹੋਏਗੀ ਜ਼ਰੂਰੀ ਨਹੀਂ ਤੂੰ ਸਟੇਜ ਤੇ ਬੋਲਣਾ ਹੈ ਜਦੋਂ ਅਰਥ ਪੜੋਗੇ ਤੁਸੀਂ ਟੀਕਾਕਾਰਾਂ ਦੇ ਅਰਥ ਤੇ 20% ਹੈਲਪ ਕਰਦੇ ਨੇ 20% ਗਾਂ ਤੇ ਅੱਗੇ ਤੇ ਆਪ ਸਮਝਣਾ ਪੈਂਦਾ ਪੈਣਾ ਹੈ ਤੇ ਜਦੋਂ ਤੁਸੀਂ ਦਿਲੋਂ ਤੁਰੇ ਹੋ ਸੱਚ ਖੋਜਣ ਨੂੰ ਤੇ ਤੁਹਾਡੇ ਇਹੋ ਜਿਹੇ ਐਕਸਪੀਰੀਅੰਸ ਹੋਣਗੇ ਉਹ ਇਹੋ ਜਿਹੇ ਸੋਚ ਆ ਕਿੱਥੋਂ ਆ ਗਿਆ ਇਹਦਾ ਅਰਥ ਤੇ ਐ ਬਣੂ ਫਿਰ ਇਹਦਾ ਭਾਵ ਤੇ ਆ ਬਣਦਾ ਹੈ ਮਹਾਰਾਜ ਉਹਦੀ ਬਾਹ ਫੜ ਲੈਂਦੇ ਨੇ ਵੀ ਜੇ ਤੂੰ ਮੇਰੇ ਕੋਲ ਆਉਣਾ ਤੇ ਆ ਜਾ ਫਿਰ ਜੇ ਤੂੰ ਮੈਨੂੰ ਲੱਭਦਾ ਹੈ ਉਹ ਤੈਨੂੰ ਗਿਆਨ ਦਿੰਦਾ ਹੈ ਅਨੁਭਵ ਹੋਏਗਾ ਆਪਣੇ ਆਪ ਰਾਹ ਖੁੱਲਦੇ ਜਾਣਗੇ ਤੂੰ ਮਾੜਾ ਜਿਹਾ ਦਿਲ ਦਾ ਬੂਹਾ ਖੋਲ ਸਹੀ ਫਿਰ ਵੇਖੀ ਤੇਰੇ ਲਈ ਰਾਹ ਖੁੱਲਦੇ ਅੱਗੋਂ ਲੈਣ ਆਉਣਗੇ ਅੱਜ ਵੀ ਗੁਰਸਿੱਖੋ ਗੁਰਮਖੋ ਅਭਿਆਸੀਓ ਸਿਮਰਨ ਵਾਲਿਓ ਜਿਹੜੇ ਦਿਲੋਂ ਬੈਠਿਓ ਪਖੰਡ ਨਾ ਕਰਿਓ ਦਿਖਾਵੇ ਲਈ ਨਹੀਂ ਬਹਿਣਾ ਦਿਲੋਂ ਬੈਠਿਓ ਤੁਹਾਡੀ ਸੁਰਤ ਨੂੰ ਖਿੱਚ ਪੈਣ ਲੱਗ ਜਾਏਗੀ ਉਹਨੇ ਖਿੱਚਣ ਲੱਗ ਜਾਣਾ ਵੀ ਮੇਰੇ ਕੋਲ ਆਉਣਾ ਹੈ ਆ ਜਾ ਤੂੰ ਮਾੜਾ ਜਾਂ ਤੁਰ ਤੇਰੇ ਵੱਲ ਕਰੋਨਾ ਕਦਮ ਅੱਗੇ ਵੱਧਦਾ ਹੈ ਉਹ ਜੇ ਤੂੰ ਪਖੰਡ ਕਰਨ ਲਈ ਬੈਠਾ ਫੇਰ ਨਹੀਂ ਸੱਚ ਤਾਂ ਖੋਜੀ ਬਣ ਕੇ ਗੁਰਬਾਣੀ ਦੇ ਅਰਥ ਪੜ ਪੜ ਲੱਭਣਾ ਹੈ ਨਾ ਮਿਲਣਾ ਹੈ ਤੇ ਵੇਖੀ ਤੈਨੂੰ ਐਸੇ ਐਸੇ ਅਨੁਭਵ ਹੋਣਗੇ ਮਹਾਰਾਜ ਕਹਿੰਦੇ ਮੈਂ ਤੇ ਜਾਣਾ ਹੈ ਜ਼ਰੂਰੀ ਹੈ ਜੀ ਜਾਣਾ ਕਹਿੰਦੇ ਜਾਣਾ ਹੀ ਪੈਣਾ ਛੇਵੇਂ ਪਾਤਸ਼ਾਹ ਫਿਰ ਗਏ ਲੰਬਾ ਪੈਂਡਾ ਤੈਅ ਕਰਦੇ ਇਤਿਹਾਸ ਲੰਮਾ ਸੰਖੇਪ ਕਰ ਦਈਏ ਘੋੜਿਆਂ ਦੇ ਪੌੜ ਪੌੜਾਂ ਦੀ ਆਵਾਜ਼ ਹੁੰਦੀ ਘੋੜੇ ਚੱਲਣ ਦੀ ਆਵਾਜ਼ ਮਾਤਾ ਨੇ ਅੰਦਰ ਚੌਂਕੜਾ ਮਾਰ ਕੇ ਅੱਖਾਂ ਬੰਦ ਕਰ ਗਈ ਮੈਂ ਵਿਸ਼ਾਈ ਕਰਨਾ ਮੈਂ ਸਫਾਈ ਕਰਨਾ ਤੇ ਸੇਵਾਦਾਸ ਨੇ ਆਖਿਆ ਸੀ ਕਾਇਆਂ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਆ ਜੋਤ ਜਗਾ ਤੂੰ ਬਾਕੀ ਛੱਡ ਦੇ ਆਸਣ ਲਾਣਾ ਛੱਡ ਦੇ ਵੀ ਮੈਂ ਬਿਸਤਰਾ ਵਧੀਆ ਵਿਛਾਵਾਂ ਤੂੰ ਬਿਸਤਰੇ ਵੱਲ ਧਿਆਨ ਨਾ ਦੇ ਤੂੰ ਆਪਣੇ ਅੰਦਰ ਵੇਖ ਬੇਬੇ ਆ ਚਾਦਰਾਂ ਚੁਦਰਾਂ ਦੀ ਗੱਲ ਛੱਡ ਦੇ ਅੰਦਰ ਵਾਲੇ ਨੂੰ ਸਾਫ਼ ਕਰ ਲੈ ਕਾਇਆਂ ਦੀ ਕੁੱਲੀ ਵਿੱਚ ਅੰਮੀ ਐ ਪ੍ਰੇਮ ਦੀ ਜੋਤ ਜਗਾ ਲੈ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਟ ਵਿਛਾ ਲੈ ਬਣ ਪ੍ਰੀਤਮ ਤੇਰੇ ਦਿਲ ਦੇ ਬੂਹੇ ਰੌਣਕ ਲਾਵੇਗਾ ਮੀਰੀ ਪੀਰੀ ਦਾ ਮਾਲਕ ਆ ਕੇ ਦਰਸ਼ਨ ਆਉਣਗੇ ਜ਼ਰੂਰ ਜੇ ਤੇਰੀ ਸ਼ਰਧਾ ਪੱਕੀ ਤੇ ਉਹ ਤੇ ਬੇਬੇ ਨੂੰ ਜਦੋਂ ਦੱਸਿਆ ਵੀ ਤੂੰ ਚਾਦਰਾਂ ਛੱਡ ਤੂੰ ਆਪਣੇ ਅੰਦਰ ਵਾਲੀ ਕੁੱਲੀ ਸਾਫ਼ ਕਰ ਲੈ ਉਹ ਤੇ ਬਸ ਇਦਾਂ ਹੀ ਬਹਿ ਗਈ ਅੱਖਾਂ ਬੰਦ ਕਰਕੇ ਹਰ ਵੇਲੇ ਆਪਣੇ ਵਿਚਾਰਾਂ ਨੂੰ ਪੜਨ ਲੱਗ ਗਈ ਆਪਣੇ ਮਨ ਨੂੰ ਸਮਝਣ ਲੱਗ ਗਈ ਮਨ ਤੂੰ ਜੋਤ ਸਰੂਪ ਹੈ ਇਹਦਾ ਮੂਲ ਕੀ ਹੈ ਮਨ ਦਾ ਉਹਨੂੰ ਸਮਝਣ ਲੱਗ ਗਈ ਜਦੋਂ ਇਦਾਂ ਬਹਿ ਗਈ ਮਾਰ ਕੇ ਚੌਂਕੜਾ ਪਰ ਕਮਾਲ ਹੋ ਗਈ ਇੰਨਾ ਰਸ ਵਿੱਚ ਡੁੱਬ ਗਈ ਉਹਦੇ ਤੇ ਸਤਿਗੁਰੂ ਹਰ ਵੇਲੇ ਸੁਰਤ ਦੇ ਸਾਹਮਣੇ ਹੀ ਛੇਵੇਂ ਪਾਤਸ਼ਾਹ ਉਹਦੇ ਸਾਹਮਣੇ ਹੀ ਰਹਿਣ ਲੱਗ ਪਏ ਤੇ ਅੱਜ ਮਹਾਰਾਜ ਆਪ ਪਹੁੰਚ ਗਏ ਸੇਵਾਦਾਸ ਨੇ ਆਵਾਜ਼ ਸੁਣੀ ਭੱਜ ਕੇ ਬਾਹਰ ਨਿਕਲਿਆ ਦਰਵਾਜ਼ੇ ਕੋਲ ਪਹੁੰਚਿਆ ਤੇ ਮਹਾਰਾਜ ਖੜੇ ਵੇਖੇ ਖੜਾ ਹੈ ਦੁਆਰੇ ਰੱਬ ਬੰਨਿਆ ਆਪਣੇ ਛੇਵੇਂ ਪਾਤਸ਼ਾਹ ਖੜੇ ਵੇਖ ਕੇ ਮੱਥਾ ਟੇਕਿਆ ਰੋਣ ਲੱਗ ਪਿਆ ਘੋੜੇ ਤੋਂ ਲਾਇਆ ਲੈ ਆਇਆ ਮਹਾਰਾਜ ਸੱਚੇ ਪਾਤਸ਼ਾਹ ਐਡੀ ਕਿਰਪਾ ਗਰੀਬ ਤੇ ਸੇਵਾ ਦਾ ਸਾਹ ਤੇਰੀ ਮਾਂ ਕਿੱਥੇ ਹੈ ਕਿੱਥੇ ਹੈ ਕਹਿੰਦੇ ਜੀ ਅੰਦਰ ਬੈਠੀ ਲਿਆਵਾ ਭੱਜ ਕੇ ਸੱਦ ਕੇ ਕਹਿੰਦੇ ਰੁਕ ਜਾ ਰੁਕ ਜਾ ਤੂੰ ਨਾ ਜਾਈ ਮੈਂ ਜਾਂਦਾ ਅੰਦਰ ਛੇਵੇਂ ਪਾਤਸ਼ਾਹ ਤੂੰ ਰੁਕ ਜਾ ਮੈਂ ਜਾਂਦਾ ਅਸੀਂ ਜਾਣੇ ਆ ਸਾਰਿਆਂ ਨੂੰ ਬਾਹਰ ਖਿਲਾਰ ਕੇ ਕੱਲੇ ਛੇਵੇਂ ਪਾਤਸ਼ਾਹ ਸਾਰੇ ਇਦਾਂ ਬਾਹਰ ਖੜੇ ਵੇਖਦੇ ਨੇ ਕੱਲੇ ਅੰਦਰ ਵੜੇ ਤੇ ਅੱਖਾਂ ਬੰਦ ਕਰਕੇ ਮਾਤਾ ਨਾ ਅੰਦਰ ਧਿਆਨ ਹੋ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਐਦਾਂ ਸੁਰਤ ਜੋੜ ਕੇ ਅੱਖਾਂ 'ਚੋਂ ਪਾਣੀ ਵਹੀ ਜਾਏ ਤੇ ਮਹਾਰਾਜ ਇਦਾਂ ਬਰਾਬਰ ਬਹਿ ਗਏ ਜਾ ਕੇ ਇਦਾਂ ਬਹਿ ਕੇ ਮਾਤਾ ਵੱਲ ਵੇਖ ਕੇ ਕਹਿੰਦੇ ਆ ਲਫ਼ਜ਼ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਹਿੰਦੇ ਤੱਕੋ ਤੇ ਸਹੀ ਇਹ ਦੇਖ ਤੱਕੋ ਤੇ ਸਹੀ ਉਹ ਅੱਖਾਂ ਨਾ ਖੋਲੇ ਫਿਰ ਮਹਾਰਾਜ ਨੇ ਆਖਿਆ ਮਾਤਾ ਜੀ ਤੱਕੋ ਤੇ ਸਹੀ ਉਹ ਕਹਿੰਦੇ ਅੱਖਾਂ ਨਾ ਖੋਲੇ ਅੱਖਾਂ ਖੋਲ ਬਾਤਾ ਕਹਿੰਦੀ ਨਾ ਜੀ ਨਾ ਅੱਖਾਂ ਬੰਦ ਕਰਦੀਆਂ ਮੈਨੂੰ ਦਿਸਣ ਲੱਗ ਜਾਂਦੇ ਹੋ ਜਦੋਂ ਅੱਖਾਂ ਖੋਲ ਲੈਂਦੀਆਂ ਫਿਰ ਅਲੋਪ ਹੋ ਜਾਂਦੇ ਹੋ ਦਿਸਦੇ ਨਹੀਂ ਮੈਂ ਤੇ ਰੋਜ਼ ਵੇਖਦੀ ਅੱਖਾਂ ਬੰਦ ਕਰਕੇ ਮੈਂ ਅੱਖਾਂ ਨਹੀਂ ਖੋਲਣੀਆਂ ਹੋਰ ਘੁੱਟ ਕੇ ਬੰਦ ਕਰ ਲਈਆਂ ਉਹਨੇ ਅੱਖਾਂ ਖੋਲ ਮਾਤਾ ਅੱਖਾਂ ਖੁੱਲੇ ਹੀ ਨਾ ਫਿਰ ਛੇਵੇਂ ਪਾਤਸ਼ਾਹ ਨੇ ਨਾ ਐਦਾਂ ਸਿਰ ਤੇ ਹੱਥ ਰੱਖਿਆ ਜਦੋਂ ਇਹ ਵੈਸੇ ਚੈਪਟਰ ਵੱਖਰਾ ਹੈ ਜਦੋਂ ਮਨ ਪੂਰੀ ਤਰ੍ਹਾਂ ਚਾਰਜ ਹੁੰਦਾ ਹੈ ਨਾ ਉਹਦਾ ਅਸਰ ਬਾਡੀ ਤੇ ਵੀ ਹੁੰਦਾ ਹੈ ਸਰੀਰ ਦੇ ਸਰੀਰ ਦੀਆਂ ਵੇਵਸ ਵੀ ਇਦਾਂ ਦੀਆਂ ਹੁੰਦੀਆਂ ਨੇ ਤਰੰਗਾਂ ਇਦਾਂ ਦੀਆਂ ਹੁੰਦੀਆਂ ਨੇ ਵਾਈਬ੍ਰੇਸ਼ਨ ਇਦਾਂ ਦੀ ਹੁੰਦੀ ਹੈ ਕਿ ਉਹ ਇਦਾਂ ਹੱਥ ਫੜ ਲੈਣ ਤੇ ਇਦਾਂ ਲੱਗਦਾ ਵੀ ਬਿਜਲੀ ਆ ਗਈ ਸਰੀਰ 'ਚ ਹਟ ਛਿੜ ਗਈ ਇਹ ਫਰਕ ਹੈ ਉਹ ਜਿਵੇਂ ਚਾਰਜ ਹੋਇਆ ਹੁੰਦਾ ਹੈ ਛੇਵੇਂ ਪਾਤਸ਼ਾਹ ਜੀ ਨੇ ਮਾਤਾ ਜਦੋਂ ਨਾ ਹੀ ਉਹ ਫਿਰ ਉਹਦੇ ਇਦਾਂ ਨਾ ਮੱਥੇ ਤੇ ਹੱਥ ਰੱਖਦਾ ਚਰਨਾਹਟ ਛਿੜ ਗਈ ਪੂਰੇ ਸਰੀਰ ਗੁਰਮੁਖ ਰੋਮ ਰੋਮ ਹਰਤਿਆ ਫਿਰ ਮਹਾਰਾਜ ਨੇ ਆਖਿਆ ਮਾਤਾ ਜੀ ਵੇਖੋ ਇੱਧਰ ਫਿਰ ਅੱਖਾਂ ਖੋਲੀਆਂ ਫਿਰ ਛੇਵੇਂ ਪਾਤਸ਼ਾਹ ਜੋ ਦਰਸ਼ਨ ਕੀਤੇ ਬੜਾ ਰੋਈ ਮਾਤਾ ਮੱਥਾ ਟੇਕ ਕੇ ਮਹਾਰਾਜ ਨੇ ਆਖਿਆ ਮਾਤਾ ਲੈ ਹੁਣ ਪ੍ਰਸ਼ਾਦਾ ਛਕਾ ਭੱਜੀ ਫਿਰੇ ਪ੍ਰਸ਼ਾਦਾ ਛਕਾਇਆ ਜਿਹੜੇ ਤੋਂ ਤੁਰਿਆ ਨਹੀਂ ਜਾਂਦਾ ਅੱਜ ਭੱਜੀ ਫਿਰਦੀ ਇਹਨੂੰ ਸਾਇੰਸ ਵੀ ਮੰਨਦੀ ਹੈ ਟੈਲੀਪੈਥੀ ਕਹਿੰਦੇ ਜੀ ਇੱਕ ਕਰਦਾ ਸੀ ਯਾਦ ਦੂਜਾ ਉੱਠ ਤੁਰ ਪੈਂਦਾ ਸੀ ਹੁਣ ਤੇ ਟੈਲੀਫੋਨ ਆ ਗਏ ਇੱਕ ਕਰਦਾ ਸੀ ਯਾਦ ਦੂਜਾ ਉੱਠ ਤੁਰ ਪੈਂਦਾ ਸੀ ਓਏ ਟੈਲੀਫੋਨ ਤੇ ਸਾਇੰਸਦਾਨਾਂ ਜੇ ਕੱਲ ਬਣਾਏ ਨੇ ਪਹਿਲਾ ਸਮਾਂ ਕਿਦਾਂ ਦਾ ਸੀ ਖਿੱਚ ਹੁੰਦੀ ਸੀ ਅੰਦਰ ਇੱਕ ਯਾਦ ਕਰਦਾ ਦੂਜੇ ਨੂੰ ਪਤਾ ਲੱਗਦਾ ਇਹਨੂੰ ਟੈਲੀਪੈਥੀ ਕਹਿੰਦੇ ਨੇ ਇਹ ਸਾਇੰਸ ਵੀ ਮੰਨਦੀ ਹੈ ਵੀ ਇੱਕ ਬੰਦਾ ਜਦੋਂ ਕਿਸੇ ਦੂਜੇ ਨੂੰ ਪੂਰਾ ਮਨੋਂ ਯਾਦ ਕਰਦਾ ਹੈ ਉਹਦੇ ਅੰਦਰ ਘੰਟੀ ਖੜਕਦੀ ਹੈ ਉਹਨੂੰ ਪਤਾ ਲੱਗਦਾ ਹੈ ਵੀ ਮੈਨੂੰ ਕੋਈ ਯਾਦ ਕਰਦਾ ਹੈ ਕਈ ਬੰਦੇ ਤੁਹਾਨੂੰ ਗੱਲਾਂ ਤੇ ਤੁਹਾਡੇ ਨਾਲ ਉਵੇਂ ਕਰਦੇ ਹੁੰਦੇ ਨੇ ਪਹਿਲਾਂ ਵਾਂਗੂ ਪਰ ਤੁਸੀਂ ਪਤਾ ਕੀ ਕਹਿੰਦੇ ਹੋ ਯਾਰ ਗੱਲਾਂ ਬਾਤਾਂ ਤੇ ਠੀਕ ਨੇ ਪਰ ਫਰਕ ਪੈ ਗਿਆ ਕਿਹਨਾਂ ਉਹ ਜਿਹੜੀ ਦਿਲ ਵਾਲੀ ਤਾਰ ਹੈ ਉਹ ਖੜਕਣੋਂ ਹਟ ਜਾਂਦੀ ਹੈ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਹੁਣ ਫਰਕ ਹੈ ਸਮਝ ਆ ਜਾਂਦੀ ਹੈ ਮਿਲਦਾ ਉਵੇਂ ਹੀ ਹੈ ਹੱਥ ਉਵੇਂ ਹੀ ਮਲਾਏਗਾ ਪਰ ਉਹਦਾ ਤੁਹਾਨੂੰ ਪਤਾ ਲੱਗ ਜੂ ਵੀ ਅੱਗੇ ਵਾਲੀ ਗੱਲ ਨਹੀਂ ਉਹ ਨਿੱਗ ਨਹੀਂ ਇਹਦੇ ਪਿਆਰ 'ਚ ਉਹ ਪਹਿਲਾਂ ਵਾਲੀ ਗੱਲ ਹੁਣ ਛੇਵੇਂ ਪਾਤਸ਼ਾਹ ਵਾਸਤੇ ਭੱਜ ਭੱਜ ਕੇ ਪ੍ਰਸ਼ਾਦਾ ਤਿਆਰ ਕਰੇ ਤੇ ਫਿਰ ਉਹ ਬਸਤਰ ਜਿਹੜੇ ਬਣਾਏ ਸੀ ਉਹ ਇਹਨੇ ਭੇਟ ਕੀਤੇ ਮਾਤਾ ਨੇ ਭੇਟ ਕਰਕੇ ਬਸਤਰ ਬਹਿ ਗਈ ਮਹਾਰਾਜ ਬਣ ਕੇ ਬਹਿ ਜਾ ਭਾਈ ਬਹਿ ਗਈ ਹੋਰ ਮਾਤਾ ਠੀਕ ਹੈ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋ ਗਈ ਤੁਸੀਂ ਆ ਗਏ ਕੀ ਚਾਹੀਦਾ ਦੱਸ ਹੁਣ ਮੰਗਦੀ ਕੀ ਹੈ ਮੰਗਣਾ ਕੀ ਹੈ ਤੁਸੀਂ ਆ ਗਏ ਹੋਰ ਕੀ ਚਾਹੀਦਾ ਨਹੀਂ ਮਾਤਾ ਕੁਛ ਤੇ ਮੰਗ ਨਾ ਮਹਾਰਾਜ ਕੁਛ ਨਹੀਂ ਚਾਹੀਦਾ ਤੀਜੀ ਵਾਰੀ ਮਹਾਰਾਜ ਕਹਿੰਦੇ ਕੁਛ ਤੇ ਮੰਗ ਇਹਦੀ ਬਸ ਮੇਰੇ ਹੀ ਮੰਗ ਹੈ ਕਿ ਮੈਂ ਲੱਗੀ ਆ ਮੱਥਾ ਟੇਕਣ ਮੇਰਾ ਸਰੀਰ ਇੱਥੇ ਹੀ ਖਤਮ ਹੋ ਜਾਵੇ ਮੇਰੀ ਇੱਥੇ ਹੀ ਜਿੰਦ ਨਿਕਲ ਜੇ ਇੱਥੇ ਹੀ ਮੈਂ ਮੱਥਾ ਟੇਕਣ ਲੱਗੀ ਆ ਇੱਥੇ ਹੀ ਜਿੰਦ ਨਿਕਲ ਜੇ ਮਾਤਾ ਕਿਉਂ ਇਹ ਮੰਗਦੀ ਐ ਬਹੁਤ ਵਾਰ ਕਿਹਾ ਨਾ ਕਾਰਬਾਰ ਤਿਆਗ ਫਕੀਰ ਹੋਵੇ ਉਹ ਜਹੇ ਫਕੀਰ ਦੇ ਕਿਆ ਜਿਹਦੇ ਸਿਰ ਤੇ ਗੁਰਾਂ ਦਾ ਹੱਥ ਹੋਵੇ ਯਾਰੋ ਉਹਦੀ ਤਕਦੀਰ ਦੇ ਕਿਆ ਕਹਿਣੇ ਕਾਰਬਾਰ ਤਿਆਗ ਫਕੀਰ ਹੋਵੇ ਉਹ ਜਹੇ ਫਕੀਰ ਦੇ ਕਿਆ ਕਹਿਣੇ ਬਿਨਾ ਮੰਗਿਓ ਕਰੇ ਮਰਾਦ ਪੂਰੀ ਸਾਡਾ ਪੀਰ ਇਹੋ ਜਹੇ ਇਹੋ ਜਹੇ ਪੀਰ ਦੇ ਕਿਆ ਕਹਿਣੇ ਕਾਰਬਾਰ ਤਿਆਗ ਫਕੀਰ ਹੋਵੇ ਉਹ ਜਹੇ ਫਕੀਰ ਦੇ ਕਿਆ ਕਹਿਣੇ ਗੁਰੂ ਚਰਨਾਂ 'ਚ ਜਿਹਦੀ ਅਖੀਰ ਹੋਵੇ ਇਹੋ ਜਹੀ ਅਖੀਰ ਦੇ ਕਿਆ ਮਹਾਰਾਜ ਇਹੀ ਮੰਗਦੀਆਂ ਲਾਸਟ ਧਾਰਨਾ ਪੜਦਾ ਆ ਮੰਗਿਆ ਸੱਚਮੁੱਚ ਮੱਥਾ ਟੇਕਿਆ ਉੱਥੇ ਹੀ ਸਾਹ ਰੁਕ ਗਏ ਜੋ ਮੰਗਿਆ ਮਿਲਿਆ ਅਤੀ ਅਤੀ ਬੋਲੋ ਸਾਰੇ ਬੋਲਿਓ ਸਭ ਦੀ ਆਵਾਜ਼ ਆਉਣੀ ਆਉਣੀ ਚਾਹੀਦੀ ਸੰਗਤ ਦੀ ਮੇਰਾ ਸਿਰ ਤੇਰੇ ਚਰਨਾਂ ਫਿਰ ਤੇਰੇ ਚਰਨਾਂ 'ਚ ਹੋਏ ਮੇਰੀ ਜਾਨ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਵੱਜ ਕੇ ਬੋਲ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਉਹ ਮੇਰਾ ਸਿਰ ਨਗਰ ਜਾਣਾ ਮੈਂ ਉਸ ਗੁਰਦੁਆਰੇ ਦੇ ਦਰਸ਼ਨ ਕੀਤੇ ਆ ਦਰਬਾਰ ਸਾਹਿਬ ਬਣਿਆ ਉੱਥੇ ਹੀ ਉਹ ਜਗ੍ਹਾ ਵੀ ਹੈ ਜਿੱਥੇ ਮਾਤਾ ਦਾ ਅੰਤਮ ਸੰਸਕਾਰ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ ਹੱਥੀਂ ਸੰਸਕਾਰ ਕੀਤਾ ਮਾਤਾ ਦਾ ਐਦਾਂ ਪ੍ਰੇਮ ਦੀ ਡੋਰ ਪੈਂਦੀ ਹੈ ਐਦਾਂ ਇੱਕ ਨਾਲ ਮਨ ਜੁੜਦਾ ਹੈ ਫਿਰ ਗੱਲ ਬਣਦੀ ਹੈ ਇਸ ਕਰਕੇ ਦਰ ਦਰ ਤੇ ਫਿਰਨਾ ਛੱਡੋ ਇੱਕ ਨਾਲ ਪਿਆਰ ਕਰੋ ਇੱਕ ਨਾਲ ਅਸਲ ਮਨੁੱਖ ਉਹ ਹੈ ਆ ਹੁਣ ਅਗਲੀਆਂ ਪੰਕਤੀਆਂ ਆਪਾਂ ਸੁਣ ਲਈਏ ਬਸ 2 ਮਿੰਟ ਦੇ ਦਿਓ ਆਪਾਂ ਅਨੰਦ ਸਾਹਿਬ ਪੜ੍ਹੀਏ ਇਕਾਗਰਤਾ ਬਣਾ ਕੇ ਰੱਖਿਓ ਅਗਲੀਆਂ ਪੰਕਤੀਆਂ ਸੁਣ ਲਿਓ ਹਾਂਜੀ ਰਹਿਆ ਪਰ ਤੂਰ ਸਦਾ ਸੰਗ ਨਹੀਂ ਹਰ ਦੂਰ ਸੋ ਸਾਹਿਬ ਰਹਿਆ ਪਰਪੂਰ ਉਹ ਪਰਮਾਤਮਾ ਸਾਰੇ ਪਰਿਪੂਰਨ ਹੈ ਸਦਾ ਤੇਰੇ ਨਾਲ ਹੈ ਤੇਰੇ ਤੋਂ ਇੱਕ ਮਿੰਟ ਵੀ ਇੱਕ ਪਲ ਵੀ ਕਦੀ ਦੂਰ ਨਹੀਂ ਜਾਂਦਾ ਉਹਨੂੰ ਨੇੜੇ ਸਮਝ ਉਹਨੂੰ ਮਹਿਸੂਸ ਕਰ ਹਾਂਜੀ ਕਬਲਾ ਚਰਨ ਸ਼ਰਨ ਹੈ ਜਾ ਕੇ ਜਨ ਕਾ ਨਾਹੀ ਕਰਤਾ ਕੇ ਲక్ష్ਮੀ ਉਹਦੇ ਚਰਨਾਂ ਵਿੱਚ ਝੁਕਦੀ ਹੈ ਦੱਸ ਉਹਦੇ ਘਰ ਵਿੱਚ ਘਾਟਾ ਕਾਦਾ ਹੈ ਕਬਲਾ ਲక్ష్ਮੀ ਉਹਦੀ ਸ਼ਰਨ ਵਿੱਚ ਹੈ ਉਹਦੇ ਘਰ ਕਾਦਾ ਘਾਟਾ ਹੈ ਭਾਈ ਤੂੰ ਉਸ ਪਰਮਾਤਮਾ ਨਾਲ ਜੁੜ ਤੈਨੂੰ ਕੋਈ ਘਾਟਾ ਨਹੀਂ ਰਹਿਣਾ ਅਗਲੀ ਪੰਕਤੀ ਸੁਣੋ ਸਭ ਕੋ ਕਹੇ ਜਸ ਕੀ ਬਾਤਾ ਸੋ ਸਮਰਥ ਨਿਜ ਪਤ ਹੈ ਦਾਤਾ ਸਾਰੇ ਉਸੇ ਦਾ ਜਸ ਗਾਉਂਦੇ ਨੇ ਕਿਉਂਕਿ ਸਭ ਉਹਦੇ ਭੈ ਵਿੱਚ ਹੈ ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚੱਲਣਾ ਹੈ ਲਖ ਦਰਿਆਓ ਸਾਰੇ ਉਸੇ ਦਾ ਹੀ ਜਸ ਗਾਉਂਦੇ ਨੇ ਉਸੇ ਨਾਲ ਹੀ ਜੁੜੇ ਹੋਏ ਨੇ ਉਹ ਸਮਰੱਥ ਹੈ ਉਹਦੇ ਬਰਾਬਰ ਹੋਰ ਕੋਈ ਨਹੀਂ ਹਾਂਜੀ ਕਹਿ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੈ ਅਵਰ ਨਾ ਹੋਈ ਭਗਤ ਕਬੀਰ ਸਾਹਿਬ ਕਹਿੰਦੇ ਨੇ ਪੂਰਨ ਮਨੁੱਖ ਭਾਈ ਉਹੀ ਹੈ ਜਿਹਦੇ ਹਿਰਦੇ 'ਚ ਕੋਈ ਦੂਜਾ ਨਹੀਂ ਬਸ ਉਹ ਪੂਰਨ ਮਨੁੱਖ ਹੈ ਅਸਲੀ ਜਿਹੜਾ ਇੱਕ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਬੇਨਤੀ ਹੈ ਇੱਕ ਨੂੰ ਨਾ ਭੁੱਲੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਇੱਕ ਪਰਮਾਤਮਾ ਨਾਲ ਜੁੜ ਕੇ ਆਪਾਂ ਜੀਵਨ ਸਫਲ ਬਣਾਈਏ ਬਾਕੀ ਬੇਨਤੀ ਹੈ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਮਿਸ਼ਨ ਵੱਲੋਂ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਬਣਾਏ ਹੈ ਨਾਬੇ ਵਿੱਚ ਵੀ ਬਣਿਆ ਤੁਹਾਡੇ ਅਮਰਗੜ੍ਹ ਬਾਗੜੀਆਂ ਹਲਕੇ ਦਾ ਵੀ ਬਣਿਆ ਇਸੇ ਤਰ੍ਹਾਂ ਮਾਲੇਰ ਕੋਟਲੇ ਵਿੱਚ ਵੀ ਦਲ ਬਣਿਆ ਇਧਰ ਮਲੌਦ ਵੀ ਬਣਿਆ ਹੈ ਰਾਏਕੋਟ ਵੀ ਨੇੜੇ ਨੇੜੇ ਸਾਰੇ ਪਾਸੇ ਸੋ ਪਿੰਡਾਂ ਪਿੰਡਾਂ ਵਿੱਚ ਪ੍ਰਚਾਰ ਕਰਨ ਵਾਸਤੇ ਡਿਊਟੀਆਂ ਲਾਈਆਂ ਗਈਆਂ ਨੇ ਵੀ ਅਲੱਗ-ਅਲੱਗ ਪਿੰਡਾਂ ਵਿੱਚ ਸਮਾਗਮ ਕਰਾਓ ਜਿਹੜੇ ਪਿੰਡਾਂ ਵਿੱਚ ਕੋਈ ਨਹੀਂ ਜਾਂਦਾ ਉਹਨਾਂ ਪਿੰਡਾਂ ਵਿੱਚ ਵੀ ਪਹੁੰਚ ਕੀਤੀ ਜਾਵੇ ਵੱਧ ਤੋਂ ਵੱਧ ਪ੍ਰਚਾਰਕ ਭੇਜੇ ਜਾਣ ਕੋਈ ਪੈਸਾ ਨਾ ਦਿਓ ਪਰ ਪ੍ਰਚਾਰਕਾਂ ਨੂੰ ਸੱਦੋ ਪਰਮੇਸ਼ਰ ਦਵਾਰ ਆ ਕੇ ਉੱਥੇ ਦੱਸੋ ਜਿਹੜਾ ਵੀ ਟਾਈਮ ਲੈ ਸਕਦੇ ਹੋ ਟਾਈਮ ਲਓ ਤੇ ਪ੍ਰੋਗਰਾਮ ਕਰਾਓ ਜਥਾ ਉੱਥੋਂ ਆਵੇ ਪ੍ਰਚਾਰਕ ਸਿੰਘ ਆਉਣ ਕਥਾਵਾਚਕ ਕਥਾ ਕਰਨ 1 ਰੁਪਈਆ ਭਾਵੇਂ ਨਾ ਦਿਓ ਪ੍ਰਬੰਧ ਕਰੋ ਥੋੜਾ ਜਿਹਾ ਸਾਊਂਡ ਦਾ ਸਿਸਟਮ ਕਰ ਲਓ ਪਿੰਡਾਂ ਪਿੰਡਾਂ ਵਿੱਚ ਉਪਰਾਲਾ ਕਰੋ ਸੋ ਇਹ ਸਾਨੂੰ ਜ਼ਰੂਰ ਅੱਜ ਦੇ ਸਮੇਂ ਦੀ ਲੋੜ ਹੈ ਪਰਮੇਸ਼ਰ ਦਵਾਰ ਗੁਰਮਤ ਕਾਲਜ ਵੀ ਖੋਲਿਆ ਜਾ ਰਿਹਾ ਹੈ ਕੰਮ ਚੱਲ ਰਿਹਾ ਉਹਦੇ ਕਮਰੇ ਬਣ ਰਹੇ ਨੇ ਹੋਸਟਲ ਬਣ ਰਿਹਾ ਤੇ ਜਿੱਥੇ ਹਰ ਸਾਲ ਜਦੋਂ ਸ਼ੁਰੂਆਤ ਹੋ ਗਈ ਅਗਲੇ 1 ਸਾਲ 100 ਫਿਰ ਅਗਲੇ ਸਾਲ 100 ਇਦਾਂ ਨਵੇਂ ਭਰਤੀ ਹੋ ਜਾ ਕਰਨਗੇ ਪੁਰਾਣੇ 2 ਸਾਲ ਦਾ ਕੋਰਸ ਕਰਕੇ ਜਾਣਗੇ ਇੰਗਲਿਸ਼ ਵਿੱਚ ਪ੍ਰਚਾਰਕ ਜਿਹੜੇ ਪ੍ਰਚਾਰ ਕਰ ਸਕਣ ਅਸੀਂ ਉੱਥੇ ਕਾਲਜ ਬਣਾ ਰਹੇ ਹਾਂ ਤੇ ਪੜ ਪੜੇ ਲਿਖੇ ਬੱਚੇ ਪਲੱਸ 2 ਪਾਸ ਬੱਚੇ ਸਾਡੇ ਕੋਲ ਆ ਕੇ ਉੱਥੇ ਕਥਾ ਸਿੱਖਣ ਚੰਗੇ ਪ੍ਰੋਫੈਸਰ ਰੱਖ ਕੇ ਕਥਾ ਵੀ ਕੀਰਤਨ ਵੀ ਪੂਰੀ ਸਿਖਲਾਈ ਦੇ ਕੇ ਤੇ ਐਸੀ ਪਿਉਂਦ ਚੜੇ ਇਹ ਗੱਲਾਂ ਕਰਦੇ ਆ ਕਹਿੰਦੇ ਇੱਕ ਪ੍ਰਚਾਰਕ ਨੂੰ ਬੰਦ ਕਰ ਦੇਾਂਗੇ 2 4 10 ਨੂੰ ਮਰਨ ਤੋਂ ਪਹਿਲਾਂ ਪਹਿਲਾਂ ਆਪਣੇ ਵਰਗੇ ਇਦਾਂ ਦੇ ਬਣਾ ਦਈਏ ਕਿੰਨਿਆਂ ਕਦੇ ਹਜ਼ਾਰਾਂ ਹੀ ਬਣ ਜਾਣਗੇ ਕਿੰਨਿਆਂ ਕਦੇ ਮੂੰਹ ਬੰਦ ਕਰ ਲੈਣਗੇ ਸੋ ਭਾਈ ਇਹ ਸਾਡੇ ਕਰਨ ਵਾਲੇ ਕੰਮ ਨੇ ਇਹ ਸਾਡੇ ਕਰਨ ਵਾਲੇ ਕੰਮ ਨੇ ਵੀ ਪ੍ਰਚਾਰਕ ਪੈਦਾ ਹੋਣ ਸੈਂਕੜੇ ਪ੍ਰਚਾਰਕ ਹੋਣ ਇੱਕ ਇੱਕ ਪਿੰਡ ਵਿੱਚ ਹਫਤਾ ਹਫਤਾ ਰਹਿਣ ਆ ਹੁਣ ਤੇ ਚਲੋ ਸਾਡੇ ਵੱਸ ਦੀ ਗੱਲ ਨਹੀਂ ਨਹੀਂ ਤੇ ਜਦੋਂ 2 ਸਾਲ ਬਾਅਦ ਦੀਵਾਨ ਲੱਗਿਆ ਕਰਨਗੇ ਨਾ ਜਿਉਂਦੇ ਰਹੇ ਫਿਰ ਮੈਂ ਇਹ ਕਿਹਾ ਕਰੂੰ ਸਟੇਜ ਤੇ ਵੀ ਲਓ ਭਾਈ ਆ ਪ੍ਰਚਾਰਕ ਵੀਰ ਮੈਂ ਤੁਹਾਨੂੰ ਦੇ ਚੱਲਿਆ ਇਹ 2 ਮਹੀਨੇ ਤੁਹਾਡੇ ਪਿੰਡ ਚ ਰਹੂ ਆ ਜਿੰਨੇ ਅੰਮ੍ਰਿਤ ਛਕਣਗੇ ਫਿਰ ਕੱਲੇ ਕੱਲੇ ਨੂੰ ਸਾਂਭਾਂਗੇ ਆਖੋ ਸਤਨਾਮ ਕੱਲੇ ਕੱਲੇ ਨੂੰ ਕੱਲਾ ਕੱਲਾ ਧਿਆਨ ਚ ਰੱਖਾਂ ਸੁਣਿਓ ਇਹ ਤੇ ਚਲੋ ਹੁਣ ਹੁਣ ਸਾਡੀ ਮਜਬੂਰੀ ਇਹ ਹੈ ਵੀ ਸਾਡੇ ਬਜਟ ਸ਼੍ਰੋਮਣੀ ਕਮੇਟੀ ਵਾਲੇ ਨਹੀਂ ਨਾ ਹੁਣ ਜੇ ਪ੍ਰਚਾਰਕ ਨੇ ਜਾਣਾ ਉਹਨੂੰ ਗੱਡੀ ਵੀ ਚਾਹੀਦੀ ਹੈ ਉਹਦੀ ਗੱਡੀ 'ਚ ਤੇਲ ਵੀ ਚਾਹੀਦਾ ਉਹਦੇ ਘਰ ਦੇ ਖਰਚੇ ਵੀ ਨੇ ਉਹਦੇ ਬੱਚੇ ਵੀ ਨੇ ਉਹਦਾ ਪਰਿਵਾਰ ਵੀ ਹੈ ਜਿਹੜਾ ਫੁੱਲ ਟਾਈਮ ਡਿਊਟੀ ਕਰੇਗਾ ਉਹਦਾ ਖਰਚਾ ਵੀ ਤੇ ਕਰਨਾ ਸੰਸਥਾ ਨੇ ਸੋ ਇੰਨੇ ਜੋਗੇ ਨਹੀਂ ਨਹੀਂ ਤੇ ਪਰ ਜਦੋਂ ਆਪਣੇ ਕੋਲ ਉੱਥੇ ਹੋਣਗੇ 100 ਸਿੰਘ ਸਾਡੇ ਕੋਲ ਹੈ ਤੇ ਮੈਂ ਤੁਹਾਡੇ ਪਿੰਡ 'ਚ ਛੱਡ ਕੇ ਜਾਵਾਂਗਾ ਵੀ ਆਹ ਸਿੰਘ ਤੁਹਾਡੇ ਪਿੰਡ ਮਹੀਨਾ ਰੱਖੋ 2 ਮਹੀਨੇ ਰੱਖੋ ਇਸ ਪਿੰਡ ਤੋਂ ਬਾਅਦ ਫਿਰ ਅਗਲੇ ਪਿੰਡ 2 ਮਹੀਨੇ ਰੱਖੋ ਰੋਜ਼ ਕਥਾ ਰੋਜ਼ ਕੀਰਤਨ ਹੋਵੇ ਰੋਜ਼ ਸੰਥਿਆ ਕਰੋ ਕੱਲੇ ਕੱਲੇ ਪਿੰਡ ਦੇ ਵਿੱਚ ਬੱਚੇ ਪੜਨ ਸੋ ਇਹ ਆਉਣ ਵਾਲੇ 2 ਸਾਲਾਂ ਤੱਕ ਹੋ ਜਾਏਗਾ ਅਜੇ ਅਜੇ ਥੋੜਾ ਜਿਹਾ ਮੁਸ਼ਕਲ ਹੈ ਬਾਕੀ ਅਸੀਂ 8-10 ਜਣੇ ਪ੍ਰਚਾਰਕ ਵੀਰਾਂ ਨੂੰ ਨਾਲ ਲੈ ਕੇ ਪਿੰਡਾਂ ਪਿੰਡਾਂ ਵਿੱਚ ਸ਼ੁਰੂ ਕੀਤਾ ਹੈ ਆ ਦੀਵਾਨ ਤੇ ਲੱਗਦੇ ਹੀ ਨੇ ਪਰ ਇਹ ਜਿਹੜੇ ਦਲ ਬਣਾਏ ਨੇ ਨਾਲ ਸਹਿਯੋਗ ਦਿਓ ਤੁਹਾਡੇ ਜਿਹੜਾ ਬਾਗੜੀਆਂ ਅਮਰਗੜ ਦਾ ਹਲਕੇ ਦਾ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਣੀ ਨੇ ਸਾਰੇ ਇਹਨਾਂ ਦੇ ਸਾਥੀ ਰਣਧੀਰ ਸਿੰਘ ਨੇ ਬਾਗੜੀਆਂ ਤੋਂ ਸਿੰਘ ਨੇ ਇਹ ਤੁਹਾਡੇ ਇਲਾਕੇ ਦਾ ਦਲ ਹੈ ਇਹਨਾਂ ਨਾਲ ਸਹਿਯੋਗ ਦੇਣਾ ਸਹਿਯੋਗ ਦਾ ਮਤਲਬ ਮਾਇਆ ਨਹੀਂ ਮੰਗਦੇ ਬਸ ਤੁਸੀਂ ਪ੍ਰਬੰਧ ਕਰ ਲਿਆ ਕਰੋ ਛੋਟਾ ਜਿਹਾ ਪਿੰਡਾਂ ਪਿੰਡਾਂ ਵਿੱਚ ਪ੍ਰੋਗਰਾਮ ਕਰਨਾ ਪਿੰਡ ਦੇ ਵਿੱਚ ਕੁਝ ਨਹੀਂ ਕਰਨਾ ਬਸ ਤੁਸੀਂ ਸੁਣਨਾਉਣਾ ਆਉਣਾ ਹੈ ਸਾਊਂਡ ਦਾ ਪ੍ਰਬੰਧ ਇਹ ਰਲ ਕੇ 50 ਸਿੰਘ ਨੇ ਕਰ ਲੈਣ ਕਰਨਗੇ ਸਾਊਂਡ ਦਾ ਪ੍ਰਬੰਧ ਛੋਟਾ ਜਿਹਾ ਹੋ ਜਾਣਾ ਹੈ ਥੋੜੇ ਜਿਹੇ ਇਸ਼ਤਿਹਾਰ ਬੈਨਰ ਲਾ ਲਓ ਨੇੜੇ ਨੇੜੇ ਦੇ 5-7 ਪਿੰਡ ਇਕੱਠੇ ਹੋ ਕੇ ਉਹ ਪ੍ਰੋਗਰਾਮ ਕਰਾਣ ਕੋਈ ਖਰਚਾ ਨਹੀਂ ਆ ਤੇ ਪ੍ਰੋਗਰਾਮ ਵੱਡਾ ਹੋ ਜਾਂਦਾ ਨਾ ਫਿਰ ਇਹਦੇ ਵਾਸਤੇ ਸਾਰਾ ਤੁਹਾਨੂੰ ਬਹਿਣ ਦਾ ਪ੍ਰਬੰਧ ਕਰਨਾ ਪੈਣਾ ਇਹ ਤੇ ਸਿਸਟਮ ਹੀ ਵੱਡਾ ਬਣ ਜਾਂਦਾ ਪਰ ਪਿੰਡਾਂ 'ਚ ਗੁਰਦੁਆਰੇ ਬਣੇ ਨੇ ਦਰਬਾਰ ਸਾਹਿਬ ਦੇ ਵਿੱਚ ਹੀ ਕਰੋ ਛੋਟੇ ਛੋਟੇ ਪ੍ਰੋਗਰਾਮ ਨੇੜੇ ਨੇੜੇ ਨੇੜੇ ਨੇੜੇ ਕਰੋ ਸੁਣੋ ਸਮਝੋ ਸੋ ਇਹ ਉਪਰਾਲੇ ਹੁਣ ਆਉਣ ਵਾਲੇ ਸਮੇਂ 'ਚ ਕਰ ਰਹੇ ਆ ਬਾਕੀ ਬਹੁਤਾ ਦੂਰ ਨਹੀਂ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬਾ ਤੁਹਾਡੇ ਨੇੜੇ ਹੀ ਹੈ ਅਸੀਂ 45 ਮਿੰਟ ਵਿੱਚ ਆ ਜਾਂਦੇ ਹਾਂ ਚਲੋ ਜ਼ਿਆਦਾ ਘੰਟਾ ਲੱਗ ਜੂ ਡੇਢ ਘੰਟਾ ਲੱਗ ਜਾਏਗਾ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਉੱਥੇ ਹੁੰਦਾ ਹੈ ਹਰ ਮਹੀਨੇ ਦਾ ਪਹਿਲਾ ਸ਼ਨੀਵਾਰ ਤੇ ਵੱਧ ਚੜ ਕੇ ਪਹੁੰਚ ਕੇ ਸੰਗਤ ਪਹੁੰਚੇ ਆ ਐਦਕੀ ਫਰਵਰੀ 6 ਫਰਵਰੀ ਦਾ ਦੀਵਾਨ ਹੈ ਵੱਧ ਚੜ ਕੇ ਪਹੁੰਚ ਕੇ ਲਾਹਾ ਲੈਣਾ ਹੁਣ ਦੀਵਾਨ ਸ਼ੁਰੂ ਹੋਣਗੇ ਡਕਾਲੇ ਵਿੱਚ ਨੇ ਨੇੜੇ ਹੀ ਹੈ ਗਾਜੇਵਾਸ ਹੈ ਨੇੜੇ ਨੇੜੇ ਦੇ ਬਹੁਤੇ ਪ੍ਰੋਗਰਾਮ ਨੇ ਕਿਉਂਕਿ ਸਿਆਲ ਦੇ ਦਿਨ ਨੇ ਰਾਤ ਦੇ ਦੀਵਾਨ ਹੁਣ ਬੰਦ ਨੇ ਥੋੜੇ ਚਿਰ ਤੱਕ ਸ਼ੁਰੂ ਹੋ ਜਾਣਗੇ ਦਿਨ ਦੇ ਪ੍ਰੋਗਰਾਮ ਨੇ ਸੋ ਸਾਰੀ ਸੰਗਤ ਦਾ ਧੰਨਵਾਦ ਤੁਸੀਂ ਤਿੰਨ ਦਿਨ ਬਹੁਤ ਧਿਆਨ ਨਾਲ ਸੁਣਿਆ ਤੇ ਪਿੰਡ ਵਿੱਚ ਲੜਾਈਆਂ ਝਗੜੇ ਪਾਰਟੀਆਂ ਛੱਡੋ ਪਾਰਟੀਬਾਜ਼ੀ ਨੇ ਸਾਡਾ ਬੇੜਾ ਬਹੁਤ ਗਰਕ ਕੀਤਾ ਆਪਣੇ ਬੱਚਿਆਂ ਦਾ ਫਿਊਚਰ ਬਣਾਓ ਪਾਰਟੀਆਂ ਕਰਕੇ ਬੜੇ ਕੰਮ ਇਦਾਂ ਦੇ ਰਹਿ ਜਾਂਦੇ ਆ ਗਰੰਟਾਂ ਨਹੀਂ ਮਿਲਦੀਆਂ ਉਹ ਕਹਿਣਗੇ ਅਸੀਂ ਕਰਾਂਗੇ ਆ ਅਸੀਂ ਸਟੇ ਸਾਡੇ ਆਮ ਪਿੰਡਾਂ 'ਚ ਮੈਂ ਉੱਥੇ ਨੇੜੇ ਵੇਖਿਆ ਇੱਕ ਪਿੰਡ ਵਾਲੇ ਆ ਕੰਮ ਕਰਨ ਲੱਗੇ ਦੂਜੇ ਸਟੇ ਲੈ ਆਏ ਜਦੋਂ ਉਹ ਆਏ ਉਹ ਲੱਗੇ ਕਰਾਣ ਉਹ ਦੂਜੇ ਸਟੇ ਲੈ ਆਏ ਇਹ ਕੰਮ ਨਹੀਂ ਹੋਇਆ ਇੱਥੇ ਹੀ ਖੜੇ ਨੇ ਪਾਰਟੀਆਂ ਬਾਜ਼ੀਆਂ 'ਚ ਇਹ ਪਾਰਟੀਆਂ ਬਾਜ਼ੀਆਂ ਛੱਡ ਦਿਓ ਪਿੰਡਾਂ 'ਚ ਬਹੁਤ ਝਗੜੇ ਨੇ ਤੁਹਾਡੇ ਬੱਚਿਆਂ ਦਾ ਫਿਊਚਰ ਬਣਾਓ ਆਉਣ ਵਾਲੀ ਪੀੜ੍ਹੀ ਤੁਹਾਡੀ ਆਸਟ੍ਰੇਲੀਆ ਪੜਨ ਜਾਏ ਕੈਨੇਡਾ ਪੜਨ ਜਾਏ ਘਰ ਘਰ ਦਾ ਬੱਚਾ ਕੈਨੇਡਾ ਅਮਰੀਕਾ ਜਾਏ ਸਾਡਾ ਚੰਗੇ ਆਫੀਸਰ ਬਣਨ ਧਿਆਨ ਇਹਨਾਂ ਗੱਲਾਂ ਵੱਲ ਦਿਓ ਅਸੀਂ ਲੜਾਈਆਂ ਪਾ ਕੇ ਬਹਿ ਜਾਂਦੇ ਆ ਮਾੜੀ ਜੀ ਗੱਲ ਪਿੱਛੇ ਮੈਂ ਇਦਾਂ ਕਿਹਾ ਫਲਾਣੇ ਨੇ ਇਦਾਂ ਕਿਹਾ ਛੱਡ ਦਿਓ ਪਾਰਟੀਆਂ ਬਾਜ਼ੀਆਂ ਤੋਂ ਉੱਚੇ ਉੱਠੋ ਤੇ ਜਦੋਂ ਦਾ ਆ ਸਮਾਗਮ ਕਰਾਉਣਾ ਨਾ ਜਿਵੇਂ ਤੁਸੀਂ ਆ ਕੀਤਾ ਹੈ ਗੁਰਦੁਆਰੇ 'ਚ ਕਥਾ ਵਾਚਕਾਂ ਨੂੰ ਸੱਦੋ ਪ੍ਰੋਗਰਾਮ ਕਰੋ ਤੇ ਜੇ ਕੋਈ ਦੂਜੇ ਭਰਾ ਕਥਾ ਕਰਾਣ ਤੁਸੀਂ ਸਾਰੇ ਨਾਲ ਤੁਰਿਆ ਕਰੋ ਚੱਲ ਭਰਾਵਾ ਤੂੰ ਕਰਦਾ ਚੱਲ ਤੇਰੇ ਇਹੋ ਜੇ ਕੰਮਾਂ ਵਿੱਚ ਪਿੱਛੇ ਨਹੀਂ ਹਟਣਾ ਜਦੋਂ ਜਦੋਂ ਕੰਮ ਆਵੇ ਧਰਮ ਦਾ ਫਿਰ ਪਾਰਟੀ ਨਹੀਂ ਅੱਗੇ ਲਿਆਉਣੀ ਜਦੋਂ ਕੰਮ ਆਵੇ ਗੁਰਦੁਆਰੇ ਦਾ ਬੱਚੇ ਨਸ਼ਾ ਛੱਡਣਗੇ ਚੰਗੇ ਪ੍ਰਚਾਰਕਾਂ ਨੂੰ ਸੱਦੋ ਫਿਰ ਉੱਥੇ ਪਾਰਟੀਆਂ ਅੱਗੇ ਨਾ ਲਿਆਇਆ ਕਰੋ ਕਿ ਫਲਾਣੀ ਪਾਰਟੀ ਨੇ ਉਹਨੂੰ ਸੱਦਿਆ ਫਲਾਣਿਆਂ ਨੇ ਇਹ ਇਹ ਨਹੀਂ ਲਿਆਉਣਾ ਵਿੱਚ ਉਦੋਂ ਇੱਕ ਹੋ ਜਾ ਕਰੋ ਇਹ ਪਾਰਟੀਆਂ ਬਾਜੀਆਂ ਤੋਂ ਨਹੀਂ ਆਪਾਂ ਉੱਠੇ ਉੱਠੀਏ ਧੰਨਵਾਦ ਸਤਿਗੁਰੂ ਜੀ ਦਾ ਕੋਟਾਨ ਕੋਟਵਾਰ ਸ਼ੁਕਰ ਹੈ ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਸਮਾਂ ਦਿੱਤਾ ਆਓ ਹੁਣ ਜਿਹੜੇ ਰਹਿ ਗਏ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਗਿਆ ਕਿ ਮੱਥਾ ਟੇਕ ਲਓ ਬਾਕੀ ਸਾਰੀ ਸੰਗਤ ਸਜੀ ਰਵੇ ਗੁਰੂ ਸਾਹਿਬ ਅੱਗੇ ਅੱਗੇ ਜਾਣਗੇ ਆਪਾਂ ਪਿੱਛੇ ਪਿੱਛੇ ਚੱਲਦੇ ਹਾਂ ਗੱਜ ਕੇ ਆਨੰਦ ਸਾਹਿਬ ਚ ਬੋਲੋ ਭਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਮਨ ਸਾਰ ਸਰੀਆਂ ਸ਼ਬਦ ਗਾਵਣ ਆਈਆਂ ਸਭੋ ਤਾਂ ਗਵ ਮਰੀ ਮੇਰਾ ਮਨ ਜੀ ਬਸਾਇਆ ਕਹਿ ਆਨਕ ਦੰਦ ਹੋਆ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਅਰਨਾਦੇ ਨਾਰੋ ਤੂੰ ਮਨ ਮੇਰੇ ਤੂੰ ਸਭ ਵਿਸਾਰ ਕੀ ਕਾਰੋ ਕਰੇ ਤੇਰਾ ਬਾਤ ਸਭ ਸਵਾਰਨਾ ਸਵਾਮੀ ਹੋ ਬਸਾਰੇ ਕਹਿ ਨਾਮ ਤੇਰੇ ਸਦਾ ਰੋ ਸਾਚੇ ਸਾਹਿਬ ਕਿਆ ਨਹੀਂ ਖਰਦੇ ਨਾਮ ਤੇਰੇ ਸਭ ਹੈ ਜੰਦੇ ਹੋ ਪਾਏ ਸਦਾ ਸੁਣ ਤੂੰ ਤੇਰੀ ਨਾਮ ਮਨ ਵਸਾਵੇ ਨਾਮ ਦਿਲ ਤੇ ਮਨ ਵਸਿਆ ਵਾਜੇ ਸ਼ਬਦ ਤੇਰੇ ਸੱਚਾ ਨਾਮ ਆਇਆ ਹੋ ਸਤਨਾਮ ਆਇਆ ਮੇਰਾ ਜਨ ਮੁਖਾਂ ਸਭ ਤੁਮਾਰਾ ਨਾਮ ਸੁਖ ਮਨ ਵਸਿਆ ਜੇ ਇੱਛਾ ਸਭ ਪੁਜਾਈ ਸਦਾ ਕੁਰਬਾਨ ਕੀ ਤਾਂ ਗੁਰ ਵਿੱਚੋਂ ਦੁਨੀਏ ਵਡਿਆਈ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਆਇਆ ਸੰਤ ਸ਼ਬਦ ਤਤ ਕਰ ਸੰਭਾਗੈ ਕਰ ਸੰਭਾਗੈ ਸ਼ਬਦ ਵਾਲੇ ਕਲਾ ਨਿਕਲ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕਟ ਤੁਮਾਰਿਆ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਕੈ ਲਾਏ ਹੈ ਨਾਨਕ ਤੈ ਕੋ ਆਦਤ ਕਰ ਅਨੰਦਵਾ ਹਰ ਤੁਸਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤੇ ਸਗਲ ਸੂਰੇ ਸੰਤ ਸਦ ਤੇ ਸਰਸੇ ਗੁਰ ਗੁਰ ਗਿਆਨੀ ਸੇ ਮੁਨੀ ਕਹਤੇ ਗੁਰ ਸਤਗੁਰ ਰਹੇ ਅੰਤਰ ਪੂਰੇ ਤਨਵੰਤ ਨਾਮ ਗੁਰ ਚਰਨ ਲਾਗੇ ਵਾਦ ਅਨਾਦ ਪੂਰੇ ਸੋ ਮਤ ਗੁਰ ਬਾਣੀ ਪਿਤਾ ਮਾਤਾ ਧਰਤ ਮਹਤ ਸਿਫਰਾ ਤੇ ਦਾ ਨਾ ਮੈਂ ਸਭ ਜਗ ਸੰਗਿਆਈਆਂ ਆਈਆਂ ਵਾਜੇ ਕਰਮ ਹਲੂ ਕਾਲ ਜਿਨੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ